ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਦ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਸ ਰੇਮ ਗਾਇਲ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਆ ਮਾਨ ਲੈ ਮੇਰੋ ਫਰੀਦ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲਿਖਾ ਰੱਬ ਮੁਗੇਸ਼ਿਆ ਤੂੰ ਆਹੋ ਕੇਰੇ ਚਲੋ ਗੁਰ ਚਾਨੀ ਗੁਰ ਸਿੱਖੀ ਚਲੋ ਗੁਰ ਚਾਲੀ ਗੁਰ ਸਿੱਖੀ ਚਲੋ ਗੁਰ ਚਾਲੇ ਹੋਰ ਸਿੱਖ ਮੀਤਾ ਚਲੋ ਗੁਰ ਚਾਲੇ ਗੁਰ ਸਿੱਖ ਮੀਤ ਚਲੋ ਗੁਰ ਚਾਲੇ

ਕਹੈ ਸੰਗਤ ਜੀ ਪਹਿਲੇ ਸਿਰਦਾਸ ਬੋਲਦਾ ਫਿਰ ਸਭ ਬੋਲਿਆ ਕਰੋ ਨਾਲ ਜੋ ਗੁਰ ਕਹੈ ਹੋਈ ਪਲ ਮਾਨੋ ਸੋਹੁਰ ਘਰ ਹੈ ਸੋਈ ਪਾਲੂ ਮਾ ਕੋ ਜੋ ਕਰ ਹੈ ਸੋਈ ਪਾਲੂ ਮਾ ਨੋ ਜੋ ਕਰ ਕਥਾ ਨਿਰਾਲੀ ਹਰ ਹਰ ਕਥਾ ਨਿਰਾਲੀ ਹਰ ਹਰ ਕਥਾ ਨਿਰਾਲੀ ਨਿਰਾਲੀ ਹਰ ਹਰ ਕਥਾ ਨਿਰਾਲੀ ਹਰ ਹਰ ਕਥਾ ਨਿਰਾਲੀ ਹਰ ਹਰ ਕਥਾ ਨਿਰਾਲੀ ਰਾਜੀ ਉਹ ਸਿੱਖ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਚਿਤ ਚਲੋ ਗੁਰ ਧਿਆਨ ਬੰਦ ਕਰਕੇ ਚੌਂਕੜੇ ਲਾ ਕੇ ਨਾਲ ਨਾਲ ਜਪੋ ਨਾਲ ਨਾਲ ਸ਼ਬਦ ਸੁਣੋ ਹਮੰਦਲੇ ਅੰਦ ਵਿਖੇ ਵਿਖ ਰਾਤੇ ਕਿਉਂ ਚੱਲ ਲਹਿ ਗੁਰ ਚੱਲੇ ਆਪੇ ਨਹੀਂ ਤੁਰਿਆ ਜਾਣਾ ਸਤਿਗੁਰੂ ਤੋਰਨਗੇ ਸੱਚ ਦੇ ਰਾਹ ਤੇ ਤਾਂ ਤੁਰਾਂਗੇ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਹੈ ਆਪਨ ਪਾਲੀ ਪੜੋ ਬਈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਪੋ ਜੀ ਜਪੋ ਜੀ ਜਪੋ ਵਾਹ ਵਾਹ ਸਿਖ ਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵੇ ਹੋ ਬੇਗੂ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਦੋ ਸਤਿ ਮਤ ਜਾਣੋ ਅੱਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਤੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਜਨ ਨਾਨਕ ਸੰਗਤ ਆ ਜਨ ਨਾਨਕ ਸੰਗ ਪੋਸਾ ਤੁਹਾਰ ਮੇਲੋ ਹਮ ਸਾਧ ਜਨਾ ਪਗਰਾਲੀ ਇਨ ਹਰ ਜਗਿਆ ਸੇ ਹਰ ਹੋਏ ਹਰ ਜਗਿਆ ਸੇ ਹਰ ਹੋਏ ਹਰ ਜਪਿਆ ਸੇ ਹਰ ਹੋਏ ਜਿਨ ਹਰ ਜਪਿਆ ਸੇ ਹਰ ਹੋਏ ਜਿਨ ਹਰ ਜਪਿਆ ਸੇ ਹਰ ਹੋਏ ਜਿਨ ਹਰ ਜਪਿਆ ਸੇ ਹਰ ਹੋਏ ਜਿਨ ਹਰ ਜਪਿਆ ਵਾਂਝੇ ਨਾ ਰਹੀਏ ਸਾਰੇ ਜਪੀਏ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਹਨੂੰ ਮਨ ਜੀਵ ਤੋਂ ਬੋਲ ਰਿਹਾ ਮਨ ਵੀ ਮੰਨੇ ਫਿਰ ਪ੍ਰਵਾਨ ਹੁੰਦਾ ਜਪਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਤਿਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਣ ਹੋ ਆਜ ਕੇ ਕਾਲੀ ਨਾਮ ਜਪਣ ਦੀ ਕਦੇ ਨਾ ਢਿਲ ਕਰੀਏ ਸਵਾਸਾਂ ਦਾ ਭਰੋਸਾ ਕੋਈ ਨਾ ਨਾਮ ਜਪਣ ਦੀ ਕਦੇ ਨਾ ਢਿਲ ਕਰੀਏ ਸਵਾਸਾਂ ਦਾ ਭਰੋਸਾ ਕੋਈ ਨਾ

ਕਰਨ ਦੀ ਕਦੇ ਨਾ ਦਿਲ ਕਰੀਏ ਹਰੀ ਖਾਸਾ ਦਾ ਭਰੋਸਾ ਕੋਈ ਨਾ ਆਪ ਜਪਣ ਦੇ ਨਾ ਦਿਲ ਕਰੀਏ ਖਾਸਾ ਦਾ ਭਰੋਸਾ ਕੋਈ ਨਾ ਦੀ ਕਦੇ ਨਾ ਦਿਲ ਕਰੀਏ ਖਾਸਾ ਦਾ ਭਰੋਸਾ ਬੋਲੋ ਜਪਣ ਵੀ ਕਦੇ ਨਾ ਢਿਲ ਕਰੀਏ ਗੁਰੂ ਦਾ ਕੋਈ ਨਾਮ ਜਪਣ ਵੀ ਨਾ ਢਿਲ ਕਰੀਏ ਵਾਹਨਾ ਦਾ ਗੁਰੂ ਦਾ ਕੋਈ ਨਾਮ ਅੜੋ ਭੈਣਾ ਬੋਲੋ ਕਦੇ ਨਾ ਢਿਲ ਕਰੀਏ ਹਰ ਬਾਬਾ ਆਸਾਂ ਦਾ ਭਰੋਸਾ ਕੋਈ ਨਾ ਬਾਬਾ ਬਾਬਾ ਆਸਾਂ ਦਾ ਕੋਈ ਨਾ ਬਾਬਾ ਬਾਬਾ ਆਸਾਂ ਦਾ ਭਰੋਸਾ ਸੰਗਿਆ ਨਾ ਕਰੋ ਬੋਲਿਆ ਕਰੋ ਵਾਸਾ ਨਾ ਕੋਈ ਕੋਈ ਨਾ ਅੱਜ ਕੇ ਭਾਈ ਗੱਜ ਕੇ ਦਾ ਭਰੋਸਾ ਕੋਈ ਨਾ ਬਾਬਾ ਸਾਦਾ ਭਰੋਸਾ ਆਪ ਜਪਣ ਦੀ ਕਦੇ ਨਾ ਢਿਲ ਕਰੀਏ ਆਸਾ ਦਾ ਭਰੋਸਾ ਕੋਈ ਨਾ ਆਪ ਜਪਣ ਦੀ ਕਦੇ ਨਾ ਢਿਲ ਕਰੀਏ ਆਸਾ ਦਾ ਭਰੋਸਾ ਕੋਈ ਨਾ ਓ ਨਾਮ ਜਪਣ ਦੀ ਕਦੇ ਨਾ ਢਿਲ ਕਰੀਏ ਆਸਾ ਦਾ ਭਰੋਸਾ ਕੋਈ ਕਰੀਏ ਆਤਮਾ ਦਾ ਭਰੋਸਾ ਕੋਈ ਕੀ ਦਾ ਕੋਈ ਨਾ ਹਰ ਜਪਿਆ ਤੇ ਹਰ ਹੋਏ ਜਨ ਹਰ ਜਪਿਆ ਸੇ ਹਰ ਹੋਏ ਜਨ ਹਰ ਜਪਿਆ

ਨੈਣ ਹਰ ਜਪਿਆ ਸੇ ਹਰ ਹੋਏ ਨੈਣ ਹਰ ਜਪਿਆ ਲਾਲੀ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੇਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਨੇ ਮਿਹਰ ਕੀਤੀ ਏ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸੁਭਾਗ ਮਿਲਿਆ ਕਾਫੀ ਸਮੇਂ ਤੋਂ ਆਪ ਜੀ ਨੇ ਜਥਿਆਂ ਪਾਸੋਂ ਹਰਜਾ ਸਰਵਣ ਕੀਤਾ ਹੈ ਰਹਿੰਦਾ ਸਮਾਂ ਵੀ ਆਪਾਂ ਸਫਲ ਕਰੀਏ ਯਤਨ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ ਸੁਣਿਆ ਜਾਏ ਮਨ ਜੁੜ ਜਾਏ ਫੇਰ ਹੀ ਲਾਭ ਹੈ ਸੰਗਤ ਵਿੱਚ ਆ ਕੇ ਹੌਲੀ ਹੌਲੀ ਸਤਿਗੁਰੂ ਨਾਲ ਪਿਆਰ ਪੈਂਦਾ ਹੈ ਬਾਣੀ ਪੜਨ ਨੂੰ ਦਿਲ ਕਰਦਾ ਹੈ ਤੇ ਸਤਿਗੁਰੂ ਨਾਲ ਜਦੋਂ ਪਿਆਰ ਪੈ ਜਾਏ ਫਿਰ ਪਰਮਾਤਮਾ ਨਾਲ ਪਿਆਰ ਪੈ ਹੈ ਬਾਣੀ ਸੁਣਦੇ ਆ ਸਮਝਦੇ ਆ ਵਿਚਾਰਦੇ ਆ ਫਿਰ ਪਰਮਾਤਮਾ ਚੰਗਾ ਲੱਗਣ ਲੱਗ ਪੈਂਦਾ ਵਾਹਿਗੁਰੂ ਜੀ ਨਾਲ ਪਿਆਰ ਪੈਣ ਲੱਗ ਜਾਂਦਾ ਹੌਲੀ ਹੌਲੀ ਪਹਿਲਾਂ ਸੰਗਤ ਵਿੱਚ ਆ ਕੇ ਇਦਾਂ ਹੀ ਜਸ ਗਾਈਏ ਸੁਣੀਏ ਹੌਲੀ ਹੌਲੀ ਲਗਨ ਲੱਗਦੀ ਏ ਲਗਨ ਤੇ ਇਸੇ ਤਰ੍ਹਾਂ ਹੀ ਐ ਜੇ ਚਸ਼ਮਾ ਧਰਤੀ ਚੋਂ ਫੁੱਟੇ ਨਾ ਭਾਵੇਂ ਸਦੀਆਂ ਲੰਘ ਜਾਣ ਪੱਥਰਾਂ ਦੇ ਵਿੱਚੋਂ ਚਸ਼ਮੇ ਫੁੱਟਦੇ ਨੇ ਸਦੀਆਂ ਹੀ ਲੰਘ ਜਾਂਦੀਆਂ ਨੇ ਵਿੱਚੇ ਹੀ ਐ ਪਾਣੀ ਆਉਂਦਾ ਹੀ ਨਹੀਂ ਬਾਹਰ ਪਰ ਜਦੋਂ ਪੱਥਰਾਂ ਦਾ ਸੀਨਾ ਚੀਰ ਕੇ ਪਾਣੀ ਇੱਕ ਵਾਰੀ ਬਾਹਰ ਆ ਜੇ ਨਾ ਚਸ਼ਮਾ ਬਣ ਜੇ ਸਹੀ ਇੱਕ ਵਾਰੀ ਉਹ ਥੋੜਾ ਜਿਹਾ ਦੋ ਚਾਰ ਇੱਕ ਵਾਰੀ ਇੱਕ ਬੂੰਦ ਆ ਗਈ 2 10 50 ਫਿਰ ਹੌਲੀ-ਹੌਲੀ ਉਹ ਇੱਕ ਵਾਰੀ ਚਸ਼ਮਾ ਫੁੱਟੇ ਸਹੀ ਮੁੜ ਕੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਉਸ ਪਾਣੀ ਨੂੰ ਚਸ਼ਮੇ ਨੂੰ ਬੰਦ ਕਰ ਸਕੇ ਇੱਕ ਵਾਰੀ ਉਹਨੂੰ ਰਾਹ ਮਿਲਣਾ ਚਾਹੀਦਾ ਨਾ ਆਵੇ ਭਾਵੇਂ ਸਦੀਆਂ ਲੰਘ ਜਾਣ ਇਦਾਂ ਹੀ ਹੁੰਦਾ ਹੈ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਗੁਰਬਾਣੀ ਨਾਲ ਨਾ ਪਵੇ ਭਾਵੇਂ ਆਪਾਂ ਇਦਾਂ ਹੀ ਬੁੱਢੇ ਹੋ ਜੀ ਨਾ ਪਵੇ ਇਦਾਂ ਹੀ ਆ ਜੇ ਅੰਤ ਸਮਾਂ ਨਾ ਪਵੇ ਇਦਾਂ ਹੀ ਉਹ ਵੇਖੋ ਮੜੀਆਂ ਤੇ ਪਿਆ ਕਬਰਸਤਾਨ ਚ ਮੜੀਆਂ ਵਿੱਚ ਲੱਕੜਾਂ ਤੇ ਪਿਆ ਇਦੋਂ ਵੱਡੀ ਦੁਰਘਟਨਾ ਕੀ ਹੋਏਗੀ ਕਿ ਰੱਬ ਨਾਲ ਪਿਆਰ ਹੀ ਨਹੀਂ ਪਿਆ ਮਰ ਗਿਆ ਇਦਾਂ ਦੁਰਘਟਨਾਵਾਂ ਕਿੰਨੀਆਂ ਹੁੰਦੀਆਂ ਨੇ ਆਵਾ ਕਹਿੰਦੇ ਆ ਜੀ ਇੱਕ ਦੁਰਘਟਨਾ ਹੋ ਗਈ ਆ ਦੁਰਘਟਨਾ ਹੋ ਗਈ ਪਰ ਸਭ ਨਾਲੋਂ ਵੱਡੀ ਦੁਰਘਟਨਾ ਇਹ ਹੈ ਕਿ ਪ੍ਰੇਮ ਤੋਂ ਸਖਣਾ ਹੀ ਦੁਨੀਆ ਚੋਂ ਚੱਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਏਦੂ ਵੱਡੀ ਦੁਰਘਟਨਾ ਹੀ ਕੋਈ ਏਦੂ ਵੱਡੀ ਦੁਰਘਟਨਾ ਕੋਈ ਨਹੀਂ ਏਦੂ ਵੱਡੀ ਮਾੜੀ ਗੱਲ ਹੀ ਕੋਈ ਨਹੀਂ ਕਿ ਬੰਦਾ ਸੰਸਾਰ 'ਚ ਆਇਆ ਸੀ ਅਕਾਲ ਪੁਰਖ ਵਾਹਿਗੁਰੂ ਇਹਨੂੰ ਚਲਾ ਰਿਹਾ ਸੀ ਮੂਲ ਇਹਦਾ ਪਰਮਾਤਮਾ ਸੀ ਉਹਦੀ ਚੇਤਨਾ ਨਾਲ ਹੀ ਸਾਹ ਲੈਂਦਾ ਸੀ ਉਹਦੇ ਕਰਕੇ ਹੀ ਇਹ ਸੀ ਜਿਹਦੇ ਕਰਕੇ ਇਹ ਸੀ ਇਹਨੂੰ ਉਹਦਾ ਪਤਾ ਹੀ ਨਹੀਂ ਲੱਗਿਆ ਹੁਣ ਬੀਜ ਤੋਂ ਹੀ ਦਰਖਤ ਬਣਦਾ ਹੈ ਹੁਣ ਲੱਗਦਾ ਵੀ ਇਹ ਬੀਜ ਤੋਂ ਕਿਦਾਂ ਦਰਖਤ ਬਣ ਜਾਏਗਾ ਹੁਣ ਨਿਕਾ ਜਿਹਾ ਬੀਜ ਹੈ ਹੁਣ ਜੇ ਕੋਈ ਕਵੇ ਵੀ ਆ ਵੇਖ ਬਿਲਕੁਲ ਛੋਟਾ ਜਿਹਾ ਬੀਜ ਹੈ ਇਹਦੇ ਵਿੱਚ ਬੋੜ ਹੈ ਕਿੱਡਾ ਵੱਡਾ ਹੁੰਦਾ ਬੋੜ ਦਾ ਦਰਖਤ ਮੰਨੀ ਤੇ ਨਹੀਂ ਨਾ ਜਾਂਦੀ ਗੱਲ ਵੀ ਇਹਦੇ ਵਿੱਚ ਕਿੱਥੇ ਬੋੜ ਹੈ ਹੈ ਤੇ ਵਿੱਚ ਹੀ ਹੈ ਹੁਣ ਅਗਲਾ ਕਹਿੰਦਾ ਫਿਰ ਧਰਤੀ 'ਚ ਬੀਜੋ ਪਾਣੀ ਲਾਓ ਇਹਦਾ ਧਿਆਨ ਰੱਖੋ ਬਸ 2-4 ਸਾਲ ਉਡੀਕ ਕਰ ਲਓ ਇਹਦੇ ਵਿੱਚੋਂ ਹੀ ਬੋੜ ਨਿਕਲ ਆਉਣਾ ਹੈ ਹੈ ਤੇ ਵਿੱਚ ਹੀ ਇਹਦੇ ਵੇਖ ਕੇ ਤੇ ਨਹੀਂ ਮਨ ਮੰਨਦਾ ਵੀ ਇਹਦੇ ਵਿੱਚ ਕਿੱਥੇ ਹੈ ਹੈ ਤੇ ਸਾਡੇ ਅੰਦਰ ਹੀ ਐਡਾ ਵੱਡਾ ਪਰਮਾਤਮਾ ਜੋ ਬ੍ਰਹਮੰਡੇ ਸੋਈ ਪਿੰਡੇ ਪਰ ਕਰਨਾ ਕੀ ਪਏਗਾ ਜੋ ਖੋਜੈ ਸੋ ਪਾਵੈ ਕਹਿੰਦੇ ਤੇਰੇ ਸਰੀਰ 'ਚ ਵੀ ਓਡਾ ਹੀ ਵੱਡਾ ਜਿੱਡਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਤੇਰੇ ਸਰੀਰ 'ਚ ਵੀ ਹੈ ਹੁਣ ਬਲੱਡ ਦੀ ਇੱਕ ਬੂੰਦ ਹੀ ਲੈਂਦੇ ਨੇ ਟੈਸਟ ਕਰ ਲੈਂਦੇ ਨੇ ਵੀ ਤੇਰੇ ਸਰੀਰ ਸਾਰੇ 'ਚ ਸ਼ੂਗਰ ਕਿੰਨੀ ਹੈ ਹੁਣ ਇੱਕ ਬੂੰਦ ਤੋਂ ਹੀ ਸਾਰੇ ਸਰੀਰ ਦੀ ਡਾਇਬਟੀਜ਼ ਦਾ ਪਤਾ ਲੱਗ ਜਾਂਦਾ ਨਾ ਕੋਲੇਸਟ੍ਰੋਲ ਕਿੰਨਾ ਵਧਿਆ ਹੈ ਪਤਾ ਲੱਗ ਜਾਂਦਾ ਥੋੜਾ ਜਿਹਾ ਬਲੱਡ ਲੈਣਗੇ ਸਾਰੇ ਟੈਸਟ ਕਰ ਲੈਂਦੇ ਨੇ ਵੇਖੋ ਪੂਰੇ ਸਰੀਰ ਦਾ ਪਤਾ ਲੱਗ ਜਾਂਦਾ ਥੋੜੇ ਜੇ ਚੋਂ ਹੀ ਐਡਾ ਵੱਡਾ ਕਾਲਪੁਰਖ ਪੁਰਖ ਵਾਹਿਗੁਰੂ ਹੈ ਬਾਹਰ ਜਾਏਗਾ ਬਾਹਰ ਤੇ ਨਹੀਂ ਲੱਭ ਸਕਿਆ ਕੋਈ ਅੱਜ ਤੱਕ ਨਾ ਲੱਭਣਾ ਹੈ ਬਸ ਆਪੇ ਦੇ ਅੰਦਰ ਨੂੰ ਲੱਭ ਲੈ ਆਪਣੇ ਆਪ ਨੂੰ ਵੇਖ ਲੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪਛਾਣ ਜਿੱਥੋਂ ਜੰਮਿਆ ਸੀ ਜਿੱਥੋਂ ਜਿੱਥੋਂ ਸਾਹ ਲੈਣਾ ਬਸ ਇਹਨੂੰ ਵੇਖ ਕਿੱਥੋਂ ਆਉਂਦਾ ਕਿਵੇਂ ਆਉਂਦਾ ਕਿਵੇਂ ਚੱਲਦਾ ਇਦਾਂ ਦੇ ਸਵਾਲ ਅੰਦਰ ਪੈਦਾ ਕਰ ਫਿਰ ਤੈਨੂੰ ਜਵਾਬ ਮਿਲਣਗੇ ਗੁਰੂ ਗ੍ਰੰਥ ਸਾਹਿਬ ਤੋਂ ਮਿਲਣਗੇ ਬਾਣੀ ਪੜਦਿਆਂ ਪੜਦਿਆਂ ਫਿਰ ਆਪਣੇ ਅੰਦਰੋਂ ਹੀ ਲੱਭਣ ਲੱਗ ਪੈਂਦੇ ਨੇ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ ਐਦਾਂ ਹੀ ਫਿਰ ਸਬੰਧ ਬਣ ਜਾਂਦਾ ਨਾ ਗੁਰਬਾਣੀ ਨੂੰ ਸਮਝ ਕੇ ਸੁਣ ਕੇ ਫਿਰ ਇਹ ਜਿਹੜੇ ਕੁਐਸਚਨ ਸਾਡੇ ਅੰਦਰ ਸਵਾਲ ਸਵਾਲ ਖੜੇ ਹੋਣਗੇ ਵੀ ਕਿੱਦਾਂ ਚੱਲਦਾ ਹੈ ਇਦਾਂ ਦੇ ਸਵਾਲ ਜਦੋਂ ਆਪਾਂ ਕਰਾਂਗੇ ਆਪਣੇ ਆਪ ਨੂੰ ਪੁੱਛਾਂਗੇ ਫਿਰ ਪਤਾ ਲੱਗੇਗਾ ਵੇਖੋ ਨਾ ਜੀ ਆਪੇ ਦੀ ਪਛਾਣ ਕਰਨੀ ਮੂਲ ਦੀ ਪਛਾਣ ਕਰਨੀ ਹੁਣ ਜਿਵੇਂ ਆਪਾਂ ਕਣਕ ਬੀਜਤੀ ਇਹ ਤੋਂ ਪਹਿਲਾਂ ਆਪਾਂ ਕੀ ਲਾਇਆ ਸੀ ਝੋਨਾ ਜੀਰੀ ਮੂੰਜੀ ਚੌਲ ਆਪਾਂ ਕਹਿੰਦੇ ਕਈ ਨਾਂ ਨੇ ਕਈ ਇਲਾਕਿਆਂ 'ਚ ਝੋਨਾ ਕਹਿੰਦੇ ਨੇ ਕਈ ਇਲਾਕਿਆਂ 'ਚ ਜੀਰੀ ਕਹਿੰਦੇ ਨੇ ਹੁਣ ਆਪਾਂ ਵੇਖੋ ਜੀਰੀ ਲਾਈ ਜੇ ਕੋਈ ਪੁੱਛਦਾ ਹੈ ਭਾਈ ਕੀ ਲਾਇਆ ਜੀਰੀ ਲਾਈ ਐ ਕੀ ਫਿਰ ਫਸਲ ਬੀਜ ਰਿਹਾ ਕੀ ਬੀਜਦਾ ਹੈ ਜੀਰੀ ਹੈ ਝੋਨਾ ਪਾਣੀ ਕਿੰਨੂੰ ਲਾਉਣਾ ਹੈ ਝੋਨੇ ਨੂੰ ਦਵਾਈ ਕਿੰਨੂੰ ਪਾਉਣਾ ਹੈ ਝੋਨੇ 'ਚ ਜੀਰੀ 'ਚ 4 ਮਹੀਨੇ ਕਹਿੰਦਾ ਰਿਹਾ ਝੋਨਾ ਝੋਨਾ ਜੀਰੀ ਜੀਰੀ ਹੁਣ ਭਾਈ ਪਲ ਗਈ ਜੀਰੀ ਵੱਢ ਲਓ ਜੀਰੀ ਭਰੇ ਬਣਾ ਲਓ ਜੀਰੀ ਭਰਿਆਂ ਤੋਂ ਨਿੱਕੀ ਜੀ ਪੂਲੀ ਬਣਾ ਲਓ ਜੀਰੀ ਢੜ ਬਣਾ ਲਓ ਜਾਂ ਡਰਮ ਰੱਖ ਲਓ ਐਦਾਂ ਹੱਥ 'ਚ ਪੂਲੀ ਫੜ ਲੈ ਪੂਲਾ ਬਣਾ ਕੇ ਪੂਲੀ ਪੂਲਾ ਕਹਿ ਲੋ ਚਾਹੇ ਐ ਫੜ ਲਓ ਹੱਥ 'ਚ ਹੁਣ ਕੀ ਐ ਜੀਰੀ ਜ਼ੋਰ ਨਾਲ ਡਰਮ ਤੇ ਮਾਰ ਉਹ ਸਿੱਟਦੀ ਪਰ ਹੁਣ ਕੀ ਹੋ ਗਿਆ ਕਹਿੰਦੇ ਪਰਾਲੀ ਪੰਜ ਮਹੀਨਿਆਂ ਦਾ ਕਹੀ ਜਾਂਦਾ ਸੀ ਜੀਰੀ ਜੀਰੀ ਮੂੰਜੀ ਇਹ ਕੀ ਹੈ ਜੀ ਝੋਨਾ ਡਰਮ ਤੇ ਮਾਰੀ ਉਹ ਸਿੱਟਤੀ ਲਹੋਣੇ ਦਾ ਹੁਣ ਪਰਵਾਹ ਹੀ ਨਹੀਂ ਭਾਵੇਂ ਅੱਗ ਲੱਗ ਜੇ ਭਾਵੇਂ ਕੋਈ ਚੱਕ ਕੇ ਲੈ ਜੇ ਹੁਣ ਡਰੀ ਨਹੀਂ ਪਹਿਲਾਂ ਡਰਦਾ ਸੀ ਸਾਹਮ ਸਾਹਮ ਰੱਖਦਾ ਸੀ ਭਲਾ ਕਿਉਂ ਬੇਕਦਰੀ ਹੋ ਗਈ ਇੱਕ ਸੈਕਿੰਡ ਵਿੱਚ ਹੀ ਕਿਉਂ ਇਦਾਂ ਹੋ ਗਿਆ ਆਪਣੇ ਮੂਲ ਨਾਲੋਂ ਟੁੱਟ ਗਈ ਪੈਦਾ ਕਿੱਥੋਂ ਹੋਈ ਸੀ ਉਸੇ ਬੀਜ ਤੋਂ ਹੀ ਪੈਦਾ ਹੋਈ ਸੀ ਨਾ ਜਿਹੜੇ ਉੱਤੇ ਲੱਗੇ ਹੋਏ ਸੀ ਉਹਦੇ ਜਿਹੜੀ ਬੱਲੀਆਂ ਤੇ ਲੱਗਦੇ ਨੇ ਉਹ ਇੱਕ ਤੋਂ ਹੀ ਬਣਿਆ ਸੀ ਬਸ ਉਹ ਮੂਲ ਟੁੱਟਿਆ ਨਹੀਂ ਜੀਰੀ ਪਰਾਲੀ ਹੋ ਗਈ ਉਹ ਬੇਕਦਰੀ ਹੈ ਹੁਣ ਕਹਿੰਦੇ ਥੱਲੇ ਵਿਛਾ ਲਓ ਬੇਕਦਰੀ ਹੋ ਗਈ ਲਤਾੜੀ ਗਈ ਹੁਣ ਕੋਈ ਚੁੱਕ ਕੇ ਵੀ ਲੈ ਜੇ ਤਾਂ ਵੀ ਡਰ ਨਹੀਂ ਅੱਗ ਵੀ ਲੱਗ ਗਈ ਬਹੁਤੀ ਚਿੰਤਾ ਨਹੀਂ ਕਰਦਾ ਫਿਰ ਅੱਗ ਲੱਗ ਗਈ ਆਪਾਂ ਤੇ ਆਪ ਲਾਉਂਦੇ ਨੇ ਲੋਕੀ ਅੱਗਾਂ ਪਰਾਲੀ ਹੋਈ ਹੈ ਅੱਗ ਲਾਉਂਦੇ ਆ ਜਿਹਨੂੰ ਆਪਾਂ ਤੇ ਆਪ ਲਾਵਾਂਗੇ ਅੱਗ ਫਿਰ ਉਦਾਂ ਅੱਗ ਨੇੜੇ ਨਹੀਂ ਜਾਣ ਦਿੰਦੇ ਕਿਉਂਕਿ ਮੂਲ ਮੂਲ ਨਾਲੋਂ ਟੁੱਟ ਗਈ ਬਿਲਕੁਲ ਸੱਚ ਹੈ ਜਿਹੜਾ ਤੇ ਮੂਲ ਨਾਲ ਜੁੜਿਆ ਹੈ ਉਹਦੇ ਵਰਗਾ ਤੇ ਮਹਾਨ ਕੋਈ ਨਹੀਂ ਉਹਦੀ ਤੇ ਕੀਮਤ ਹੀ ਕੋਈ ਨਹੀਂ ਉਹਦਾ ਤੇ ਮੁੱਲ ਹੀ ਕੋਈ ਨਹੀਂ ਗੁਰਬਾਣੀ ਮੁਤਾਬਕ ਸਭ ਨਾਲੋਂ ਮਹਿੰਗਾ ਬੰਦਾ ਹੈ ਉਹ ਸਾਰਿਆਂ ਨਾਲੋਂ ਵੱਧ ਕਦਰ ਉਹਦੀ ਹੈ ਸਾਗਰ ਹੈ ਨਾ ਗੁਣਾ ਦਾ ਆਪੇ ਨਾਲ ਜੁੜਿਆ ਆਪਣੇ ਵਿਚਾਰਾਂ ਨੂੰ ਪੜਦਾ ਹੈ ਆਪਣੇ ਮੂਲ ਨੂੰ ਜਾਣਦਾ ਹੈ ਤੇ ਜਿਹੜਾ ਆਪਣੇ ਮੂਲ ਨੂੰ ਨਹੀਂ ਜਾਣਦਾ ਮੈਂ ਕਿੱਥੋਂ ਪੈਦਾ ਹੋਇਆ ਮੇਰਾ ਮਾਲਕ ਕੌਣ ਹੈ ਇਹ ਆਪਣੇ ਆਪ ਨੂੰ ਮਾਲਕ ਮੰਨੀ ਜਾਂਦਾ ਵੀ ਮੈਂ ਹੀ ਆ ਸਰੀਰ ਨੂੰ ਹੀ ਆਪ ਮੰਨੀ ਜਾਂਦਾ ਵੀ ਸਰੀਰ ਹੀ ਬਸ ਇਹੀ ਮੈਂ ਆ ਪਰ ਜਿੰਨਾ ਚਿਰ ਉਹ ਆਪੇ ਸਾਡਾ ਮਾਲਕ ਕੌਣ ਹੈ ਸਾਡਾ ਮੂਲ ਕੌਣ ਹੈ ਜਿੰਨਾ ਚਿਰ ਉਹਦਾ ਪਤਾ ਨਹੀਂ ਲੱਗਦਾ ਉਹਨਾਂ ਚਿਰ ਕੋਈ ਕੀਮਤ ਨਹੀਂ ਸਾਡੀ ਐਦਾਂ ਹੀ ਸੜ ਗਏ ਐਦਾਂ ਹੀ ਮਰ ਗਏ ਮੂਲ ਦਾ ਪਤਾ ਹੀ ਨਾ ਲੱਗਾ ਜਦੋਂ ਆਪਣੇ ਅੰਦਰ ਬੈਠਾ ਵੇਖਦੇ ਆ ਫੇਰ ਲੱਗਦਾ ਅੱਛਾ ਕਿਵੇਂ ਉਹ ਸਾਡੇ ਅੰਦਰ ਬੈਠਾ ਸਾਨੂੰ ਚਲਾ ਰਿਹਾ ਮੈਂ ਉਹਦੀ ਅੰਸਾ ਮੈਂ ਉਹਦੀ ਜੋਤ ਆ ਉਹਦੇ ਨੂਰ ਤੋਂ ਪੈਦਾ ਹੋਇਆ ਏਕ ਨੂਰ ਤੇ ਸਭ ਜਗ ਉਪਜਿਆ ਇੱਕ ਨੂਰ ਤੋਂ ਬਣਿਆ ਸੀ ਫਿਰ ਸਮਝ ਪੈਂਦੀ ਉਹ ਕਮਲਿਆ ਮਨਾ ਕਮਲਿਆ ਮਰਨਾ ਤੇ ਸਰੀਰ ਨੇ ਐ ਨੂਰ ਤੇ ਮਰਦਾ ਹੀ ਨਹੀਂ ਜੇ ਧਿਆਨ ਨਾਲ ਸਮਝ ਲਈਏ ਅਸੀਂ ਵੀ ਨਹੀਂ ਮਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਗਿਆਨ ਹੋ ਜਾਏ ਬੰਦਾ ਮਰ ਨਹੀਂ ਸਕਦਾ ਜਦੋਂ ਨੌਲੇਜ ਵੱਧ ਜਾਏ ਡੀਪ ਚਲਿਆ ਜਾਵੇ ਗਹਿਰਾਈ 'ਚ ਜਾਵੇ ਡੂੰਗਾ ਜਾਵੇ ਜਿਵੇਂ ਜਿਵੇਂ ਗਹਿਰਾਈ 'ਚ ਜਾਏਗਾ ਇੰਨਾ ਵੀ ਪਤਾ ਲੱਗ ਜਾਏਗਾ ਕਿ ਮੈਂ ਵੀ ਨਹੀਂ ਮਰਦਾ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਭਇਆ ਕਿਉਂ ਕੌਣ ਮਰਿਆ ਕੋਈ ਨਹੀਂ ਮਰਦਾ ਸਰੀਰ ਮਰਦਾ ਹੈ ਬਾ ਜਿਹੜੇ ਆਪਣੇ ਆਪ ਨੂੰ ਸਰੀਰ ਸਮਝਦੇ ਨੇ ਉਹ ਡਰਦੇ ਨੇ ਮਰਾਂਗੇ ਐਦਾਂ ਹੋ ਜੂ ਆ ਹੋ ਜੂ ਐਦਾਂ ਚੱਲਦਾ ਰਹਿੰਦਾ ਪਰ ਗੁਰਬਾਣੀ ਨੂੰ ਸਮਝਦਿਆਂ ਸਮਝਦਿਆਂ ਜਿੱਥੇ ਸਾਨੂੰ ਜਿਉਣ ਦਾ ਚੱਜ ਆਉਂਦਾ ਹੈ ਖਾਣ ਦਾ ਚੱਜ ਆਉਂਦਾ ਹੈ ਪਹਿਨਣ ਦਾ ਚੱਜ ਆਉਂਦਾ ਹੈ ਬੋਲਣ ਦਾ ਚੱਜ ਆਉਂਦਾ ਹੈ ਚੱਲਣ ਦਾ ਚੱਜ ਆਉਂਦਾ ਹੈ ਸਾਰੇ ਤਰ੍ਹਾਂ ਦੇ ਚੱਜ ਸਾਡੇ ਗੁਰੂ ਜੀ ਸਿਖਾਉਂਦੇ ਨੇ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗਾ ਦੁੱਖ ਚੱਜ ਆਉਂਦਾ ਹੈ ਹੌਲੀ ਹੌਲੀ ਹੌਲੀ ਹੌਲੀ ਇਹ ਵੀ ਪਤਾ ਲੱਗ ਜਾਂਦਾ ਵੀ ਮੈਂ ਕੀ ਆ ਤੇ ਵੇਖੋ ਗੁਰੂ ਜੀ ਕਹਿ ਰਹੇ ਨੇ ਜਿਹੜਾ ਬਚਨ ਆਪਾਂ ਮੂਲ ਦੀ ਗੱਲ ਕਰਦੇ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਕਹਿੰਦੇ ਨੇ ਮਨ ਹਰ ਜੀ ਤੇਰੇ ਨਾਲ ਹੈ ਉਹ ਤੇਰੇ ਨਾਲ ਹੀ ਹੈ ਕਿਵੇਂ ਪਤਾ ਲੱਗੇਗਾ ਜੀ ਤਾਸ਼ਾਂ ਖੇਡ ਖੇਡ ਕੇ ਕਿਉਂ ਬਈ ਤਾਸ਼ਾਂ ਖੇਡ ਖੇਡ ਕੇ ਸਾਰਾ ਦਿਨ ਐ ਪਤਾ ਲੱਗ ਜੂ 12 ਵਜੇ ਤੱਕ ਫਿਲਮਾਂ ਵੇਖ ਕੇ ਪਤਾ ਲੱਗ ਜੂ ਕਿਵੇਂ ਪਤਾ ਲੱਗੇਗਾ ਸਾਰੀ ਸਾਰੀ ਰਾਤ ਯਾਰਾਂ ਬੇਲੀਆਂ ਨਾਲ ਘੁੰਮਦੇ ਰਹੋ ਗੱਪਾਂ ਮਾਰਦੇ ਰਹੋ ਉਹਦੀ ਗੱਲ ਤੋੜ ਲੋ ਕਦੇ ਉਹਦੀ ਚੁਗਲੀ ਕਰ ਲੋ ਇਦਾਂ ਹੋ ਜੂ ਕਿਤੇ ਮਨ ਹਰਜੀ ਤੇਰੇ ਨਾਲ ਹੈ ਹੈ ਨਾਲ ਪਤਾ ਕਿਵੇਂ ਲੱਗੇ ਜਿਵੇਂ ਕੱਲ ਬੇਨਤੀ ਕੀਤੀ ਸੀ ਨਾਲ ਉਹ ਬੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣਾ ਮੂੜਾ ਹੈ ਤੇ ਨਾਲ ਹੀ ਹੈ ਪਰ ਪਤਾ ਕਿਵੇਂ ਲੱਗੇਗਾ ਮਨ ਹਰਜੀ ਤੇਰੇ ਨਾਲ ਹੈ ਨਾਲ ਹੈ ਨਾਲ ਹੈ ਜੀ ਕਿਵੇਂ ਪਤਾ ਲੱਗਦਾ ਹੈ ਗੁਰਮਤੀ ਰੰਗ ਮਾਣ ਗੁਰੂ ਤੋਂ ਮਤ ਲੈ ਲੈ ਰੰਗ ਲੈ ਰੰਗ ਦਾ ਮਤਲਬ ਹੈ ਪ੍ਰੇਮ ਰੰਗ ਦਾ ਅਰਥ ਪੇਂਟ ਨਹੀਂ ਹੁੰਦਾ ਪ੍ਰੇਮ ਹੁੰਦਾ ਰੰਗ ਉਹਦੇ ਉਹਦੇ ਰੰਗ ਵਿੱਚ ਉਹਦੇ ਪਿਆਰ ਵਿੱਚ ਰੰਗਿਆ ਜਾ ਪਰ ਕਿਵੇਂ ਗੁਰਮਤੀ ਗੁਰੂ ਤੋਂ ਮਤ ਲੈ ਆਪਣੇ ਆਪ ਨਹੀਂ ਹੋਣਾ ਗੁਰਬਾਣੀ ਪੜ੍ਹੀਏ ਗੁਰਬਾਣੀ ਸਮਝੀਏ ਗੁਰਬਾਣੀ ਨੂੰ ਜਦੋਂ ਆਪਾਂ ਘਰਾਂ 'ਚ ਬਹਿ ਬਹਿ ਕੇ ਪੜਾਂਗੇ ਪੜ੍ਹਦੇ ਰਾਂਗੇ ਪੜ੍ਹਦੇ ਰਾਂਗੇ ਬਸ ਫਿਰ ਹੌਲੀ ਹੌਲੀ ਤੇ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਫਿਰ ਪਿਆਰਾ ਫਿਰ ਰੱਬ ਨਾਲ ਪੈ ਜਾਵੇ ਜਿਹੜੇ ਨੇ ਜਿਹੜੇ ਬੰਦੇ ਨੇ ਗੁਰਬਾਣੀ ਪੜਨ ਦਾ ਸ਼ੌਂਕ ਨਹੀਂ ਜਿੰਨੂੰ ਉਹਦਾ ਕਿਦਾਂ ਪ੍ਰੇਮ ਪੈਗਾ ਗੁਰਬਾਣੀ ਪੜੇਗਾ ਫਿਰ ਰੱਬ ਨਾਲ ਨੇ ਆਪੇ ਪੈ ਜਾਣਾ ਪਰਮਾਤਮਾ ਨਾਲ ਪਿਆਰ ਫਿਰ ਆਪੇ ਪੈ ਜਾਣਾ ਇਸ ਕਰਕੇ ਭਾਈ ਲੋੜ ਹੁਣ ਕਾਦੀ ਐ ਦੇਰ ਨਾ ਲਾਵੋ ਗੁਰ ਹੋ ਬੇਗ ਬੇਗਾਲੀ ਛੇਤੀ ਕਰੋ ਬੇਗ ਦਾ ਅਰਥ ਹੁੰਦਾ ਛੇਤੀ ਜਿਵੇਂ ਆਪਾਂ ਪੜ੍ਹਦੇ ਆ ਬੇਗ ਮਿਲੋ ਜਨ ਕਰ ਨਾ ਬਿਲੰਬਾ ਨਹਿ ਬਲੰਮ ਧਰਮੰ ਬਲੰਮ ਪਾਪੰ ਬਲੰਮ ਹੁੰਦਾ ਦੇਰੀ ਬਲੰਬ ਕਰਨਾ ਦੇਰੀ ਕਰਨੀ ਕਹਿੰਦੇ ਬੇਗ ਹੁੰਦਾ ਛੇਤੀ ਬੇਗ ਮਿਲੋ ਮਤਲਬ ਛੇਤੀ ਮਿਲੋ ਇੱਥੇ ਕਹਿੰਦੇ ਨੇ ਗੁਰ ਸੇਵੇ ਹੋ ਬੇਗ ਬੇਗਾਲੀ ਕਹਿੰਦੇ ਛੇਤੀ ਕਰ ਢਿੱਲ ਨਾ ਕਰਿਆ ਕਰ ਬਹਾਨੇ ਨਾ ਬਣਾਇਆ ਕਰ ਸਾਰਿਆਂ ਨੇ ਪੈਂਡਿੰਗ ਰੱਖਿਆ ਹੋਇਆ ਹੈ ਪਹਿਲਾਂ ਪੁੱਤ ਵਿਆਹ ਲੋ ਫਿਰ ਕਹਿੰਦੇ ਪੋਤਾ ਵਿਆਹ ਲੋ ਬਸ ਆ ਇੱਕ ਵਿਆਹ ਰਹਿ ਗਿਆ ਫਿਰ ਆਪਾਂ ਤੇ ਅੰਮ੍ਰਿਤ ਛਕ ਲੈਣਾ ਗੁਰੂ ਵਾਲੇ ਬਣ ਜਾਣਾ ਵਿਆਹ ਇੱਕ ਹੀ ਰਹਿ ਗਿਆ ਬਸ ਸਾਡੇ ਘਰ 'ਚ ਨਵੇੜ ਲਈਏ ਐਦਾਂ ਹੀ ਕਰੀ ਜਾਂਦੇ ਸਾਰੀ ਬਹੁਤ ਬਜ਼ੁਰਗਾਂ ਨੂੰ ਪੁੱਛੀਦਾ ਬਾਪੂ ਜੀ ਅੰਮ੍ਰਿਤ ਛਕ ਲੋ ਹੁਣ ਆਜੋ ਇੱਧਰ ਨੂੰ ਬਸ ਆ ਇੱਕ ਹੀ ਰਹਿ ਗਿਆ ਇਸ ਤੋਂ ਬਾਅਦ ਕਰ ਲਾਂਗੇ ਇੱਧਰ ਨੂੰ ਆ ਜਾਣਾ ਇਹੋ ਜਿਹਾ ਤੂੰ ਵਿਆਹ 'ਚ ਕੀ ਕਰਨਾ ਹੈ ਕੀ ਕਰੇਗਾ ਤੂੰ ਇਹੋ ਜਿਹਾ ਬਸ ਇਦਾਂ ਹੀ ਢਿੱਲ ਕਰੀ ਜਾਂਦੇ ਕਰਦੇ ਆ ਜੀ ਸੋਚਦੇ ਆ ਜੀ ਮਨ ਬਣਾਉਨੇ ਆ ਜੀ ਢਿੱਲ ਨਾ ਕਰੀਏ ਹਰ ਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀ ਹੈ ਮਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ ਰਾਮ ਕੀ ਪਤਾ ਸਾਹ ਦਾ ਸਾ ਅੰਦਰ ਗਿਆ ਇਹਨੇ ਮੁੜ ਕੇ ਬਾਹਰ ਆਉਣਾ ਕਿ ਨਹੀਂ ਆਉਣਾ ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੋਹਤ ਨਾ ਜਾਣ ਦਮ ਆ ਰਿਹਾ ਤੇ ਆਦਮੀ ਆਦਮੀ ਦਮ ਆ ਰਿਹਾ ਤੇ ਆਦਮੀ ਫਿਰ ਨਹੀਂ ਤੇ ਮਿੱਟੀ ਦੀ ਡੇਰੀ ਕੁਝ ਵੀ ਨਹੀਂ ਫਿਰ ਢਿੱਲ ਕਾਦੀ ਕਰਨੀ ਹੈ ਵੇਖੋ ਜੀ ਟਰੈਕਟਰ ਇਦਾਂ ਹੀ ਚੱਲਣਗੇ ਬਸ ਇੰਨਾ ਫਰਕ ਪੈ ਜਾਣਾ ਹੈ ਵੀ ਗਾਤਰਾ ਸ੍ਰੀ ਸਾਹਿਬ ਹੋਏਗਾ ਜੀਵਨ ਚੰਗਾ ਹੈ ਹੁਣ ਟੇਪ ਮਾੜੀ ਕੰਨ ਦੇ ਕੋਲ ਲੱਗੀ ਹੁੰਦੀ ਬਸ ਫਿਰ ਇੰਨਾ ਫਰਕ ਪੈ ਜਾਏਗਾ ਵੀ ਬਾਣੀ ਵਾਲੀ ਲਾਏਗਾ ਕੰਨ ਕੋਲ ਵੱਜੇਗੀ ਤੇ ਸਹੀ ਬਟਾਡੀ ਚੱਲਣਗੇ ਕੀਰਤਨ ਸੁਣੇਗਾ ਫਰਕ ਇੰਨਾ ਪੈਗਾ ਹੁਣ ਜਰਦੇ ਨੇ ਸ਼ਰਾਬਾਂ ਨੇ ਲੜਾਈ ਹੈ ਕਲੇਸ਼ ਹੈ ਫਿਰ ਸੁੱਖ ਹੈ 6 ਵਜੇ ਆ ਸਿਆਲ ਆ ਗਿਆ 6 ਵਜੇ ਰੋਟੀ ਖਾ ਲੈਂਦਾ ਉਦਾਂ 10 ਵਜੇ ਤੱਕ ਬੈਠਾ ਰਹਿੰਦਾ ਸੀ ਕੋਈ ਨਹੀਂ ਹੋਰ ਪੱਗ ਪੈਗ ਹਾੜਾ ਲਾ ਲਓ ਹਾੜਾ ਵੀ ਕਹਿੰਦੇ ਨੇ ਕਿ ਪੈਗ ਲਾ ਲਓ ਹੋਰ ਚੱਲਣ ਦਿਓ ਇੱਕ ਇੱਕ ਹੋਰ ਇੱਕ ਹੋਰ 10 ਵਜਾ ਦਿੰਦੇ ਨੇ ਰਾਤ ਦੇ ਘਰ ਵਾਲੀ ਵਿਚਾਰੀ ਅੱਡ ਦੁਖੀ ਹੈ ਨਿਆਣੇ ਅੱਡ ਨਹੀਂ ਸੌਂਦੇ ਨਿਆਣੇ ਵੀ ਦੁਖੀ ਨੇ ਘਰ ਵਾਲੀ ਵੀ ਦੁਖੀ ਹੈ ਸਾਰਾ ਹੀ ਟੱਬਰ ਦੁਖੀ ਹੈ ਬਸ ਇੰਨਾ ਫਰਕ ਪੈ ਜਾਏਗਾ ਵੇਲੇ ਨਾਲ ਪ੍ਰਸ਼ਾਦਾ ਛਕਿਆ ਜਾਣਾ ਵੇਲੇ ਨਾਲ ਸੌਂ ਜਾਏਗਾ ਵੇਲੇ ਨਾਲ ਉੱਠੇਗਾ ਗੁਰਦੁਆਰੇ ਜਾਏਗਾ ਹੁਣ ਇਸ਼ਨਾਨ ਨਹੀਂ ਕਰਦਾ ਫਿਰ ਇਸ਼ਨਾਨ ਕਰੇਗਾ ਹੁਣ ਸੁਸਤੀ ਪਈ ਰਹਿੰਦੀ ਅੱਖਾਂ ਦੇ ਵਿੱਚ ਫਿਰ ਚੁਸਤ ਰਹੇਗਾ ਕਾਇਮ ਰਹੇਗਾ ਹੁਣ ਜਿਹੜਾ ਰੋਜ਼ ਸਵੇਰੇ ਉੱਠ ਕੇ 4 ਵਜੇ 5 ਵਜੇ ਗੁਰਦੁਆਰੇ ਜਾਏਗਾ ਫਰਤੀਲਾ ਤੇ ਆਪੇ ਹੀ ਹੋ ਗਿਆ ਕਿਉਂਕਿ ਉਹਨੇ ਉੱਠਣਾ ਹੈ ਜਿਹੜਾ ਉੱਠ ਕੇ ਗੁਰਦੁਆਰੇ ਜਾਏਗਾ ਤਿਆਰ ਹੋਏਗਾ ਪੱਗ ਬੰਨੇਗਾ ਤੁਸੀਂ ਪੱਗ ਹੀ ਢਿੱਲੜ ਜੀ ਬੰਨ ਲਓ ਢਿੱਲੇ ਰਹੋਗੇ ਸਾਰਾ ਦਿਨ ਪੱਗ ਹੀ ਕੱਸ ਕੇ ਬੰਨੀ ਹੋਵੇ ਬੰਦਾ ਕਾਇਮ ਜਿਆ ਰਹਿੰਦਾ ਸਵੇਰੇ ਇਸ਼ਨਾਨ ਕਰਕੇ ਤੁਸੀਂ ਤੁਰੋ ਹੁਣ ਜੇ ਸਵੇਰੇ ਸਵੇਰੇ ਇਸ਼ਨਾਨ ਕੀਤਾ ਹੈ ਅੱਧਾ ਤੇ ਵੈਸੇ ਹੀ ਉਹ ਕਾਇਮ ਹੋ ਗਿਆ 50% ਤੇ ਫਿਰ ਗੁਰਦੁਆਰੇ ਤੱਕ ਉਹਨੇ ਜਾਣਾ ਵੀ ਹੈ ਆਉਣਾ ਵੀ ਹੈ ਉਹ ਅੱਧਾ ਤੇ ਵੈਸੇ ਹੀ ਠੀਕ ਹੋ ਜਾਂਦਾ ਹੈ ਜਿਹੜਾ ਬੰਦਾ ਗੁਰਦੁਆਰੇ ਜਾਏਗਾ ਤੁਰ ਕੇ ਪੈਦਲ ਆਉਣਾ ਹੈ ਉਹਨੇ ਉਹਦੀ ਸੈਰ ਵੀ ਹੋ ਗਈ ਉਦਾਂ ਹੀ ਉਹ ਤੇ ਕਾਇਮ ਹੋ ਜਾਂਦਾ ਆਪਣੇ ਆਪ ਹੀ ਫਰਕ ਪਏਗਾ ਨਾ ਫਿਰ ਤੇਰੀ ਕੋਈ ਫੁੰਦਾ ਨਹੀਂ ਤੇਰੇ ਤੋਂ ਕੁਝ ਸਭ ਕੁਝ ਇਦਾਂ ਹੀ ਚੱਲਣਾ ਹੈ ਗੁਰਸਿੱਖ ਵੀ ਰੰਗ ਮਾਣਦੇ ਨੇ ਖੁਸ਼ੀਆਂ ਗੁਰਸਿੱਖ ਵੀ ਮਨਾਉਂਦੇ ਨੇ ਉਹ ਕਿਹੜਾ ਦੁਖੀ ਰਹਿੰਦੇ ਨੇ ਹਰ ਵੇਲੇ ਖਾਂਦੇ ਉਹ ਵੀ ਨੇ ਪਰ ਮਾੜਾ ਨਹੀਂ ਖਾਂਦੇ ਪਹਿਨਦੇ ਉਹ ਵੀ ਨੇ ਪਰ ਇਦਾਂ ਦਾ ਨਹੀਂ ਪਾਉਂਦੇ ਜਿਹੜਾ ਤੰਗੀ ਕਰੀ ਰੱਖੇ ਇਦਾਂ ਦਾ ਨਹੀਂ ਪਾਉਂਦੇ ਵੀ ਬੈਠੇ ਰਹੀਏ ਫਾਸੀ ਜਾਈਏ ਕੱਪੜਿਆਂ 'ਚ ਇਦਾਂ ਦਾ ਨਹੀਂ ਪਾਉਂਦੇ ਵੀ ਫਸੇ ਹੀ ਰਹੋ ਕੱਪੜਿਆਂ 'ਚ ਤੰਗੀ ਹੋਈ ਜਾਓ ਇੱਕ ਤੇ ਹੋ ਗਿਆ ਨਾ ਕੱਪੜੇ ਪਾਣੇ ਇੱਕ ਕੱਪੜਿਆਂ 'ਚ ਫਸਣਾ ਕੱਪੜਿਆਂ 'ਚ ਫਸੇ ਹੀ ਬੈਠੇ ਰਹੋਗੇ ਬੰਦਾ ਇਦਾਂ ਹੀ ਸੋਚੀ ਜਾਏ ਵੀ ਯਾਰ ਔਖਾ ਹੀ ਹੋਈ ਜਾਂਦਾ ਪੇਟ ਵੀ ਕਸਿਆ ਪਿਆ ਹੈ ਸਾਰਾ ਸਰੀਰ ਬੁਰਾ ਹਾਲ ਉਹ ਇਦਾਂ ਦਾ ਨਹੀਂ ਪਾਉਂਦਾ ਵੀ ਜਿਹੜਾ ਤੰਗ ਹੀ ਹੋਈ ਜਾਵੇ ਕਿਉਂ ਹੋਵੇ ਖਾਵਾਂਗੇ ਫਿਰ ਵੀ ਪਰ ਖਾਣ ਤੇ ਥੋੜਾ ਕੰਟਰੋਲ ਰਹੇਗਾ ਇਹ ਨਹੀਂ ਫਿਰ ਗਿਆਨ ਵਾਲਾ ਬੰਦਾ ਹਿਸਾਬ ਜੇ ਨਾਲ ਖਾ ਲੈਂਦਾ ਤੇ ਜਿਹਨੂੰ ਨਹੀਂ ਸੋਝੀ ਉਹਨੇ ਛੱਕ ਕੇ ਸੱਤ ਪ੍ਰਸ਼ਾਦੇ ਪਰੌਂਠੇ ਸਵੇਰੇ ਹੀ ਮੂਲੀ ਵਾਲੇ ਉਦੋਂ ਬਾਅਦ ਚੂਰਨ ਮੰਗਦਾ ਫਿਰਦਾ ਕਹਿੰਦਾ ਤਜਾਬ ਬਣ ਗਿਆ ਹੁਣ ਚੂਰਨ ਦਿਓ ਉਤੋਂ ਦੀ ਫਿਰ ਇਦਾਂ ਕਰਾਂਗੇ ਇੰਨਾ ਫਰਕ ਪਏਗਾ ਭਾਈ ਫਿਰ ਦਵਾਈਆਂ ਦਵਾਈਆਂ ਦਾ ਅਸਰ ਘਟ ਜਾਏਗਾ ਉਹ ਛੱਡ ਦੇਾਂਗੇ ਹੌਲੀ ਹੌਲੀ ਖਾਣਾ ਸੈੱਟ ਜਿਹਾ ਹੋ ਜਾਂਦਾ ਹੈ ਪਹਿਨਣਾ ਠੀਕ ਹੋ ਜਾਂਦਾ ਹੈ ਤੁਰਨਾ ਫਿਰਨਾ ਬਦਲ ਜਾਂਦਾ ਹੈ ਰਹਿਣੀ ਬਹਿਣੀ ਕਹਿਣੀ ਸਹਿਣੀ ਇਹਨਾਂ ਸਾਰੀਆਂ ਗੱਲਾਂ ਦਾ ਹੀ ਫਰਕ ਪੈ ਜਾਂਦਾ ਹੈ ਰਹਿਣੀ ਹੋਰ ਹੋ ਜਾਂਦੀ ਹੈ ਬੋਲਣਾ ਬਦਲ ਜਾਂਦਾ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਬੋਲਣੀ ਵੀ ਸੋਹਣੀ ਹੋ ਜਾਂਦੀ ਹੈ ਫਿਰ ਜਦੋਂ ਪਿਆਰ ਰੱਬ ਨਾਲ ਪੈ ਜਾਏ ਮੋਹ ਅਕਾਲ ਪੁਰਖ ਵਾਹਿਗੁਰੂ ਨਾਲ ਪੈ ਜਾਂਦਾ ਹੈ ਫਿਰ ਬੋਲਣੀ ਵੀ ਸਹੀ ਹੋ ਜਾਂਦੀ ਹੈ ਹੁਣ ਗੱਲ-ਗੱਲ ਤੇ ਗਾਲ ਕੱਢਦਾ ਜੇ ਕਹੀਦਾ ਵੀ ਨਾ ਕੱਢਿਆ ਕਰ ਕਹਿੰਦੇ ਨਿਕਲ ਜਾਂਦੀ ਪਤਾ ਹੀ ਨਹੀਂ ਲੱਗਦਾ ਵੀ ਤੂੰ ਗਾਲਾਂ ਨਾ ਕੱਢਿਆ ਕਰ ਕਹਿੰਦੇ ਪਤਾ ਹੀ ਨਹੀਂ ਲੱਗਦਾ ਨਿਕਲ ਜਾਂਦੀ ਆਦਤ ਪਈ ਹੈ ਪਰ ਜਿਹੜਾ ਜਿਹੜਾ ਅੰਦਰੋਂ ਪਰਮਾਤਮਾ ਵਾਹਿਗੁਰੂ ਜੀ ਨਾਲ ਜੁੜ ਜਾਂਦਾ ਹੈ ਅੰਦਰੋਂ ਜਿੰਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰੇ ਉਹਨਾਂ ਦੀ ਬੋਲੀ ਵੀ ਚੰਗੀ ਹੋ ਜਾਏਗੀ ਆਪਣੇ ਆਪ ਹੀ ਅੱਖਾਂ ਇਹੀ ਰਹਿਣਗੀਆਂ ਵੇਖਣਾ ਬਦਲੇਗਾ ਕੰਨ ਇਹੀ ਰਹਿਣਗੇ ਸੁਣਨਾ ਬਦਲੇਗਾ ਹੱਥ ਪੈਰ ਇਹੀ ਰਹਿਣਗੇ ਕਰਮ ਬਦਲ ਜਾਣਗੇ ਕਰਮ ਕਰਮ ਬਦਲ ਜਾਣ ਹੋਰ ਕੀ ਚਾਹੀਦਾ ਨਹੀਂ ਤੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਏ ਵੈਦ ਨਾ ਭੋਲੇ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਰੋਗੀ ਬਿਲ ਲਾਏ ਜਿਹੜੇ ਅੰਦਰੋਂ ਅਕਾਲ ਪੁਰਖ ਨਾਲੋਂ ਸੱਚ ਨਾਲੋਂ ਟੁੱਟੇ ਹੋਏ ਨੇ ਮਾੜਾ ਖਾਈ ਜਾਂਦੇ ਨੇ ਮਾੜਾ ਹੁਣ ਵੇਖੋ ਨਾ ਰਿਸ਼ਤਿਆਂ ਦਾ ਕਿੰਨਾ ਫਰਕ ਪੈ ਗਿਆ ਅੱਜ ਕੱਲ ਲੋਕੀ ਪਹਿਲਾਂ ਵਾਂਗੂ ਹੁਣ ਦਿਖਾਵੇ ਜਿੰਨੇ ਵੱਧ ਰਹੇ ਨੇ ਆਪਣੇ ਆਪ ਨੂੰ ਦਿਖਾ ਲਓ ਆਪਣਾ ਸਰੀਰ ਦਿਖਾ ਲਓ ਆਪਣੇ ਗਹਿਣੇ ਵਿਖਾ ਲਓ ਆਪਣੇ ਆਪ ਨੂੰ ਵਿਖਾਣਾ ਵਿਖਾਣਾ ਵਿਖਾਣਾ ਜਿੰਨਾ ਲੋਕੀ ਮਾਡਰਨ ਹੋਈ ਜਾਂਦੇ ਨੇ ਸਟ੍ਰੈਸ ਉਨੀ ਵਧੀ ਜਾਂਦੀ ਹੈ ਪੁਰਾਣੇ ਲੋਕੀ ਇੰਨੇ ਚਿੰਤਤ ਨਹੀਂ ਸੀ ਜਿੰਨੇ ਆਪਾਂ ਚਿੰਤਤ ਆ ਹੁਣ ਹੁਣ ਤੇ 15 ਸਾਲਾਂ ਦਾ ਬੱਚਾ ਚਿੰਤਤ ਹੈ 10 ਸਾਲ ਦਾ ਬੱਚਾ ਚਿੰਤਾ 'ਚ ਫਸਿਆ ਹੋਇਆ ਹੁਣ ਪੁਰਾਣੇ 10 ਸਾਲ ਦੇ ਜਿੰਨੇ ਤੁਹਾਡੇ 'ਚ ਬਜ਼ੁਰਗ ਹੈ ਜਦੋਂ ਨਿਆਣੇ ਸੀ ਕਾਦੀ ਚਿੰਤਾ ਸੀ ਸਵੇਰੇ ਉੱਠ ਕੇ ਆ ਕਰਨਾ ਹੁਣ ਵਾਲਿਆਂ ਨੂੰ ਇਦਾਂ ਹੀ ਫਿਕਰ ਪਿਆ ਰਹਿੰਦਾ ਵੀ ਕੀ ਖੁਰਾਂਗੇ ਫੋਨ ਕਿੱਥੋਂ ਆਉਣਾ ਹੈ ਬੈਲੈਂਸ ਹੈ ਨਹੀਂ ਪੈਸੇ ਮੁੱਕ ਗਏ ਡੈਡੀ ਦਊ ਕਿ ਨਹੀਂ ਦਊ ਇੱਥੋਂ ਹੀ ਚੱਲ ਪੈਂਦਾ ਕੰਮ ਸਟ੍ਰੈਸ ਵੱਧ ਗਈ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਬਹੁਤ ਸਟ੍ਰੈਸ ਵੱਧ ਗਈ ਮਟੀਰੀਅਲ ਜਿੰਨਾ ਵੱਧ ਗਿਆ ਉਨੀ ਸਟ੍ਰੈਸ ਵੱਧ ਗਈ ਤੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਮਟੀਰੀਅਲ ਵੱਧ ਗਿਆ ਸਟ੍ਰੈਸ ਵੱਧ ਗਈ ਇਹਦਾ ਇਲਾਜ ਕੀ ਹੈ ਹੁਣ ਅੱਗੇ ਨਾਲੋਂ ਜ਼ਿਆਦਾ ਬਾਣੀ ਪੜ੍ਹਨੀ ਪਵੇਗੀ ਹੁਣ ਤਾਂ ਬਚਾ ਹੈ ਹੁਣ ਵੇਖੋ ਨਾ ਸਾਡੇ ਉੱਥੇ ਪੁਰਾਣੇ ਸਮਿਆਂ 'ਚ ਸਾਡਾ ਪੁਰਾਣਾ ਸਮਾਂ ਤੇ ਨਹੀਂ ਮੈਂ ਕਹਿ ਸਕਦਾ 18 ਕੁ ਸਾਲ ਦੀ ਗੱਲ ਤੇ ਹੁਣ ਹਜਾਦ ਹੀ ਹੈ ਹੁਣ ਜਦੋਂ ਆਪਾਂ 10 12 13 ਸਾਲ ਦੀ ਉਮਰ ਵਿੱਚ ਤੇ ਵੇਖਿਆ ਸਾਡੇ ਉੱਥੇ ਦੀਵਾਨ ਲੱਗਦੇ ਹੁੰਦੇ ਸੰਤਾਂ ਦੇ ਮਹਾਪੁਰਸ਼ਾਂ ਨੇ ਆਉਣਾ ਬਾਬੇ ਲੂਲੋਂ ਵਾਲੇ ਆਉਂਦੇ ਹੁੰਦੇ ਬਾਬਾ ਹਰਦੇਵ ਸਿੰਘ ਹੋਣੀ ਉਸ ਇਲਾਕੇ 'ਚ ਪ੍ਰਚਾਰ ਕਰਦੇ ਸੀ ਨੇੜੇ ਹੀ ਪੈਂਦਾ ਢੱਡਰੀਆਂ ਦੂਰ ਨਹੀਂ ਵਿੱਚ ਦੀ ਨੇੜੇ ਹੀ ਹੈ ਸਾਡੇ ਇਲਾਕੇ 'ਚ ਹੋਰ ਵੀ ਰਾੜਾ ਸਾਹਿਬ ਤੋਂ ਆਉਣਾ ਮਹਾਂਪੁਰਸ਼ਾਂ ਨੇ ਅਸੀਂ ਉਹਨਾਂ ਦੇ ਦੀਵਾਨ ਸੁਣਨੇ ਇੰਨਾ ਅਸਰ ਹੁੰਦਾ ਸੀ ਵੇਖਿਓ ਜਿੱਦਾਂ ਹੁਣ ਆਪਾਂ ਦੀਵਾਨ ਲੱਗਾ ਇਦਾਂ ਤੇ ਸਾਨੂੰ ਸਾਲ-ਸਾਲ ਉਹ ਯਾਦ ਰਹਿੰਦਾ ਸੀ ਸਾਲ-ਸਾਲ ਨਹੀਂ ਸੀ ਭੁੱਲਦਾ ਕਿਉਂਕਿ ਸੁਣਨ ਨੂੰ ਹੀ ਉਹ ਕੁਝ ਮਿਲਦਾ ਸੀ ਹੋਰ ਕੁਝ ਹੈ ਹੀ ਨਹੀਂ ਸੀ ਸੁਣਨ ਨੂੰ ਦੀਵਾਨ ਸੁਣ ਲਿਆ ਨਾ ਤੇ ਟੀਵੀ ਹੁੰਦੇ ਸੀ ਉਦੋਂ ਇੰਨੇ ਨਾ ਕੋਈ ਟੀਵੀ ਦੇ ਪ੍ਰੋਗਰਾਮ ਹੁੰਦੇ ਸੀ ਨਾ ਕੋਈ ਲਾਈਵ ਟੈਲੀਕਾਸਟ ਹੁੰਦਾ ਸੀ ਵੀ ਹਰਮੰਦਰ ਸਾਹਿਬ ਦਾ ਕੀਰਤਨ ਰੋਜ਼ ਸੁਣੀਏ ਨਾ ਕੋਈ ਕਥਾ ਨਾ ਕੋਈ ਕੀਰਤਨ ਹੁੰਦਾ ਕੀ ਸੀ ਬਸ ਇੱਕ ਦੀਵਾਨ ਸੁਣ ਲਿਆ ਉਹਦਾ ਅਸਰ ਸਾਲ ਰਹਿੰਦਾ ਸੀ ਸਾਲ ਹੁਣ ਹੁਣ ਆ ਦੀਵਾਨ ਸੁਣ ਲਿਆ ਇੱਥੇ ਕਈਆਂ ਦੇ ਤੇ ਫੋਨ ਇੱਥੇ ਹੀ ਆਨ ਹੋਣਗੇ ਬੰਦ ਹੀ ਨਹੀਂ ਕੀਤੇ ਵਿੱਚ ਹੀ ਮੈਸੇਜ ਚੈੱਕ ਕਰੀ ਜਾਂਦੇ ਨੇ ਵੀ ਕਿੰਨੇ ਆ ਗਏ ਵਿੱਚੇ ਹੀ ਚੈੱਕ ਕਰੀ ਜਾਣਾ ਵੀ WhatsApp ਤੇ ਕੀ ਆ ਗਿਆ ਮੇਰੇ ਮੈਸੇਜ ਇਦਾਂ ਹੀ ਚੈੱਕ ਕਰੀ ਵਿੱਚੇ ਹੀ ਦੀਵਾਨ ਚ ਅੱਛਾ ਉਸ ਤੋਂ ਬਾਅਦ ਮੈਮਰੀ ਵੀਕ ਹੋ ਗਈ ਧਿਆਨ ਨਾਲ ਸਮਝਿਓ ਅੱਜ ਕੱਲ ਦੇ ਹਿਸਾਬ ਨਾਲ ਗੱਲ ਕਰੀਏ ਨਾ ਫਿਰ ਸਮਝ ਪੈਂਦੀ ਏ ਦਿਮਾਗ 'ਚ ਵੜਦੀ ਏ ਗੱਲ ਬਹੁਤੀ ਫਿਲਾਸਫੀ ਘੋਟਣ ਦਾ ਫਾਇਦਾ ਨਹੀਂ ਆਪਾਂ ਫਿਲਾਸਫਰ ਨਹੀਂ ਆਪਾਂ ਅਸੀਂ ਵੀ ਸਿੰਪਲ ਹੀ ਆ ਤੇ ਆਪਾਂ ਵੀ ਮੈਨੂੰ ਪਤਾ ਹੈ ਕੋਈ ਕੋਈ ਗੁਰਮੁਖ ਚੜ੍ਹਦੀ ਕਲਾ ਵਾਲਾ ਵਿੱਚ ਬੈਠਾ ਹੋਵੇ ਇੱਕ ਇੱਕ ਸ਼ਬਦ ਵੇਖਦੇ ਨੇ ਕਈ ਪਰ ਸਾਦਾ ਸਿਸਟਮ ਹੈ ਸਾਦਾ ਇਲਾਕਾ ਹੈ ਸਾਡਾ ਸਾਦੀਆਂ ਗੱਲਾਂ ਫਿਰ ਛੇਤੀ ਪਕੜ ਚ ਆ ਜਾਂਦੀਆਂ ਨੇ ਹੁਣ ਵੇਖੋ ਕਈ ਇੱਥੇ ਹੀ ਚੈੱਕ ਕਰੀ ਜਾਂਦੇ ਨੇ ਕੀ ਆ ਗਿਆ ਅੱਛਾ ਕਈਆਂ ਨੇ ਇੱਥੋਂ ਨਿਕਲ ਜਾਣਾ ਹੈ ਸਭ ਤੋਂ ਪਹਿਲਾਂ ਬਾਹਰ ਜਾ ਕੇ ਫੋਨ ਖੋਲਣਾ ਹੈ ਫਿਰ 5-7 ਵੀਡੀਓ ਆ ਕੀ ਆਇਆ ਉਹਨੂੰ ਵੇਖ ਲਿਆ ਫਿਰ ਦੂਜਾ ਕੀ ਆਇਆ ਆ ਵੇਖ ਲਿਆ ਫਿਰ ਤੀਜਾ ਕੀ ਆਇਆ ਆ ਵੇਖ ਲਿਆ ਮਾਫ ਕਰਨਾ ਕਈਆਂ ਦੇ ਤੇ ਦੀਵਾਨ ਦਾ ਜਿਹੜਾ ਸੁਣਿਆ ਇਹਦਾ ਅਸਰ 15 ਮਿੰਟ 'ਚ ਖਤਮ ਹੋ ਜਾਣਾ ਹੈ ਕਈਆਂ ਦਾ ਰਾਤ ਤੱਕ ਜਾ ਕੇ ਟੀਵੀ ਲਾ ਲੈਣਾ ਇੰਨੇ ਚੈਨਲ ਕੋਈ ਹਿਸਾਬ ਹੀ ਨਹੀਂ ਗਿਣਤੀ ਕੋਈ ਨਹੀਂ ਇੱਥੇ ਪੰਜ ਸੱਤ ਧਾਰਨਾ ਸੁਣੀਆਂ ਨੇ ਉੱਥੇ ਪਤਾ ਨਹੀਂ ਕਿੰਨੇ ਕ ਗੀਤ ਸੁਣ ਲੈਣੇ ਨੇ ਨੇ 2-4 ਘੰਟਿਆਂ 'ਚ ਕਿੰਨਾ ਕੁਝ ਜਾ ਕੇ ਵੇਖ ਲੈਣਾ ਹੈ ਫਿਰ ਮਾਫ ਕਰਨਾ ਕੋਈ ਵਿਰਲਾ ਹੁੰਦਾ ਵਿਰਲਾ ਜਿਹਦੇ ਕੱਲ ਤੱਕ 24 ਘੰਟੇ ਵੀ ਦੀਵਾਨ ਯਾਦ ਰਹੇ ਜੇ ਦਿਮਾਗ 'ਚ ਰਹਿ ਜਾਣ ਗੱਲਾਂ ਨਾ ਨਿਕਲ ਜਾਂਦੀਆਂ ਨੇ ਨਾਲ ਦੀ ਨਾਲ ਹੀ ਇੰਨਾ ਕੁਝ ਅੱਗੇ ਵੇਖਣ ਨੂੰ ਤਿਆਰ ਹੈ ਆ ਜਾ ਆ ਜਾ ਮੈਂ ਬੈਠਾ ਆ ਜਾ ਬਾਬਾ ਬੈਠਾ ਡੀਕਦਾ ਕਰ ਟੀਵੀ ਬਾਬਾ ਵੀ ਆ ਜਾ ਸਾਰਾ ਡਿਲੀਟ ਕਰ ਦੂੰ ਤੇਰੇ ਦਿਮਾਗ ਚੋਂ ਮੈਂ ਤੂੰ ਲੈ ਕੇ ਆ ਕੀ ਲੈ ਕੇ ਆਏਗਾ ਕੀ ਸੁਣ ਕੇ ਲਿਆਏਗਾ ਮੈਂ ਤੇਰੇ ਲਈ ਪ੍ਰੋਗਰਾਮ ਤਿਆਰ ਕਰੀ ਬੈਠਾ ਡਿਲੀਟ ਕਰ ਦੂੰ ਸਾਰਾ ਹੋ ਜਾਂਦਾ ਅਸਰ ਹੀ ਕੋਈ ਸਮਝਿਓ ਪਹਿਲੇ ਸਮਿਆਂ 'ਚ ਸੀ ਕਿ ਕੁਝ ਸੁਣ ਲਿਆ ਇੱਕ ਗੱਲ ਅੱਧਾ ਘੰਟਾ ਸੁਣ ਲਈ ਭੁੱਲਦੀ ਹੋਈ ਨਹੀਂ ਸੀ ਮੈਮਰੀ ਇਦਾਂ ਦੀ ਸੀ ਹੁਣ ਐਡਾ ਪੁੱਠਾ ਕੁਝ ਸੁਣਨ ਨੂੰ ਮਿਲ ਰਿਹਾ ਹੈ ਇੰਨਾ ਕੁਝ ਅੱਜ ਕੱਲ ਸਮਾਜ ਵਿੱਚ ਹੈ ਕਿ ਬੜਾ ਔਖਾ ਹੈ ਤੇ ਚੰਗੀ ਸਿੱਖਿਆ ਲੈਣ ਵਾਲੇ ਸਵੇਰੇ ਸ਼ਾਮ ਕੀਰਤਨ ਸੁਣਨ ਵਾਲੇ ਤੇ ਕੋਈ ਕੋਈ ਹੈ ਮੌਜਾਂ ਲੱਗ ਗਈਆਂ ਮੌਜਾਂ ਹਰਮੰਦਰ ਸਾਹਿਬ ਕੀਰਤਨ ਹੁੰਦਾ ਹੈ ਆਵਾਜ਼ ਉੱਥੋਂ ਆਉਂਦੀ ਹੈ ਸੁਣਦਾ ਸਾਡੇ ਘਰ ਹੈ ਕਹਿੰਦੇ ਕਲ ਜੋਗੇ ਹਰਮੰਦਰ ਸਾਹਿਬ ਕੀਰਤਨ ਹੁੰਦਾ ਇੱਥੇ ਸੁਣਦਾ ਹੈ ਸਾਡੇ ਘਰ ਸੁਣਦਾ ਹੈ ਸਾਡੇ ਬੈੱਡਰੂਮ 'ਚ ਸੁਣਦਾ ਹੈ ਕਮਾਲ ਹੈ ਚਾਹ ਦੀਆਂ ਚੁਸਕੀਆਂ ਲੈਂਦਾ ਰਹੇ ਬਿਸਕਟ ਖਾਂਦਾ ਰਹੇ ਸਿਆਲਾਂ ਵਿੱਚ ਪਨੀਰੀ ਹਰੇਕ ਹੀ ਬਣਾ ਲੈਂਦਾ ਤੂੰ ਨਾਲੇ ਪੰਜੀਰੀ ਦਾ ਡੱਕਰਾ ਮੂੰਹ 'ਚ ਪਾ ਤੇ ਨਾਲੇ ਕੀਰਤਨ ਸੁਣੀ ਜਾ ਲੈ ਹੋਰ ਕਿਹੜਾ ਕਹਿਣਾ ਕਲਯੁਗ ਆ ਤੂੰ ਕਲਯੁਗ ਐ ਗੁਰਬਾਣੀ ਕਹਿੰਦੀ ਤੂੰ ਕਲਯੁਗ ਐ ਜਿਹੜਾ ਇੰਨਾ ਕੁਝ ਸੱਚ ਹੋਣ ਦੇ ਬਾਵਜੂਦ ਵੀ ਅੱਖਾਂ ਬੰਦ ਕਰੀ ਬੈਠਾ ਆਖੋ ਸਤਨਾਮ ਹਾਂਜੀ ਅਸੀਂ ਅੱਖਾਂ ਬੰਦ ਕਰਕੇ ਬੈਠੇ ਆ ਡੈਡ ਅਸੀਂ ਆ ਕਿਰਪਾ ਤੇ ਬੜੀ ਹੈ ਬਿਠਾ ਦਿਓ ਸੰਗਤ ਨੂੰ ਭਾਈ ਬਾਅਦ ਚ ਮੱਥਾ ਟਿਕਾ ਦਿਓ ਪਹਿਰੇਦਾਰ ਵੀ ਸਾਰੇ ਇੱਥੇ ਹੀ ਬਹਿ ਜੋ ਟਿਕਾ ਬਣਾ ਲਓ ਥੋੜਾ ਜਿਹਾ ਤਾਂ ਜੋ ਫਿਰ ਇਕਾਗਰਤਾ ਬਣ ਜਾਏ ਆਉਣ ਵਾਲੀ ਸੰਗਤ ਪਿੱਛੇ ਹੀ ਆਰਾਮ ਨਾਲ ਟਿਕਾਈ ਚੱਲਿਓ ਪਹਿਰੇਦਾਰ ਤਕੜੇ ਜੇ ਹੋ ਕੇ ਬਹਿ ਜਿਓ ਕਿਉਂਕਿ ਵੇਖੋ 2 ਵਜੇ ਸ਼ੁਰੂ ਕੀਤਾ ਸੀ 3 ਵਜ ਗਏ ਘੰਟਾ ਲੰਘ ਗਿਆ ਵੇਖੋ 1 ਘੰਟਾ ਲੰਘ ਗਿਆ ਕਿੰਨਾ ਰਹਿ ਗਿਆ ਟਾਈਮ ਹੁਣ ਆਈ ਗਏ ਆ ਫਿਰ ਫਿਰ ਹੁਣ ਤੁਰਨ ਵਾਲੇ ਤੁਰ ਪੈਣਗੇ ਮੱਝਾਂ ਨੂੰ ਕੱਖ ਪਾਉਣੇ ਨੇ ਭਾਈ ਚੱਲੀਏ ਹੁਣ ਤਿਆਰ ਹੋ ਜਾਣਗੇ ਵਿੱਚ ਗਈ ਕਈਆਂ ਦੇ ਗੋਡੇ ਦੁਖਣ ਲੱਗ ਜਾਂਦੇ ਆ ਕਈ ਫਿਰ ਇਦਾਂ ਹੁੰਦਾ ਆਓ ਥੋੜਾ ਚਿਰ ਇਕਾਗਰਤਾ ਬਣਾ ਲਓ ਭਾਈ ਕਈਆਂ ਨੇ ਵੇਖੋ ਵੀਰਾਂ ਨੇ ਪਟਿਆਲੇ ਤੱਕ ਵੀ ਇਹਨਾਂ ਗੁਰਮਖਾਂ ਨੇ ਬੋਰਡ ਲਾਏ ਹੋਏ ਆ ਕਿੱਡੀ ਕਿੱਡੀ ਦੂਰ ਤੱਕ ਵੀ ਚਲੋ ਪ੍ਰਚਾਰ ਹੋਵੇ ਫਿਰ ਦੀਵਾਨ ਪਿਛਲੇ ਸਾਲ ਤੋਂ ਵੀ ਇੱਥੇ ਸਾਡੇ ਮੂਲੋਵਾਲ ਰੱਖ ਲਓ ਤਿਆਰੀ ਟੈਂਟ ਲਾਇਆ ਵਿਛਾਈ ਕੀਤੀ ਹੈ ਲੰਗਰ ਦਾ ਇੰਤਜ਼ਾਮ ਕੀਤਾ ਹੈ ਅਸੀਂ ਵੀ ਆਈ ਦਾ ਏਡੀ ਦੂਰੋਂ ਵੀ ਚਲੋ ਹਾਂ ਪਿਆਰ ਨਾਲ ਸੰਗਤ ਬੈਠਦੀ ਹੈ ਆਪਾਂ ਹਾਜ਼ਰੀ ਰਲ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭਰੀਏ ਤੇ ਆਪਾਂ ਕੁਝ ਸਮਾਂ ਆਨੰਦ ਲਈਏ ਕੁਝ ਲਾਹਾ ਲਈਏ ਕੋਈ ਗੱਲ ਸਾਡੇ ਪਕੜ 'ਚ ਆ ਜਾਏ ਸਾਡਾ ਤੁਹਾਡਾ ਸਾਰਿਆਂ ਦਾ ਹੀ ਭਲਾ ਹੋ ਜਾਏ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਣ ਲਈ ਆਏ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਸਿੱਖਣਾ ਹੈ ਬਸ ਮੰਗਤੇ ਤੇ ਜ਼ਰੂਰ ਆ ਇਦਾਂ ਮੰਗਦੇ ਹੀ ਰਹਿੰਦੇ ਆ ਮੰਗਣ ਮੰਗਦੇ ਹੀ ਰਹਿੰਦੇ ਆ ਟੀਚਰ ਬਣਾਓ ਗੁਰੂ ਜੀ ਨੂੰ ਸੱਚੇ ਪਾਤਸ਼ਾਹ ਸਿੱਖਿਆ ਦਿਓ ਸਿੱਖਿਆ ਲਓ ਸਿੱਖਿਆ ਲਓ ਸਿੱਖਿਆ ਹੁਣ ਟੀਚਰ ਕੋਲ ਜਾ ਕੇ ਕਹੇ ਟੀਚਰ ਜੀ ਮੈਨੂੰ ਨਿਸ਼ਾਨੀ ਦੇ ਦਿਓ ਕੋਈ ਉਹ ਕਹੇਗਾ ਚੁੱਪ ਕਰਕੇ ਪੜ ਲੈ ਜੋ ਤੈਨੂੰ ਪੜਾਇਆ ਨਿਸ਼ਾਨੀ ਕੀ ਕਰੇਗਾ ਹੁਣ ਟੀਚਰ ਨੂੰ ਜਾ ਕੇ ਕਹੇ ਵੀ ਜਿਹੜਾ ਟੀਚਰ ਹੈ ਵੀ ਮੈਨੂੰ ਕੋਈ ਨਿਸ਼ਾਨੀ ਦੇ ਦਿਓ ਜੀ ਪ੍ਰੇਮ ਦੀ ਨਿਸ਼ਾਨੀ ਕੋਈ ਤੇ ਮਾਸਟਰ ਨੂੰ ਕਹਿ ਦੇ ਵੀ ਮਾਸਟਰ ਜੀ ਮੈਨੂੰ ਕੋਈ ਰੁਮਾਲ ਦੇ ਦਿਓ ਜੀ ਮੈਨੂੰ ਐਨਕੀ ਦੇ ਦਿਓ ਆਪਣੀ ਨਿਸ਼ਾਨੀ ਉਹ ਕਹੇਗਾ ਟਿਕ ਕੇ ਸੁਣ ਲੈ ਗੱਲ ਮੇਰੀ ਜੋ ਤੈਨੂੰ ਪੜਾ ਰਿਆ ਪੜਿਆ ਕਰ ਪੀਰੀਅਡ ਲਾਇਆ ਕਰ ਆ ਕੇ ਪੂਰੇ ਤੈਨੂੰ ਜਿਉਣ ਦਾ ਚੱਜ ਆ ਜਾਏਗਾ ਤੂੰ ਪੜ੍ਹਾਈ ਕਰ ਲਈ ਨੌਕਰੀ ਸੋਹਣੀ ਲੱਗ ਜੀ ਓਏ ਇਹੋ ਜੀਆਂ ਜਿੰਨੀ ਜਿੰਨੀਆਂ ਮਰਜ਼ੀ ਐਨਕਾਂ ਖਰੀਦ ਲਈ ਆਖੋ ਸਤਨਾਮ ਲਓ ਜੀ ਕਿੰਨੀ ਸੋਹਣੀ ਗੱਲ ਹੋਈ ਟੀਚਰ ਕਹਿੰਦਾ ਹੈ ਵੀ ਤੂੰ ਮੇਰੇ ਤੋਂ ਰਮਾਲ ਮੰਗਦਾ ਮਾਸਟਰ ਜੀ ਮੈਨੂੰ ਨਿਸ਼ਾਨੀ ਦੇ ਦਿਓ ਤੂੰ ਮੈਂ ਜੋ ਤੈਨੂੰ ਪੜਾਣਾ ਪੜ ਲੈ ਮੇਰੇ ਵਾਂਗੂ ਤੂੰ ਵੀ ਟੀਚਰ ਬਣ ਜਾਈ ਮੇਰੇ ਵਾਂਗੂ ਚੰਗਾ ਆਫੀਸਰ ਬਣ ਜਾਈ ਇਹੋ ਜੇ ਰਮਾਲ ਜਿੰਨੇ ਮਰਜ਼ੀ ਖਰੀਦ ਲਈ ਨੌਕਰੀ ਲੱਗ ਕੇ ਮੇਰੇ ਤੋਂ ਰਮਾਲ ਕੀ ਕਰੇਗਾ ਜੋ ਮੈਂ ਸੁਣਾਣਾ ਉਹ ਸੁਣ ਜੋ ਪੜਾ ਰਿਆਂ ਉਹ ਪੜ ਤੇ ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਨੇ ਸਿੱਖੋ ਜੋ ਪੜਾਨਾ ਉਹ ਪੜੋ ਆ ਕੇ ਜੋ ਮਰਜ਼ੀ ਕਰ ਲਈ ਫਿਰ ਮਿਹਨਤ ਕਰਕੇ ਮਾਇਆ ਤੇ ਤੇਰੇ ਮਗਰ ਮਗਰ ਫਿਰਦੀ ਰਹੇਗੀ ਜਿੱਥੇ ਮਰਜ਼ੀ ਭੱਜਿਆ ਫਿਰੀ ਮਾਇਆ ਤੇਰੇ ਮਗਰ ਮਗਰ ਰਹੇਗੀ ਪਰ ਜੋ ਸਖਾਨਾ ਸਿੱਖ ਲੈ ਜੋ ਪੜ੍ਹਾ ਰਿਆਂ ਪੜ ਲੈ ਟੀਚਰ ਨਹੀਂ ਆਪਾਂ ਕਦੇ ਸਿੱਖਣ ਨਹੀਂ ਆਏ ਆਪਾਂ ਜਦੋਂ ਆਏ ਆ ਮੰਗਣ ਆਏ ਮਹਾਰਾਜ ਆ ਦੇ ਦਿਓ ਆ ਦੇ ਦਿਓ ਆ ਦੇ ਦਿਓ ਆਪਾਂ ਕਦੇ ਕਿਹਾ ਵੀ ਗੁਰੂ ਸਾਹਿਬ ਦਾ ਸ਼ਬਦ ਕਿਹੜਾ ਕਿੱਦਾਂ ਹੈ ਤੇ ਮੈਂ ਕਿੱਦਾਂ ਸਿੱਖਣਾ ਹੈ ਸਿੱਖਣ ਨਹੀਂ ਆਏ ਮੰਗਣ ਆਏ ਮੰਗਤੇ ਬੰਨਣਾ ਹੈ ਪਰ ਗਿਆਨ ਮੰਗਣਾ ਹੈ ਮੰਗਤੇ ਬੰਨਣਾ ਮੰਗਣਾ ਕੀ ਹੈ ਸੱਚ ਪਹਿਰੇਦਾਰੋ ਵੀਰੋ ਬਿਠਾ ਦਿਓ ਜਰਾ ਪੰਜ ਚਾਰ ਜਣੇ ਆ ਸੰਗਤ ਬੀਬੀਆਂ ਨੂੰ ਬਿਠਾ ਦਿਓ ਬਾਅਦ ਚ ਮੱਥਾ ਟਿਕਾ ਦਿਓ ਉਹ ਉੱਥੇ ਜੇ ਰਸਤਾ ਅੱਧ ਚ ਬੰਦ ਕਰਿਓ ਸਿੰਘੋ ਖੜੇ ਹੋਵੋ ਦੋ ਚਾਰ ਜਣੇ ਅੱਧ ਚ ਰਾਹ ਬੰਦ ਕਰੋ ਜਰਾ ਟਿਕਾ ਬਣਾਓ ਬਈ ਬਾਰ-ਬਾਰ ਨਾ ਕਹਿਣਾ ਪਵੇ ਕੱਲ ਸੁਣਿਆ ਸੀ ਮੰਗ ਨਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ ਵੀ ਹੈ ਤੇ ਸੱਚ ਮੰਗਤੇ ਬੰਨਣਾ ਹੈ ਪਰ ਸੱਚ ਮੰਗਣਾ ਹੈ ਪਦਾਰਥ ਕੀ ਮੰਗੇਗਾ ਵੇਖਿਆ ਸੁਖੀ ਹੁੰਦਾ ਪੁੱਤ ਨਹੀਂ ਸੀ ਮੂੰਹ ਲਟਕਾਈ ਫਿਰਦਾ ਸੀ ਹਾਏ ਮੇਰੇ ਦੋ ਕੁੜੀਆਂ ਹੋ ਗਈਆਂ ਅੱਗੇ ਹੋ ਜੂ ਮੁੰਡਾ ਮੇਰੇ ਲੈ ਹੋ ਗਿਆ ਹੁਣ ਖੁਸ਼ ਐ 6 ਮਹੀਨਿਆਂ ਬਾਅਦ ਫਿਰ ਤੇਰਾ ਮੂੰਹ ਟੱਠਾ ਜਿਹਾ ਪਿਆ ਫੇਰ ਉਵੇਂ ਹੀ ਐ ਹੁਣ ਖੁਸ਼ ਐ ਕੋਠੀ ਨਹੀਂ ਬਣੀ ਬਾਲੀ ਜਿੰਦ ਔਖੀ ਐ ਤਾਂ ਸਾਡੇ ਦੋ ਖਣ ਪੈ ਜਾਣ ਪੈ ਗਏ ਹੁਣ ਸਾਲ ਹੋ ਗਿਆ ਕੋਠੀ ਬਣੀ ਨੂੰ ਹੁਣ ਤੇਰੀ ਜਿੰਦ ਸੌਖੀ ਐ ਹੁਣ ਫੇਰ ਔਖਾ ਐ ਹੁਣ ਜਦੋਂ ਤੇਰੇ ਨਾਲ ਕੋਈ ਗੱਲ ਕਰਦਾ ਕਿੰਨਾ ਚਿਰ ਕਿਵੇਂ ਐ ਬਾਲੇ ਔਖੇ ਆ ਕਦੋਂ ਸੌਖਾ ਹੋਏਗਾ ਤੂੰ ਆ ਨਾਲ ਲੱਗਦੀ ਜੇ ਮਿਲ ਜੇ ਨਾ ਕਿਤੇ ਕਿੱਲਾ ਬਾ ਫਿਰ ਤੇ ਬਸ ਲੈ ਹੁਣ ਮਿਲ ਗਈ ਹੁਣ ਖੁਸ਼ ਐ 6 ਮਹੀਨਿਆਂ ਨੂੰ ਪੁੱਛ ਲਓ 6 ਮਹੀਨੇ ਤੇ ਬਾਹਲੇ ਨੇ 6 ਦਿਨ ਨਹੀਂ ਖੁਸ਼ੀ ਰਹਿੰਦੀ 6 ਦਿਨਾਂ ਬਾਅਦ ਫਿਰ ਮੂੰਹ ਉੱਤੇ ਹੀ ਲਟਕਿਆ ਹੀ ਰਹਿਣਾ ਇਹਨੇ ਪੁੱਤ ਹੋ ਗਿਆ ਬਸ 5-4 ਦਿਨ ਹੀ ਖੁਸ਼ੀ ਮਨਾਉਂਦਾ ਲੱਡੂ ਵੰਡ ਲੋ ਐ ਕਰ ਲੋ ਬਸ 5-4 ਮਹੀਨਿਆਂ ਬਾਅਦ ਉਹੀ ਨਿਆਣਾ ਤੇਰੇ ਸਾਹਮਣੇ ਹੁਣ ਤੇ ਹੋ ਗਿਆ ਹੁਣ ਤੇ ਖੁਸ਼ ਹੋ ਜਾ ਨਾ ਤਾਂ ਮਹਾਰਾਜ ਕਹਿੰਦੇ ਨੇ ਇਹ ਇਹਨਾਂ ਚੀਜ਼ਾਂ ਨਾਲ ਬੰਦਾ ਖੁਸ਼ ਨਹੀਂ ਹੁੰਦਾ ਵਿਣ ਦੁੱਧ ਹੋਰ ਤੇਰੇ ਤੋਂ ਬਿਨਾ ਕੁਝ ਹੋਰ ਮੰਗ ਕੇ ਪੰਗਾ ਹੀ ਲੈ ਲਿਆ ਕਹਿੰਦੇ ਸਿਰ ਦੁੱਖਾਂ ਕੈ ਦੁੱਖ ਵਿਣ ਦੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਮਨ ਕੀ ਭੁੱਖ ਮਨ ਦੀ ਭੁੱਖ ਖਤਮ ਹੋ ਜਾਏ ਜਿਹਦੇ ਮਨ ਦੀ ਭੁੱਖ ਖਤਮ ਹੋ ਜਾਏ ਉਹ ਕਵੇ ਪੁੱਤ ਹੋ ਜੇ ਤਾਂ ਕੋਈ ਨਹੀਂ ਨਾ ਹੋਵੇ ਤਾਂ ਵੀ ਕੋਈ ਨਾਲ ਦੀ ਜ਼ਮੀਨ ਮਿਲ ਜੂ ਤਾਂ ਕੋਈ ਨਹੀਂ ਨਾ ਮਿਲੀ ਤਾਂ ਵੀ ਕੋਈ ਐਨਾ ਫਰਕ ਹੈ ਮਿਲ ਗਿਆ ਬਹੁਤ ਵਧੀਆ ਨਾ ਮਿਲਿਆ ਤਾਂ ਵੀ ਵਧੀਆ ਮਨ ਦੀ ਭੁੱਖ ਲੈ ਗਈ ਨਾ ਹੁਣ ਨਾਮ ਮਿਲ ਗਿਆ ਸੱਚ ਮਿਲ ਗਿਆ ਗਿਆਨ ਹੋ ਗਿਆ ਅਕਲ ਹੀ ਆ ਗਈ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਹੈ ਪਰ ਪੁੱਤ ਨਹੀਂ ਮੰਗਿਆ ਸਾਰੀ ਜ਼ਿੰਦਗੀ ਗੁਰੂ ਨਾਨਕ ਤੋਂ ਕੀ ਮੰਗਿਆ ਬਾਬਾ ਤੇਰੇ ਵਾਲਾ ਸੱਚ ਦੇ ਦੇ ਤੇਰੇ ਵਾਲਾ ਗਿਆਨ ਦੇ ਦੇ ਆਪਣੇ ਵਰਗਾ ਬਣਾ ਲੈ ਭੈਣ ਨੂੰ ਆਪਣੇ ਵਰਗੀ ਬਣਾ ਲੈ ਜਿੱਦਾਂ ਤੂੰ ਖੁਸ਼-ਖੁਸ਼ ਰਹਿਣਾ ਮੈਨੂੰ ਖੁਸ਼ ਹੋਣ ਦਾ ਚੱਜ ਦੇ ਦੇ ਨੁਕਤਾ ਦੇ ਦੇ ਕਿਹੜਾ ਹੈ ਗਿਆਨ ਦੇ ਦੇ ਮੈਨੂੰ ਵੀ ਖੁਸ਼ ਕਿਦਾਂ ਰਹੀਦਾ ਮੈਂ ਨਹੀਂ ਪੁੱਤ ਮੰਗਦੀ ਲੈ ਮਹਾਰਾਜ ਨੇ ਖੁਸ਼ ਖੁਸ਼ੀ ਦੇ ਦਿੱਤੀ ਵੀ 24 ਘੰਟੇ ਖੁਸ਼ ਕਿਦਾਂ ਰਹਿਣਾ ਪੁੱਤ ਦੀ ਲੋੜ ਹੀ ਨਹੀਂ ਪਈ ਜੇ ਸਾਨੂੰ ਕੋਈ ਖੁਸ਼ੀ ਦੇ ਦੇਵੇ ਵੀ ਖੁਸ਼ ਘਰ ਤੇ ਸਾਰੀ ਜ਼ਿੰਦਗੀ ਲਈ ਬਸ ਮਰਦੇ ਤੇ ਇਹਨਾਂ ਗੱਲਾਂ ਲਈ ਵੀ ਪੁੱਤ ਦਿਓ ਖੁਸ਼ੀ ਹੋ ਆਏਗੀ ਘਰ ਬਣੇ ਖੁਸ਼ੀ ਆਏਗੀ ਤਾਂ ਹੀ ਮੰਗਦੇ ਆ ਘਰ ਬਣੇ ਖੁਸ਼ੀ ਆਏਗੀ ਪੁੱਤ ਆਇਆ ਖੁਸ਼ੀ ਆਏਗੀ ਪੁੱਤ ਵਿਆਹਿਆ ਗਿਆ ਖੁਸ਼ੀ ਆਏਗੀ ਪੋਤਾ ਆ ਗਿਆ ਖੁਸ਼ੀ ਆਏਗੀ ਜੇ ਆਪਾਂ ਸਿੱਧੀ ਖੁਸ਼ੀ ਮੰਗ ਲਈ ਵੀ ਖੁਸ਼ੀ ਦੇ ਦਿਓ ਫਿਰ ਜਿਹਦੇ ਕਰਕੇ ਆਉਣੀ ਹੈ ਉਹਦੀ ਤੇ ਲੋੜ ਹੀ ਨਹੀਂ ਆਨੰਦ ਸਦਾ ਲਈ ਬਣ ਜਾਏ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਹੀ ਮਿਲ ਗਿਆ ਤੇ ਮਗਰ ਕੀ ਰਹਿ ਗਿਆ ਜਦੋਂ ਅਕਲ ਹੀ ਆ ਗਈ ਜਿੰਦ ਖੁਸ਼ ਰਹਿਣ ਦੀ ਅਕਲ ਚੱਜ ਸਿੱਖ ਲੋ ਸੁਖ ਖੁਸ਼ ਕਿੱਦਾਂ ਰਹਿਣਾ ਹੈ ਪਦਾਰਥ ਇਹਦੇ ਵਿੱਚ ਖੁਸ਼ੀ ਨਹੀਂ ਹੁੰਦੀ ਖੁਸ਼ੀ ਤੇ ਆਪਣੇ ਆਪ ਵਿੱਚ ਹੈ ਉਹ ਲੱਭੀਏ ਅੰਦਰੋਂ ਉਹਨੂੰ ਉਹਨੂੰ ਪਛਾਣੀਏ ਫਿਰ ਗੱਲ ਬਣ ਜਾਏ ਮੰਗਣਾ ਵੀ ਹੈ ਤੇ ਸਤਿਗੁਰ ਦੇ ਚਰਨਾਂ ਵਿੱਚੋਂ ਜਿਵੇਂ ਕੱਲ ਆਪਾਂ ਧਾਰਨਾ ਪੜੀ ਸੀ ਨਾ ਸੱਚੇ ਪਾਤਸ਼ਾਹ ਇਹ ਮੰਗਦੇ ਇਹ ਕਿਰਪਾ ਕਰੋ ਵੀ ਮੈਂ ਗੁਰਮਖਾਂ ਦੀ ਸੰਗਤ ਵਿੱਚ ਬੈਠਾਂ ਸੰਗ ਸਾਧੂ ਦਾ ਗੁਰਾਂ ਦੀ ਸੇਵਾ ਸੇਵਾ ਸਾਧੂ ਦਾ ਸੰਗ ਮੈਂ ਕੱਲ ਵੀ ਕਿਹਾ ਸੀ ਕੱਪੜਿਆਂ ਦਾ ਨਾਂ ਸਾਧੂ ਨਹੀਂ ਅਸੀਂ ਚੋਲਾ ਪਾ ਕੇ ਬੈਠਿਆ ਸੀ ਸਾਧੂ ਆ ਤੁਸੀਂ ਵਾਧੂ ਹੀ ਹੋ ਐਦਾਂ ਨਹੀਂ ਹੈ ਗੱਲ ਪੈਂਟ ਸ਼ਰਟ ਪਾਈ ਹੋਵੇ ਕੁੜਤਾ ਪਜਾਮਾ ਪਾਇਆ ਕੋਈ ਬੀਬੀ ਕੋਈ ਬੱਚਾ ਕੋਈ ਭੈਣ ਜਿਹੜਾ ਵੀ ਸੱਚ ਦੇ ਰਾਹ ਤੇ ਚੱਲਦਾ ਹੈ ਉਹ ਸਾਧੂ ਹੀ ਹੈ ਸੱਚਾ ਸਾਧੂ ਹੈ ਬਸ ਕੋਈ ਹੈ ਭਾਵੇਂ ਸਹੀ ਹੈ ਜਿਹੜਾ ਬੰਦਾ ਸਾਡੇ ਪਿੰਡ 'ਚ ਵੀ ਹੋ ਸਕਦਾ ਸਾਡੇ ਇਲਾਕੇ 'ਚ ਸਾਰੇ ਨੇ ਬਹੁਤ ਗੁਰਮਖ ਹੈ ਨੇ ਪਿੰਡਾਂ ਪਿੰਡਾਂ ਸ਼ਹਿਰਾਂ 'ਚ ਜਿਹੜੇ ਬਿਲਕੁਲ ਸੱਚੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੋਈ ਸਮਝੌਤਾ ਨਹੀਂ ਕੀਤਾ ਝੂਠ ਨਹੀਂ ਸੱਚ ਤੇ ਖੜੇ ਨੇ ਸੱਚ ਨਾਲ ਪਿਆਰ ਕਰਦੇ ਨੇ ਸੱਚ ਦੇ ਆਸ਼ਿਕ ਨੇ ਸੱਚ ਦੇ ਆਸ਼ਿਕ ਨੇ ਜਿਹੜੇ ਉਹ ਸਾਧੂ ਨੇ ਵੀ ਮਹਾਰਾਜ ਸਾਨੂੰ ਮਾੜਿਆਂ ਦੀ ਸੰਗਤ ਜਿਹੜੇ ਐਵੇਂ ਹੀ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ ਉਹਨਾਂ ਤੋਂ ਬਚਾਓ ਤੇ ਸਾਨੂੰ ਗੁਰਮਖਾਂ ਦੀ ਸੰਗਤ ਵਿੱਚ ਰੱਖੋ ਸੰਗ ਸਾਧੂ ਦਾ ਗੁਰਾਂ ਦੀ ਸੇਵਾ ਸੇਵਾ ਸਤਿਗੁਰ ਦੀ ਇਹੋ ਮੰਗ ਮੰਗਾਵਾਲ ਕਾ ਸੰਗ ਸਾਧੂ ਦਾ ਗੁਰਾਂ ਦੀ ਸੇਵਾ ਇਹੋ ਮਤ ਮਤਾਵਾ ਸੰਤਾ ਦੁਆ ਦੁਆ ਸੇਵਾ ਇਹੋ ਮਤ ਮਤਾਵਾ ਸੰਤਾ ਪੜੋ ਪੈਣੋ ਸਾਧੂ ਦਾ ਗੁਰਾਂ ਦੀ ਗੱਜ ਕੇ ਸਾਧੂ ਦਾ ਗੁਰਾਂ ਦੀ ਸੇਵਾ ਇਹੋ ਮਨ ਮੰਗਾ ਮਨ ਸਾਧੂ ਦਾ ਗੁਰਾਂ ਦੀ ਸੇਵਾ ਇਹੋ ਮਨ ਮੰਗਾ ਮਨ ਸਾਧੂ ਦਾ ਗੁਰਾਂ

بمن له الصلاة ਸੰਤਾਂ ਦੀ ਸੰਗਤ ਸੰਤ ਸ਼ਰੀਰ ਨੇ ਗੁਣ ਨੂੰ ਕਿਹਾ ਗੁਣ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ ਚੰਗੇ ਗੁਣ ਤੈਨੂੰ ਜਿਹਦੇ ਵਿੱਚ ਵੀ ਮਿਲ ਜਾਣ ਉਹ ਗੁਣ ਦੇ ਪਿੱਛੇ ਲੱਗੀ ਚੰਗੀ ਗੱਲ ਦੇ ਚੰਗੇ ਗੁਣ ਦੇ ਚੰਗੀ ਚੰਗੀ ਸਿੱਖਿਆ ਸੁਣੀ ਚੰਗੀ ਗੱਲ ਸਮਝੀ 100% ਗੁਣੀ ਜੇ ਤੂੰ ਲੱਭੇ ਵੀ ਦੁਨੀਆ ਵਿੱਚ 100% ਕੋਈ ਗੁਣੀ ਮਿਲ ਜਾਏ ਜਿਹਦੇ 'ਚ ਕੋਈ ਘਾਟ ਨਾ ਹੋਵੇ ਉਹ ਤੇ ਫਿਰ ਰੱਬ ਹੀ ਹੈ ਭੁੱਲਣ ਅੰਦਰ ਸਭ ਕੋ ਗਲਤੀਆਂ ਸਾਰੇ ਕਰਦੇ ਨੇ ਕੋਈ ਨਾ ਕੋਈ ਗਲਤੀ ਸਭ ਤੋਂ ਹੁੰਦੀ ਹੈ ਪਰ ਗੁਨਾਹ ਨਾਲ ਸਾਂਝ ਰੱਖਣੀ ਸਾਂਝ ਕਰੀਜੈ ਗੁਨਹਿ ਕੇਰੀ ਛੋੜ ਅਵਗੁਣ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਜੇ ਨਹੀਂ ਭੁੱਲਦਾ ਗੁਰੂ ਨਹੀਂ ਭੁੱਲਦਾ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ ਸਾਰੇ ਭੁੱਲਦੇ ਆ ਤੇ ਚੰਗੀ ਗੱਲ ਜਿਹਦੇ ਕੋਲ ਵੀ ਹੋਵੇ ਉਹਨੂੰ ਬੱਲੇ ਬੰਨ ਚੰਗੀ ਗੱਲ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਇਸ ਕਰਕੇ ਆਪਣੇ ਆਪ ਨੂੰ ਪਛਾਣੀਏ ਖੜੇ ਕਿੱਥੇ ਆ ਅੱਜ ਕੱਲ ਤੇ ਬੜੀ ਮੌਜ ਹੈ ਬੜੀ ਸਹੂਲਤ ਹੋ ਗਈ ਹੈ ਜਿੰਨਾ ਮਰਜ਼ੀ ਸੁਣ ਲਓ ਅੱਜ ਆ ਸੀੜੀਆਂ ਮਿਲਦੀਆਂ ਨੇ ਸੀੜੀਆਂ ਤੇ ਗੁਰਬਾਣੀ ਸੁਣਦੇ ਸਮਝਦੇ ਰਹੀਦਾ ਘਰਾਂ ਦੇ ਵਿੱਚ ਜਿੰਨੀ ਮਰਜ਼ੀ ਕਥਾ ਸੁਣੋ ਕੀਰਤਨ ਸੁਣੋ ਲੈ ਹੁਣ ਇਦੋਂ ਵੱਧ ਤੇ ਕਪੈਸਿਟੀ ਵੀ ਨਹੀਂ ਬੰਦੇ ਦੀ ਇਹ 4 ਘੰਟੇ ਸਵੇਰੇ ਤਕਰੀਬਨ 4 ਵਜੇ ਤੋਂ ਕੀਰਤਨ ਸ਼ੁਰੂ ਹੋ ਕੇ 3:30 ਤੋਂ ਸਵੇਰ ਦੇ 3:30 ਤੋਂ ਲੈ ਕੇ ਤੇ ਤਕਰੀਬਨ 9:30 ਵਜੇ ਤੱਕ ਚੱਲੀ ਜਾਂਦਾ 6 ਘੰਟੇ ਬਣ ਗਏ ਕਥਾ ਕੀਰਤਨ ਕਥਾ ਵੀ ਆਈ ਜਾਂਦੀ ਏ ਕੀਰਤਨ ਵੀ ਆਈ ਜਾਂਦਾ ਹੈ ਕੀਰਤਨ ਵੀ ਸੁਣ ਲਿਆ ਕਥਾ ਵੀ ਸੁਣ ਰੱਜ ਗਿਆ 9:30 ਤੱਕ 3:30 ਤੋਂ ਲੈ ਕੇ ਉਦੋਂ ਬਾਅਦ ਫਿਰ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਹੁੰਦਾ ਹੈ ਘਰਾਂ 'ਚ ਸੁਣੋ ਜਿੰਨਾ ਮਰਜੀ ਬੰਦਾ ਸੁਣ ਲਵੇ ਜਿੰਨਾ ਮਰਜੀ ਅੱਜ ਚੰਗੀ ਸਿੱਖਿਆ ਲੈ ਲਵੇ ਪਰ ਬਹੁਤ ਘੱਟ ਨੇ ਇਧਰ ਨੂੰ ਤੁਰਨ ਵਾਲੇ ਅੰਦਰ ਸਾਡੇ ਕਲਯੁਗ ਹੈ ਬਾਹਰ ਕੋਈ ਕਲਯੁਗ ਨਹੀਂ ਆਹੀ ਦਰਖਤ ਰਹੇ ਨੇ ਆਹੀ ਤਾਰੇ ਆਹੀ ਚੰਦਰਮਾ ਸੀ ਸ਼ੁਰੂ ਤੋਂ ਲੈ ਕੇ ਕਲਯੁਗ ਅੰਦਰ ਹੁੰਦਾ ਹੈ ਭੈੜੇ ਵਿਚਾਰ ਨੇ ਜਿਹੜੇ ਬੰਦੇ ਦੇ ਝੂਠ ਦੇ ਮਗਰ ਲੱਗਦਾ ਹੈ ਕਲਯੁਗੀ ਹੋ ਸਕਦਾ ਹੈ ਕਲਯੁਗ ਨਹੀਂ ਕਲਯੁਗੀ ਨੇ ਆਪਣੇ ਘਰ ਨੂੰ ਵੀ ਕਲਯੁਗ ਬਣਾ ਦੇਣਾ ਕਲਯੁਗੀ ਜਿੱਥੇ ਜਾਏਗਾ ਕਲਯੁਗੀ ਆ ਜਾਏਗਾ ਇਹ ਕਹਿ ਸਕਨੇ ਆ ਉਦਾਂ ਕੋਈ ਕਲਯੁਗ ਰੱਬ ਨੇ ਨਹੀਂ ਬਣਾਇਆ ਹੋਇਆ ਚੰਗਾ ਵੀ ਬਹੁਤ ਹੈ ਮਾੜਾ ਵੀ ਬਹੁਤ ਹੈ ਸਾਡੀ ਮਰਜ਼ੀ ਹੈ ਸਤਜੁਗੀ ਬਣ ਜੀਏ ਸਾਡੀ ਮਰਜ਼ੀ ਹੈ ਕਲਯੁਗੀ ਬਣ ਜੀਏ ਸੱਚ ਤੇ ਰਾਹ ਤੇ ਤੁਰਨ ਵਾਲੇ ਅੱਜ ਵੀ ਸਤਜੁਗੀ ਨੇ ਸਵੇਰੇ ਉੱਠਦੇ ਨੇ ਬਾਣੀ ਪੜ੍ਹਦੇ ਨੇ ਘਰਾਂ ਦੇ ਵਿੱਚ ਸ਼ਾਂਤੀ ਹੈ ਕੋਈ ਗਾਲਾਂ ਨਹੀਂ ਕੱਢਦਾ ਕੋਈ ਮਾੜਾ ਨਹੀਂ ਬੋਲਦਾ ਨਿੱਕੇ ਨਿੱਕੇ ਨਿਆਣਿਆਂ ਨੂੰ ਵੀ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਅੱਜ ਜਿਵੇਂ ਹੁਣ ਆਪਾਂ ਬੱਚਿਆਂ ਦਾ ਨਿੱਕਿਆਂ ਨਿੱਕਿਆਂ ਦਾ ਸਨਮਾਨ ਕਰਦੇ ਸੀ ਇੱਥੇ ਦੱਸਦੇ ਸੀ ਸਿੰਘ ਵੀ ਮੂਲੋਵਾਲ ਦੇ ਆ 50 60 ਸਿੰਘ ਹੈ ਬੱਚੇ ਆ 50 60 ਹੁਣ ਇਦਾਂ ਦੇ ਬੱਚੇ ਘਰਾਂ ਦੇ ਵਿੱਚ ਜਦੋਂ ਮਾਪਿਓ ਸਹੀ ਰਾਹ ਤੇ ਚੱਲੇ ਆ ਬੱਚੇ ਅੱਜ ਆਪਣੇ ਮਾਪਿਓ ਵੱਲ ਵੇਖ ਰਹੇ ਨੇ ਜੁੜੇ ਰਹਿ ਸਕਦੇ ਨੇ ਮਾਪਿਓ ਸਹੀ ਰਾਹ ਤੇ ਚੱਲੇ ਚੱਲਦੇ ਰਹਿਣ ਅਮਰਤ ਧਾਰੀ ਹੋਣ ਸਿੰਘ ਸਜਣ ਪਿਓ ਬੜੇ ਫਕਰ ਨਾਲ ਕਹਿੰਦੇ ਨੇ ਸਾਡਾ ਬੱਚਾ ਜੀ ਦਾ ਇਹ ਵੇਖੋ ਜੀ ਬੱਚਾ ਬਚਪਨ ਤੋਂ ਹੀ ਇਹ ਤੇ ਗੁਰੂ ਵਾਲਾ ਹੈ ਨਾ ਕੁਝ ਖਾਂਦਾ ਹੈ ਨਾ ਪੀਂਦਾ ਹੈ ਇਹਨੇ ਕੇਸ ਵੀ ਸਾਡੇ ਬੱਚੇ ਨੇ ਰੱਖੇ ਹੋਏ ਨੇ ਤੇ ਜਿਹੜਾ ਗੱਲਾਂ ਕਰਕੇ ਦੱਸ ਰਿਹਾ ਹੁੰਦਾ ਹੈ ਉਹ ਆਪ ਕੁਝ ਵੀ ਨਹੀਂ ਉਹਨੂੰ ਕਹਿੰਦੇ ਤੇਰਾ ਬੱਚਾ ਚੰਗੇ ਪਾਸੇ ਲੱਗਿਆ ਤੂੰ ਕਿਉਂ ਨਹੀਂ ਲੱਗਦਾ ਫਿਰ ਨਹੀਂ ਮੈਂ ਵੀ ਹੌਲੀ ਹੌਲੀ ਲੱਗੂ ਵੀ ਤੇਰੇ ਵੀ ਤੇ ਤੂੰ ਵੀ ਤੇ ਕਿਸੇ ਦਾ ਬੱਚਾ ਹੈ ਜੇ ਮੈਂ ਉਹਨੂੰ ਐ ਕਹਿਦਾ ਵੀ ਜੇ ਇਹ ਵੱਡਾ ਹੋ ਕੇ ਤੇਰਾ ਪੁੱਤ ਸ਼ਰਾਬ ਪੀਏ ਤੇਰੇ ਵਾਂਗੂ ਅੱਗੋਂ ਕਹਿੰਦਾ ਨਾ ਨਾ ਨਾ ਇਹ ਨਾ ਪੀਵੇ ਜ਼ਹਿਰ ਹੈ ਫਿਰ ਤੂੰ ਵੀ ਤੇ ਕਿਸੇ ਦਾ ਪੁੱਤ ਹੈ ਤੇਰੇ ਮਾਪਿਓ ਵੀ ਇਦਾਂ ਹੀ ਕਹਿੰਦੇ ਨੇ ਨਾ ਪੀ ਤੈਨੂੰ ਵੀ ਲੋਕੀ ਇਦਾਂ ਹੀ ਕਹਿੰਦੇ ਨੇ ਜਿਵੇਂ ਤੂੰ ਆਪਣੇ ਨਿਆਣੇ ਬਾਰੇ ਸੋਚਦਾ ਹੈ ਵੀ ਮੇਰਾ ਤੇ ਨਿੱਕਾ ਜਿਹਾ ਨਿਆਣਾ ਆ ਜੇ ਬੱਚਾ ਛੋਟਾ ਜਿਹਾ ਹੈ ਇਦਾਂ ਹੀ ਤੇਰੇ ਮਾਪਿਓ ਵੀ ਤੇਰੇ ਬਾਰੇ ਸੋਚਦੇ ਨੇ ਨਾ ਪੀ ਸਮਾਜ ਕਹਿੰਦਾ ਹੈ ਸਤਿਗੁਰੂ ਨੇ ਕਿਹਾ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਕਹਿੰਦੇ ਕਮਲੀਆਂ ਮਾਰਨ ਲੱਗ ਜਾਂਦੇ ਨੇ ਜਦੋਂ ਸ਼ਰਾਬ ਅੰਦਰ ਚਲ ਜਾਂਦੀ ਹੈ ਸ਼ਰਾਬ ਅੰਦਰ ਜਾਣ ਨਾਲ ਮਤ ਬਾਹਰ ਚਲੇ ਜਾਂਦੀ ਹੈ ਇਸ ਕਰਕੇ ਸਤਿਗੁਰ ਦੀ ਬਾਣੀ ਨੂੰ ਸੁਣੀਏ ਸਮਝੀਏ ਸਤਿਗੁਰ ਦੇ ਦੱਸੇ ਹੋਏ ਰਾਹ ਉੱਤੇ ਚੱਲੀਏ ਜੋ ਸਾਡੇ ਸਤਿਗੁਰੂ ਕਹਿੰਦੇ ਨੇ ਤੇ ਅੱਜ ਕੱਲ ਕੀ ਔਖਾ ਹੈ ਪੁਰਾਣੇ ਸਮਿਆਂ ਵਿੱਚ ਇਤਿਹਾਸ ਪੜ੍ਹ ਕੇ ਵੇਖੋ ਸੱਚ ਦੇ ਰਾਹ ਤੇ ਤੁਰਨਾ ਕਿੰਨਾ ਕਠਨ ਸੀ ਜਿਵੇਂ ਹੁਣ ਨਾ ਤੇ ਕੋਈ ਸਾਡੇ ਤੇ ਕੋਈ ਪਾਬੰਦੀਆਂ ਨੇ ਨਾ ਕੋਈ ਸਾਨੂੰ ਸਰਕਾਰਾਂ ਨਾਮ ਜਪਣ ਤੋਂ ਰੋਕਦੀਆਂ ਨੇ ਠੀਕ ਹੈ ਵਿੱਚ ਵਿੱਚ ਪਾਲਿਸੀਆਂ ਬੜਾ ਕੁਝ ਚੱਲਦੀਆਂ ਰਹਿੰਦੀਆਂ ਨੇ ਪਰ ਫਿਰ ਵੀ ਸ਼ਰਿਆਮ ਨਹੀਂ ਕੋਈ ਸਾਡਾ ਧਰਮ ਚੇਂਜ ਕਰ ਰਿਹਾ ਧੱਕੇ ਨਾਲ ਕੋਈ ਜ਼ਬਰਦਸਤੀ ਸਾਡਾ ਸਾਡੇ ਕੇਸ ਨਹੀਂ ਅੱਜ ਕੱਢ ਰਿਹਾ ਨਾ ਕੋਈ ਸਾਡੇ ਬੰਦ-ਬੰਦ ਕੱਟਦਾ ਹੈ ਨਾ ਕੋਈ ਸਾਡਾ ਖੋਪਰ ਲਾਉਂਦਾ ਹੈ ਅੱਜ ਤੇ ਆਪ ਹੀ ਸਾਰਾ ਕੁਝ ਕਰੀ ਜਾਂਦੇ ਆ ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਹੁਣ ਤੱਕ ਆਪਾਂ ਰੌਲਾ ਪਾਣੇ ਆ ਸਾਰੇ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਵੀਰਾਂ ਦੀਆਂ ਪੱਗਾਂ ਰੋਲੀਆਂ ਗਈਆਂ ਸ਼ੁਰੂ ਤੋਂ ਲੈ ਕੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਉਹਨਾਂ ਨੇ ਧੱਕੇ ਕੀਤੇ ਚੁੰਨੀਆਂ ਵੀ ਰੋਲੀਆਂ ਪੱਗਾਂ ਵੀ ਰੋਲਦੇ ਸੀ ਧੱਕੇ ਨਾਲ ਅੰਗਰੇਜ਼ਾਂ ਦਾ ਰਾਜ ਆਇਆ ਇਹਨਾਂ ਨੇ ਜੇਲ੍ਹਾਂ 'ਚ ਸੁੱਟੇ ਪੱਗਾਂ ਵੀ ਰੋਲੀਆਂ ਚੁੰਨੀਆਂ ਵੀ ਰੋਲੀਆਂ ਤੇ ਆਪਾਂ ਹੁਣ ਤੱਕ ਰੌਲਾ ਪਾਉਂਦੇ ਆ ਸਾਰੇ ਸਿੱਖ ਵੀ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਬੀਬੀਆਂ ਦੀਆਂ ਚੁੰਨੀਆਂ ਵੀ ਰੋਲੀਆਂ ਇਹਨਾਂ ਨੇ ਸੜਕਾਂ ਤੇ ਪੱਗਾਂ ਵੀ ਰੋਲੀਆਂ ਆਪਾਂ ਹੁਣ ਤੱਕ ਰੌਲਾ ਪਾਉਂਦੇ ਆ ਨਾ ਸਰਕਾਰਾਂ ਦੋਸ਼ੀ ਨੇ ਸਾਡੇ ਨਾਲ ਧੱਕੇ ਕੀਤਾ ਸਾਡੇ ਨਾਲ ਧੱਕਾ ਕੀਤਾ ਸਾਡੇ ਨਾਲ ਧੱਕਾ ਕੀਤਾ ਦੋਸ਼ੀ ਨੇ ਚੁੰਨੀਆਂ ਰੋਲੀਆਂ ਗਈਆਂ ਪੱਗਾਂ ਰੋਲੀਆਂ ਗਈਆਂ ਪਰ ਹੁਣ ਆਪ ਹੀ ਪੱਗਾਂ ਵੀ ਰੋਲ ਦਿੱਤੀਆਂ ਤੇ ਬੀਬੀਆਂ ਨੇ ਚੁੰਨੀਆਂ ਵੀ ਰੋਲ ਦਿੱਤੀਆਂ ਹੁਣ ਕਿਹੜੀ ਸਰਕਾਰ ਨੂੰ ਦੋਸ਼ ਦਿਓਗੇ ਹੁਣ ਕਿਹੜੀ ਜੇਲ੍ਹ 'ਚ ਚੁੰਨੀ ਰੁਲੀ ਐ ਆਪ ਹੀ ਰੋਲਤੀ ਹੁਣ ਪੱਗ ਤੇਰੀ ਕਿ ਲਾਈ ਨਹੀਂ ਕਿਸੇ ਨੇ ਆਪ ਲਾਈ ਐ ਕਿਸੇ ਨੇ ਨਹੀਂ ਲਾਈ ਆ ਹੁਣ ਪਿਛਲੇ 15-20 ਸਾਲਾਂ ਵਿੱਚ ਆਪਾਂ ਵੇਖਦੇ ਆ ਠੀਕ ਹੈ ਮੈਂ ਕਹਿ ਰਿਹਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਆਪਾਂ ਸੁਣਦੇ ਰਹਿੰਦੇ ਆ ਪਰ ਧੱਕੇ ਨਾਲ ਕਿਹੜੇ ਨੇ ਅੱਜ ਪੱਗ ਲਾਈ ਸਾਡੀ ਆਪ ਹੀ ਲਾਈ ਹੁਣ ਕਿਹੜੀ ਸਰਕਾਰ ਨੂੰ ਦੋਸ਼ ਦੇਾਂਗੇ ਹੁਣ ਕਿਹਨੂੰ ਦੋਸ਼ ਦੇਾਂਗੇ ਆਪਾਂ ਪੱਗਾਂ ਆਪ ਆਪਣੀਆਂ ਲਾਈ ਜਾਂਦੇ ਆ ਬੀਬੀਆਂ ਨੇ ਚੁੰਨੀਆਂ ਆਪ ਆਪਣੀਆਂ ਲਾ ਦਿੱਤੀਆਂ ਨੇ ਇੱਥੇ ਤੇ ਆਪਾਂ ਵੇਖੋ ਸਾਰੇ ਕਿੰਨੇ ਪਿਆਰੇ ਲੱਗਦੇ ਆ ਧਰਮੀ ਧਰਮੀ ਸਾਰੇ ਬੈਠੇ ਆ ਬੜੇ ਜੁੜੇ ਹੋਏ ਬੈਠੇ ਆ ਪਰ ਪਤਾ ਵਿਆਹਾਂ 'ਚ ਲੱਗਦਾ ਹੈ ਪਤਾ ਸ਼ਾਦੀਆਂ 'ਚ ਲੱਗਦਾ ਹੈ ਅੱਜ ਕੱਲ ਰੋਡ ਤੋਂ ਲੰਘਦੇ ਆ ਵਿਆਹ ਹੁੰਦੇ ਨੇ ਸ਼ਾਦੀਆਂ ਹੁੰਦੀਆਂ ਨੇ ਮੈਂ ਪਿੱਛੇ ਤਿੰਨ ਚਾਰ ਜਗ੍ਹਾ ਵਿਆਹਾਂ ਤੇ ਵੇਖਿਆ ਵੀ ਹੈ ਜਾ ਕੇ ਆਨੰਦ ਕਾਰਜਾਂ ਤੇ ਹੀ ਭਾਵੇਂ ਜਾਈਦਾ ਕੋਈ ਪਤਾ ਨਹੀਂ ਲੱਗਦਾ ਵੀ ਲੜਕੀ ਦੀ ਮਾਂ ਕੌਣ ਹੈ ਤੇ ਲੜਕੀ ਕੌਣ ਹੈ ਲੜਕੀ ਦੀ ਮਾਂ ਨੂੰ ਵੀ ਵੇਖੀਦਾ ਤੇ ਸਮਝ ਨਹੀਂ ਆਉਂਦੀ ਲੜਕੇ ਦੀ ਮਾਂ ਨੂੰ ਇੱਕਦਮ ਮੈਨੂੰ ਮਿਲੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਮੈਂ ਕਿਹਾ ਜੀ ਬੀਬੀ ਜੀ ਤੁਸੀਂ ਕੌਣ ਹੋ ਕਹਿੰਦੀ ਮੈਂ ਤੇ ਹਾਂ ਲੜਕੇ ਦੀ ਮਾਂ ਸਾਡੇ ਘਰ ਦੇ ਵਿਆਹ ਮੈਂ ਕਿਹਾ ਬੀਬੀ ਤੈਨੂੰ ਤੇ ਅਸੀਂ ਇੰਨੀ ਵਾਰੀ ਵੇਖਿਆ ਉਹਦੀ ਪਛਾਣ ਹੀ ਨਾ ਆਵੇ ਵੀ ਪੁੱਤ ਵਿਆਹਣ ਗਈ ਐ ਵੀ ਇਹ ਲੜਕੇ ਦੀ ਮਾਂ ਆ ਕਿ ਇਹ ਕੋਈ ਮੈਨੂੰ ਸਮਝ ਨਾ ਆਵੇ ਉਹਦੇ ਇੰਨਾ ਕੁਝ ਆਪਣਾ ਲਾਇਆ ਪਾਇਆ ਉਹਦਾ ਪਤਾ ਹੀ ਨਾ ਲੱਗੇ ਮੈਂ ਕਿਹਾ ਲੈ ਅੱਜ ਪਤਾ ਲੱਗਦਾ ਸਿੱਖਣੀ ਦਾ ਸਿੱਖਾਂ ਸੀ ਅੱਜ ਪਤਾ ਲੱਗਣਾ ਹੈ ਇਹ ਇੱਕ ਪਰਖ ਦੀ ਘੜੀ ਹੈ ਸਾਡੇ ਤੇ ਪਰਚਾ ਹੈ ਵੀ ਸਿੱਖਾ ਅੱਜ ਪਤਾ ਲੱਗੂ ਤੂੰ ਕਿੱਡਾ ਕਿ ਸਿੱਖ ਹੈ ਇਹ ਪਰਚਾ ਹੀ ਹੈ ਸਾਡੇ ਤੇ ਹਰ ਸਿੱਖ ਤੇ ਪੈਣਾ ਹੈ ਵਿਆਹ ਵਾਲੇ ਦਿਨ ਪਤਾ ਲੱਗਣਾ ਵੀ ਤੇਰੇ ਅੰਦਰ ਕਿੰਨੀ ਕਿ ਸਿੱਖੀ ਹੈ ਆਪਾਂ ਕਹਿੰਦੇ ਆ ਧੀਆਂ ਵਾਲੇ ਤੰਗ ਨੇ ਧੱਕਾ ਹੁੰਦਾ ਹੈ ਪਰਸੋਂ ਘਨੌਰ ਅਸੀਂ ਇੱਕ ਸ਼ਾਦੀ ਤੇ ਸਾਡੇ ਆਉਣ ਜਾਣ ਵਾਲੇ ਸੀ ਬਰਾਤ ਕੱਲ ਸੀ ਤੇ ਅਸੀਂ ਪਰਸੋਂ ਮੈਂ ਕਿਹਾ ਮੈਂ ਉਧਰੋਂ ਆ ਰਿਹਾ ਸੀ ਦਿੱਲੀ ਤੋਂ ਮੈਂ ਕਿਹਾ ਜਾਂਦੇ ਜਾਂਦੇ ਚਲੋ ਹੋ ਚੱਲਨੇ ਅਸੀਂ ਘਰ ਚਲੇ ਗਏ ਇਦਾਂ ਬੈਠੇ ਮੈਨੂੰ ਕਹਿੰਦੇ ਜੀ ਅਸੀਂ ਕਿਹਾ ਸੀ ਵੀ ਅਸੀਂ ਆਰਕੈਸਟਾਲੀਆਂ ਵਾਲੀਆਂ ਲੈ ਕੇ ਨਹੀਂ ਆਉਣੀਆਂ ਬਾਬਾ ਜੀ ਸਾਡੇ ਲੜਕੀ ਵਾਲੇ ਜਿਹੜੇ ਨੇ ਖੇੜਾ ਹੀ ਨਹੀਂ ਛੱਡਦੇ ਉਹ ਫੋਨ ਕਰ ਕਰਕੇ ਕਹੀ ਜਾਂਦੇ ਨੇ ਕਹੀ ਜਿਵੇਂ ਮਰਜ਼ੀ ਕਰੋ ਸਾਡੀ ਇੱਜ਼ਤ ਨਹੀਂ ਰਹਿੰਦੀ ਤੁਸੀਂ ਆਰਕੈਸਟਾਲੇ ਵਾਲੇ ਜ਼ਰੂਰ ਲੈ ਕੇ ਆਓ ਤੁਸੀਂ ਜ਼ਰੂਰ ਲੈ ਕੇ ਆਓ ਸਾਡੀ ਇੱਜ਼ਤ ਨਹੀਂ ਰਹਿੰਦੀ ਕਹਿੰਦੇ ਲੜਕੀ ਵਾਲੇ ਕਹਿੰਦੇ ਆ ਵੀ ਲੜਕੇ ਵਾਲੇ ਨਹੀਂ ਲੈ ਕੇ ਆਏ ਘੱਟ ਕੋਈ ਵੀ ਨਹੀਂ ਅੱਜ ਜਿੱਧਰ ਮਰਜੀ ਵੇਖ ਲਓ ਘੱਟ ਕੋਈ ਨਹੀਂ ਅੱਜ ਸਾਰੇ ਪਾਸੇ ਬੁਰਾ ਹਾਲ ਹੋ ਰਿਹਾ ਜਿੰਨੇ ਸਾਦੇ ਵਿਆਹ ਕਰਾਂਗੇ ਜਿੰਨੇ ਸਿੰਪਲ ਰਵਾਂਗੇ ਧੀਆਂ ਵਾਲੇ ਵੀ ਸੌਖੇ ਰਹਿਣ ਲੜਕੀਆਂ ਵਾਲੇ ਵੀ ਸੌਖੇ ਰਹਿਣ ਨਾ ਜਾਨ ਔਖੀ ਹੋਵੇ ਚਾਰ ਦਿਨਾਂ ਦੀਆਂ ਸ਼ੋਸ਼ੇਬਾਜ਼ੀਆਂ ਦੇ ਵਿੱਚ ਮੁੜ ਕੇ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਨੇ ਸੈੱਟ ਹੋਣ ਤੇ ਸਟ੍ਰੈਸ ਬਣ ਜਾਂਦੀ ਹੈ ਡਿਪਰੈਸ਼ਨ ਹੋ ਜਾਂਦਾ ਹੈ ਬੋਝ ਪੈ ਜਾਂਦਾ ਸਿਰ ਤੇ ਮੁੜ ਕੇ ਕਰਜ਼ੇ ਲੈਂਦੇ ਨਹੀਂ ਮੁੜ ਕੇ ਕਰਜ਼ੇ ਲੈਂਦੇ ਨਹੀਂ ਆ ਬੁਰਾ ਹਾਲ ਸਾਡਾ ਹੋਇਆ ਤੇ ਵੇਖਿਓ ਪੁਰਾਣੇ ਸਮਿਆਂ ਦੇ ਵਿੱਚ ਜ਼ਬਰਦਸਤੀ ਬੜੀ ਕੀਤੀ ਜਾਂਦੀ ਸੀ ਜਕਰੀਏ ਦੇ ਵੇਲੇ ਬੜੀ ਜ਼ਬਰਦਸਤੀ ਸੀ ਧੱਕਾ ਹੁੰਦਾ ਸੀ ਉਸ ਵੇਲੇ ਉਹਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਬੜੀ ਕੋਸ਼ਿਸ਼ ਕੀਤੀ ਵੀ ਸਿੱਖਾਂ ਦੀ ਚੜ੍ਹਦੀ ਕਲਾ ਹਰ ਤਰੀਕੇ ਨਾਲ ਰੋਕੀ ਜਾਵੇ ਬੜੀਆਂ ਉਹਨੇ ਪਾਬੰਦੀਆਂ ਲਾਤੀਆਂ ਜਗਾ ਜਗਾ ਉੱਤੇ ਸਤਿਗੁਰਾਂ ਦੇ ਸਥਾਨਾਂ ਦੀ ਬੇਅਦਬੀ ਕੀਤੀ ਇੰਨਾ ਕੁ ਜ਼ਬਰ ਕੀਤਾ ਕਿ ਸਿੱਖਾਂ ਨੂੰ ਛੱਡ ਕੇ ਪੰਜਾਬ ਬਹੁਤੇ ਬੀਕਾਨੇਰ ਵੱਲ ਚਲੇ ਗਏ ਹਰਿਆਣੇ ਵੱਲ ਬੀਕਾਨੇਰ ਕਹਿ ਲੋ ਹਰਿਆਣਾ ਤੇ ਬਾਅਦ ਚ ਬਣਿਆ ਬੀਕਾਨੇਰ ਦੇ ਏਰੀਏ ਦੇ ਵਿੱਚ ਚਲੇ ਗਏ ਹੋਰ ਵੀ ਕਈ ਜਗ੍ਹਾ ਸਿੱਖ ਵੰਡੇ ਗਏ ਛੱਡ ਛੱਡ ਕੇ ਪੰਜਾਬ ਨੂੰ ਚਲੇ ਗਏ ਇੰਨੇ ਤੰਗ ਕਰਤੇ ਸਰਕਾਰਾਂ ਨੇ ਤੰਗ ਇੰਨੇ ਹੋ ਗਏ ਉਹਨਾਂ ਵੇਲਿਆਂ ਵਿੱਚ ਪੜਾਣੇ ਨਗਰ ਦੇ ਰਹਿਣ ਵਾਲਾ ਸਿੱਖ ਹੈ ਸਰਦਾਰ ਬੋਤਾ ਸਿੰਘ ਦੋ ਸੁਣੇ ਹੋਣਗੇ ਸਰਦਾਰ ਬੋਤਾ ਸਿੰਘ ਸਰਦਾਰ ਗਰਜਾ ਸਿੰਘ ਇਹ ਤੁਸੀਂ ਨਾਮ ਦੋ ਸੁਣੇ ਹੋਣਗੇ ਇਹ ਜੋੜੀ ਸੀ ਜਿਵੇਂ ਭਾਈ ਸ਼ਵੇਗ ਸਿੰਘ ਭਾਈ ਸ਼ਹਿਬਾਜ਼ ਸਿੰਘ ਭਾਈ ਸੁਖਦੇਵ ਸਿੰਘ ਭਾਈ ਹਰਜਿੰਦਰ ਸਿੰਘ ਸੁੱਖਾ ਜਿੰਦਾ ਕਹਿੰਦੇ ਜਿਹਨੂੰ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਇਦਾਂ ਇਹ ਜੋੜੀਆਂ ਜੋੜੀਆਂ ਬੜੀਆਂ ਸਾਡੇ ਇਤਿਹਾਸ ਵਿੱਚ ਨਾਮ ਪ੍ਰਚਲਿਤ ਹੋਇਆ ਹੁਣ ਇਹ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਹੁਣ ਨਾਮ ਵੇਖੋ ਗਰਜਾ ਸਿੰਘ ਨਾਮ ਪੁਰਾਣੇ ਸਮਿਆਂ ਚ ਇਦਾਂ ਦੇ ਨਾਮ ਪ੍ਰਚਲਿਤ ਹੋਏ ਜਿਹੜੇ ਉਧਰੋਂ ਚੜ ਚੜ ਕੇ ਆਉਂਦੇ ਸੀ ਉਹਨਾਂ ਦੇ ਨਾਂ ਹੁੰਦੇ ਸੀ ਵੱਡੇ ਵੱਡੇ ਜ਼ਬਰਦਸਤ ਖਾਨ ਐਦਾਂ ਦੇ ਨਾਂ ਜਿਵੇਂ ਆਪਾਂ ਫਰੋਕਸੀਅਰ ਖਾਨ ਨਾਂ ਪੜ੍ਹਦੇ ਆ ਵੱਡੇ ਵੱਡੇ ਨਾਂ ਖਾਨ ਬਹਾਦਰ ਜ਼ਕਰੀਆ ਖਾਨ ਕਹਿੰਦੇ ਸੀ ਇਹ ਲਿਆਂ ਦੇ ਨਾਂ ਐਦਾਂ ਦੇ ਵੱਡੇ ਵੱਡੇ ਲਿਆਂ ਦੇ ਜਿਹੜੇ ਨਾਂ ਸੀ ਹਿੰਦੁਸਤਾਨੀਆਂ ਦੇ ਉਦੋਂ ਦੇ ਪੁਰਾਣੇ ਉਹ ਕਿਦਾਂ ਦੇ ਨਾਂ ਸੀ ਰਿਊੜੀ RAM ਕਸੀਟਾ ਮੱਲ ਘਾਟੇ ਸ਼ਾ ਸ਼ਟੰਕੀ ਸ਼ਾ ਐਦਾਂ ਦੇ ਨਾਂ ਸੀ ਸਤਿਗੁਰਾਂ ਨੇ ਆਖਿਆ ਇਹ ਤੇ ਨਾ ਹੀ ਇਦਾਂ ਦੇ ਆ ਬੰਦੇ ਦਾ ਦਿਲ ਠਾਹ ਨੂੰ ਜਾਣ ਲੱਗ ਪੈਂਦਾ ਥੱਲੇ ਨੂੰ ਨਾ ਸੁਣ ਕੇ ਉਧਰਲੇ ਨਾ ਐਡੇ ਐਡੇ ਵੱਡੇ ਆ ਫਿਰ ਕਲਗੀਧਰ ਸੱਚੇ ਪਾਤਸ਼ਾਹ ਨੇ ਨਾ ਇਦਾਂ ਦੇ ਰੱਖੇ ਬਾਬਾ ਅਜੀਤ ਸਿੰਘ ਜਿਹਨੂੰ ਜਿੱਤਿਆ ਹੀ ਨਾ ਜਾਵੇ ਸਤਿ ਸ੍ਰੀ ਅਕਾਲ ਬਾਬਾ ਜੋਰਾਵਰ ਸਿੰਘ ਬਾਬਾ ਬਾਬਾ ਜੁਝਾਰ ਸਿੰਘ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਦਾਂ ਦੇ ਨਾਮ ਫਿਰ ਸਿੱਖਾਂ ਦੇ ਵਿੱਚ ਆਏ ਤਖੱਲਸ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦਾ ਨਾਮ ਜਿਹੜਾ ਪ੍ਰਚਲਿਤ ਹੋਇਆ ਇਦਾਂ ਦੇ ਨਾਂ ਸਿੱਖਾਂ ਵਿੱਚ ਵੀ ਫਿਰ ਆਏ ਜੋ ਸ਼ੀਲੇ ਸੋਹਣੇ ਲੱਗਣ ਜਿਹੜੇ ਨਾ ਅੱਜ ਕੱਲ ਵੀ ਬੱਚਿਆਂ ਦੇ ਕਈ ਰੱਖਦੇ ਨੇ ਸੋਹਣੇ ਨਾਂ ਕਈ ਰੱਖ ਲੈਂਦੇ ਨੇ ਲੱਭ ਕੇ ਵੀ ਇਹ ਗੁਰ ਸਾਹਿਬ ਹੈ ਇਹ ਗੁਰ ਨੂਰ ਹੈ ਇਹ ਗੁਰ ਫਤਿਹ ਹੈ ਇਹ ਗੁਰ ਅਸੀਸ ਹੈ ਐਦਾਂ ਦੇ ਨਾਂ ਰੱਖਦੇ ਨੇ ਬੱਚਿਆਂ ਦੇ ਸੋਹਣੇ ਸੋਹਣੇ ਸੋਹਣੇ ਸੋਹਣੇ ਨਾਮ ਹੀ ਰੱਖੋ ਪਰ ਆਪਣੇ ਜੀਵਨ ਵੀ ਪਹਿਲਾਂ ਮਾਪੇ ਵੀ ਜੀਵਨ ਉਦਾਂ ਦਾ ਬਣਾਓ ਨਾਮ ਨਾਮ ਹੀ ਰੱਖੋ ਕਈਆਂ ਨੂੰ ਅੱਜ ਕੱਲ ਨਾਂ ਜਿਹੜੇ ਆ ਨਾ ਬੱਚੇ ਛੋਲੀ ਹੌਲੀ ਕੱਟਦੇ ਜਾ ਰਹੇ ਵਿਦੇਸ਼ਾਂ 'ਚ ਜਾਈਦਾ ਗੋਤ ਲਾਉਂਦੇ ਨੇ ਨਾਂ ਦੇ ਪਿੱਛੇ ਸਿੰਘ ਕੱਟ ਦਿੱਤਾ ਵਿਚਾਰੋਂ ਵਿਚਾਲਿਓ ਜਿਵੇਂ ਹੁਣ ਹਰਜੀਤ ਸਿੰਘ ਸੰਧੂ ਉਹ ਲਿਖਦਾ ਹੈ ਹਰਜੀਤ ਸੰਧੂ ਸਿੰਘ ਨਹੀਂ ਲਿਖਦੇ ਨਾਲ ਬੀਬੀਆਂ ਦੇ ਨਾਂ ਨਾਲ ਕੌਰ ਕੱਟ ਦਿੰਦੇ ਆ ਸਿੰਘ ਕੱਟ ਦਿੰਦੇ ਆ ਆਮ ਹੀ ਜਿਵੇਂ ਹੁਣ ਕਾਰਡ ਵੀ ਛਾਪਣਗੇ ਭਾਵੇਂ ਕਈ ਵੇਖੇ ਆ ਸਿੱਖ ਵੀ ਹੋਣਗੇ ਨਾਂ ਸਿੰਘ ਨਹੀਂ ਲਾਂਦੇ ਉਹਦਾ ਨਾਂ ਲੜਕੀ ਦਾ ਬੀਬੀ ਦਾ ਕੌਰ ਨਹੀਂ ਲਾਂਦੇ ਜਿਵੇਂ ਹੁਣ ਮੰਨ ਲਓ ਵੀ ਵਿਆਹ ਹਰਜੀਤ ਸਿੰਘ ਹੈ ਤੇ ਬੀਬੀ ਕੁਲਜੀਤ ਕੌਰ ਹੋਵੇ ਤੇ ਪਤਾ ਨਹੀਂ ਹਰਜੀਤ ਅੱਗੇ ਕੁਲਜੀਤ ਉਹ ਸਿੰਘ ਵੀ ਨਹੀਂ ਲਾਣਗੇ ਨਾਂ ਦੇ ਨਾਲ ਕਾਰਡ ਦੇ ਉੱਤੇ ਵੀ ਸਿੰਘ ਨਹੀਂ ਲਿਖਦੇ ਵੀ ਇੱਕ ਵਾਰੀ ਤੇ ਦਾ ਨਾਂ ਲਿਖਿਆ ਜਾਣਾ ਸਿੰਘ ਤੇ ਪਾਓ ਵਿਆਹ ਤੇ ਉਹ ਚੱਜ ਤਰ੍ਹਾਂ ਇੱਕ ਵਾਰੀ ਛਪਦਾ ਹੈ ਇਦਾਂ ਨਾਂ ਨੂੰ ਤੇ ਆਮ ਸਾਡੇ ਹੁਣ ਕਿਹੜਾ ਨਾਂ ਥਾਂ ਥਾਂ ਤੇ ਲਿਖੇ ਜਾਣੇ ਨੇ ਵੀ ਇੱਕ ਵਾਰੀ ਤੇ ਕਾਰਡ ਛਪਿਆ ਤੇ ਚੱਜ ਤਰ੍ਹਾਂ ਨਾਂ ਸਿੰਘ ਪਾਓ ਕੌਰ ਪਾਓ ਬੱਚੇ ਦਾ ਨਾਂ ਜਦੋਂ ਲਓ ਸਿੰਘ ਕਹਿ ਕੇ ਬੁਲਾਓ ਪੁਰਾਣੇ ਸਮਿਆਂ 'ਚ ਸਿੰਘ ਬੁਲਾਉਂਦੇ ਸੀ ਜੇ ਬੀਬੀ ਦਾ ਨਾਂ ਲੈਣਾ ਉਹਨੇ ਸੁਰਜੀਤ ਕੌਰੇ ਗੱਲ ਸੁਣ ਐਦਾਂ ਕਹਿੰਦੇ ਸੀ ਸਿੰਘ ਬੀਬੀ ਦਾ ਨਾਂ ਕੌਰ ਕਹਿ ਕੇ ਲੈਣਾ ਨਾਂ ਬੀਬੀ ਦਾ ਲੈਣਾ ਜਿਵੇਂ ਹੁਣ ਬੀਬੀ ਦਾ ਨਾਂ ਸੁਰਜੀਤ ਕੌਰ ਹੈ ਉਹਨੇ ਕਹਿਣਾ ਸੁਰਜੀਤ ਕੌਰੇ ਗੱਲ ਸੁਣ ਐਦਾਂ ਕਹਿਣਾ ਭਾਈ ਨੇ ਨਾਂ ਪੂਰਾ ਲੈਣਾ ਕੌਰ ਲਾ ਕੇ ਤੇ ਸਿੰਘ ਲਾਣਾ ਨਾਂ ਨਾਲ ਤਾਂ ਜੋ ਬਚਪਨ ਵਿੱਚ ਦਿਮਾਗ 'ਚ ਇਹ ਗੱਲਾਂ ਫੀਡ ਰਹਿਣ ਵੀ ਅਸੀਂ ਸਿੰਘ ਹੁੰਨੇ ਆ ਸਾਡਾ ਨਾਂ ਪੂਰਾ ਲੈਣਾ ਤੇ ਅੱਜ ਕੱਲ ਜਿਵੇਂ ਉਹ ਮਹਾਪੁਰਸ਼ਾਂ ਕੋਲ ਗਈ ਇੱਕ ਬੀਬੀ ਕਹਿੰਦੀ ਬਾਬਾ ਜੀ ਮੇਰਾ ਬੱਚਾ ਚੀਕਾਂ ਬੜੀਆਂ ਮਾਰਦਾ ਕਹਿੰਦੇ ਨਾਂ ਕੀ ਕਹਿੰਦੇ ਚਿੰਕੂ ਕਹਿੰਦੇ ਫਿਰ ਜਿਹੜਾ ਨਾਂ ਹੀ ਤੂੰ ਚਿੰਕੂ ਰੱਖਿਆ ਫਿਰ ਤੇ ਚੀਕਾਂ ਹੀ ਮਾਰੇਗਾ ਜਿੱਦਾਂ ਦਾ ਨਿਆਣਿਆਂ ਦਾ ਨਾਂ ਰੱਖਦੇ ਹੋ ਇਸ ਕਰਕੇ ਘਰ ਦਾ ਮਾਹੌਲ ਬਦਲ ਕੇ ਰੱਖੋ ਬੱਚਿਆਂ ਨੂੰ ਜੋੜਨਾ ਹੈ ਘਰ ਦਾ ਮਾਹੌਲ ਸੋਹਣਾ ਰੱਖੋ ਗੁਰਮਤ ਵਾਲਾ ਮਾਹੌਲ ਸਾਡੇ ਘਰ ਦੇ ਵਿੱਚ ਰਵੇ ਨਾ ਬੱਚਿਆਂ ਦੇ ਸੋਹਣੇ ਰੱਖਣੇ ਨੇ ਕਰਮ ਸੋਹਣੇ ਹੋਣ ਜੀਵਨ ਪਹਿਲਾਂ ਆਪਾਂ ਆਪਣਾ ਸੋਹਣਾ ਬਣਾਈਏ ਫਿਰ ਅੱਗੇ ਬੱਚਿਆਂ ਤੇ ਅਸਰ ਹੁੰਦਾ ਹੈ ਵੇਖਿਓ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਇਹ ਦੋਵੇਂ ਜਣੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਆਏ ਨੇ ਚੋਰੀ ਲੁਕਦਿਆਂ ਨੇ ਇਹਨਾਂ ਨੇ ਅੰਮ੍ਰਿਤਸਰ ਇਸ਼ਨਾਨ ਕੀਤਾ ਚੋਰੀ ਮੱਥਾ ਟੇਕਿਆ ਵਾਪਸ ਆ ਰਹੇ ਨੇ ਲੁਕਦੇ ਨੇ ਲੁਕ ਲੁਕ ਕੇ ਝਾੜੀਆਂ ਦੇ ਓਲੇ ਲੁਕ ਲੁਕ ਕੇ ਆਪਣੇ ਆਪ ਨੂੰ ਪਰਦੇ 'ਚ ਰੱਖਦੇ ਨੇ ਪਤਾ ਨਾ ਲੱਗ ਜਾਏ ਫੜੇ ਨਾ ਜਾਈਏ ਐਦਾਂ ਝਾੜੀ ਦੇ ਓਲੇ ਦੋਵੇਂ ਲੁਕੇ ਹੋਏ ਨੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਠੀਕ ਹੈ ਦੁਨੀਆ ਦੀਆਂ ਬਣਾਈਆਂ ਜਾਤਾਂ ਨੇ ਪਰ ਇੱਕ ਗੱਲ ਕਹਿਣ ਵਾਸਤੇ ਕਹਿਣੀ ਪੈਂਦੀ ਹੈ ਵੀ ਜਦੋਂ ਦੋ ਰਲ ਜਾਣ ਨਾ ਜਾਤਾਂ ਖਤਮ ਕਰਕੇ ਇਹ ਸੰਧੂ ਜੱਟ ਕਹਿੰਦੇ ਸੀ ਇਹਨੂੰ ਤੇ ਭਾਈ ਗਰਜਾ ਸਿੰਘ ਸੀ ਜਿਹੜਾ ਇਹ ਮਜਬੀ ਸਿੱਖ ਸੀ ਇਹ ਦੋਵੇਂ ਇਕੱਠਾ ਕੰਮ ਕਰਦੇ ਸੀ ਸੀਰੀ ਰਲਿਆ ਕਹਿ ਲੋ ਆਪਾਂ ਕੰਮ ਕਹਿ ਦਿੰਨੇ ਆ ਫਰਕ ਹੈ ਬਹੁਤ ਨਿੱਕੀ ਜੀ ਗੱਲ ਸਮਝਿਓ ਵਿੱਚ ਦੀ ਕਹਿ ਰਿਹਾ ਜਿਵੇਂ ਹੁਣ ਆਪਾਂ ਕਿਸੇ ਬੰਦੇ ਨੂੰ ਮਿਲਦੇ ਆ ਆ ਕੌਣ ਹੈ ਭਾਈ ਇਹ ਜੀ ਸਾਡਾ ਨੌਕਰ ਹੈ ਐਦਾਂ ਕਹਿਣਗੇ ਕਈ ਬੰਦੇ ਸਾਡਾ ਨੌਕਰ ਰੱਖਿਆ ਹੋਇਆ ਹੈ ਤੇ ਕਈ ਬੰਦੇ ਸਿਆਣੇ ਵੇਖੇ ਨੇ ਸਮਝਦਾਰ ਜਦੋਂ ਉਹਨੂੰ ਮਿਲਾਣਗੇ ਇਹ ਕੌਣ ਹੈ ਅਸੀਂ ਤੇ ਜੀ 15 ਸਾਲਾਂ ਤੋਂ ਇਕੱਠੇ ਹੀ ਕੰਮ ਕਰਦੇ ਆ ਆ ਆ ਲਫ਼ਜ਼ ਕਹਿਣਗੇ ਐ ਨਹੀਂ ਕਹਿਣਗੇ ਸਾਡਾ ਸੀਰੀ ਹੈ ਸਾਡਾ ਨੌਕਰ ਹੈ ਸਾਡਾ ਬੰਦਾ ਰੱਖਿਆ ਹੈ ਐ ਨਹੀਂ ਕਹਿਣਗੇ ਜਦੋਂ ਆਏਗਾ 5 ਸਾਲ ਹੋ ਗਏ ਜੀ ਇਕੱਠੇ ਹੀ ਕੰਮ ਕਰਦੇ ਆ ਇੰਨਾ ਫਰਕ ਪੈ ਜਾਂਦਾ ਹੈ ਇੱਜ਼ਤ ਦੇਣ ਦਾ ਸਤਕਾਰ ਦੇਣ ਦਾ ਇੰਨਾ ਫਰਕ ਪੈ ਜਾਂਦਾ ਇੱਕ ਇਹ ਕਹਿਣਾ ਵੀ ਸਾਡਾ ਨੌਕਰ ਹੈ ਇੱਕ ਇਹ ਕਹਿਣਾ ਵੀ 10 ਸਾਲ ਹੋ ਗਏ ਜੀ ਇਕੱਠੇ ਹੀ ਕੰਮ ਕਰਦੇ ਆ ਫਰਕ ਹੈ ਨਾ ਵੱਡੀਆਂ ਵੱਡੀਆਂ ਫੈਕਟਰੀਆਂ 'ਚ ਵੇਖੀਦਾ ਜਾਈਦਾ ਜਦੋਂ ਅਗਲੇ ਨੇ ਮਿਲਣਾ ਹੈ 15 ਸਾਲ ਹੋ ਗਏ ਜੀ 20 ਸਾਲ ਦਾ ਸਾਡੇ ਨਾਲ ਹੀ ਹੈ ਜੀ ਨੌਕਰ 20 ਸਾਲ ਦਾ ਰੱਖਿਆ ਆਪਾਂ ਐਦਾਂ ਕਹਿਣਗੇ ਆਕੜ ਹਉਮੈ ਹੰਕਾਰ ਦਾ ਭਰਿਆ 20 ਬੰਦਿਆਂ ਵਿੱਚ ਬੋਲ ਰਿਹਾ ਆਪਣਾ ਹੀ ਹੈ ਰੱਖਿਆ ਹੋਇਆ ਆਪਣਾ ਐਮਪਲਾਈ ਹੈ ਪੜ੍ਹੇ ਲਿਖੇ ਇਦਾਂ ਕਹਿਣਗੇ ਐਮਪਲਾਈ ਹੈ ਸਾਡਾ ਪਰ ਜਿਹੜਾ ਬੰਦਾ ਸਿਆਣਾ ਸਮਝਦਾਰ ਹੈ ਸੋਝੀ ਵਾਲਾ ਹੈ ਨਿਮਰਤਾ ਅੰਦਰ ਹੋਵੇ ਜਿਹਦੇ ਅੰਦਰ ਨਿਮਰਤਾ ਹੋਵੇ ਉਹਨੇ ਕੀ ਕਹਿਣਾ ਹੈ ਇਕੱਠੇ ਹੀ ਆ ਜੀ 20 ਸਾਲ ਤੋਂ ਕੰਮ ਕਰਦੇ ਆ ਭਰਾਵਾਂ ਵਾਂਗੂ ਇਕੱਠੇ ਹੀ ਕੰਮ ਕਰਦੇ ਆ ਇੰਨਾ ਫਰਕ ਫਿਰ ਜਿਹੜੇ ਇਦਾਂ ਸਤਿਕਾਰ ਦਿੰਦੇ ਨੇ ਇੱਜ਼ਤ ਦਿੰਦੇ ਨੇ ਫਿਰ ਉਹ ਭਰਾਵਾਂ ਵਾਲੀ ਇੱਜ਼ਤ ਮਿਲਦੀ ਵੀ ਹੈ ਉਹਨਾਂ ਨੂੰ ਜਿਹੜੇ ਇਦਾਂ ਰਿਸਪੈਕਟ ਕਰਨੀ ਸਿੱਖ ਲੈਣ ਨਾ ਅਕਲ ਆ ਜੇ ਜਿਨ੍ਹਾਂ ਨੂੰ ਫਿਰ ਅਗਲਾ ਵੀ ਕਹਿੰਦਾ ਜੇ ਮੈਨੂੰ ਭਰਾ ਕਹਿੰਦਾ ਤੇ ਭਰਾ ਬਣ ਕੇ ਰਹਿਣਾ ਹੈ ਕੁਛ ਮਾੜਾ ਨਹੀਂ ਕਰਨਾ ਇਹਦੇ ਨਾਲ ਨਿਭਾਉਣੀ ਹੈ ਹੁਣ ਇਹ ਵੀ ਸਾਡਾ ਸਾਡੀ ਰਿਸਪੈਕਟ ਕਰਦਾ ਅਸੀਂ ਵੀ ਕਰਨੀ ਹੈ ਫਿਰ ਫਰਕ ਵੀ ਫਰਕ ਹੈ ਬਹੁਤ ਉਹ ਨੌਕਰ ਆਪਣੇ ਆਪ ਨੂੰ ਨੌਕਰ ਸਮਝਦਾ ਨਹੀਂ ਉਹ ਆਪਣੇ ਆਪ ਨੂੰ ਪਰਿਵਾਰ ਦਾ ਹਿੱਸਾ ਸਮਝਦਾ ਹੈ ਇਕੱਠੇ ਹੀ ਆ ਆਪਣੇ ਆਪ ਨੂੰ ਇਹ ਨਹੀਂ ਸਮਝਦਾ ਵੀ ਮੈਂ ਨੌਕਰ ਆ ਉਹਨੂੰ ਇਹ ਲੱਗਦਾ ਮੈਂ ਪਰਿਵਾਰ ਦਾ ਮੈਂਬਰ ਆ ਤੇਰੇ ਨਾਲੋਂ ਵੱਧ ਦੁਖੀ ਹੋ ਜਾਂਦਾ ਜੇ ਕੋਈ ਪਰੇਸ਼ਾਨੀ ਘਰ ਚ ਆ ਜੇ ਨੌਕਰ ਕਹਿੰਦਾ ਮੈਨੂੰ ਕੀ ਲੱਗੇ ਇਹ ਰੋਂਦੇ ਫਿਰਨ ਆਪੇ ਆਪਾਂ ਆਪਣਾ ਕੰਮ ਕੀਤਾ ਚੱਲੇ ਆ ਪਰ ਜਿਹੜਾ ਅੰਦਰੋਂ ਪਿਆਰ ਕਰਨ ਵਾਲਾ ਬੰਦਾ ਹੁੰਦਾ ਹੈ ਉਹ ਸਾਡੇ ਨਾਲੋਂ ਵੱਧ ਚਿੰਤਾ ਕਰਦਾ ਹੈ ਵੀ ਇਹਨੇ ਮੈਨੂੰ ਭਰਾ ਬਣਾਇਆ ਅੱਜ ਇਹਦੇ ਘਰ ਦੁੱਖ ਆ ਗਿਆ ਉਹ ਆ ਤੁਹਾਡੇ ਨਾਲੋਂ ਵੱਧ ਰੋਂਦਾ ਹੈ ਵੇਖੇ ਨੇ ਬੜੇ ਕੰਮ ਕਰਨ ਵਾਲੇ ਬੰਦੇ ਵੱਧ ਰੋਣਗੇ ਪੁੱਤਰਾਂ ਨਾਲੋਂ ਵੱਧ ਰੋਂਦੇ ਨੇ ਪੁੱਤਰਾਂ ਨਾਲੋਂ ਵੱਧ ਕੇ ਰੋਣਗੇ ਸਾਡਾ ਇੰਨਾ ਪਿਆਰ ਕਰਦੇ ਨੇ ਕਈ ਇਹੀ ਵੰਡਣ ਦੀ ਲੋੜ ਹੈ ਜਿੰਨਾ ਪਿਆਰ ਵੰਡੋਗੇ ਉਹਨਾਂ ਮਨ ਸ਼ਾਂਤ ਰਹੇਗਾ ਕਿਉਂ ਕਿਉਂਕਿ ਪਿਆਰ ਦੇ ਬਦਲੇ ਫਿਰ ਪਿਆਰ ਵੀ ਤੇ ਮਿਲਣਾ ਹੈ ਆਪਾਂ ਧਾਰਨਾ ਪੜਦੇ ਨੇ ਕਈ ਵਾਰੀ ਦਿਖਾਵੇ ਕਰਕੇ ਨਹੀਂ ਬਾਰੀ ਦਿਖਾਵੇ ਕਰਕੇ ਨਹੀਂ ਦੁਨੀਆ ਵੇਖੇ ਬੱਲੇ ਬੱਲੇ ਹੋਵੇ ਦਿਖਾਵੇ ਕਰਕੇ ਨਹੀਂ ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਤਰੀਕਾ ਹੀ ਇੱਕ ਹੈ ਪ੍ਰੇਮ ਦੀਆਂ ਪਾਲਾਂ ਡੋਰੀਆਂ ਵਿੱਚ ਕੰਦਾ ਹੋ ਗਈ गई ਜਿੱਤਣਾ ਪ੍ਰੇਮ ਆਪਾ ਲੈ ਡੋਰੀਆਂ ਹੈ ਕਿਸੇ ਦਾ ਮਨ ਜਿੱਤਣਾ our Lord. ਰੱਜ ਕੇ ਡੋਰੀਆਂ ਮੈਣਾ ਬੋਲੋ Bye, bye, bye. ਵਾਲਾ ਪ੍ਰੇਮ ਦੀਆਂ ਪਾਵਨ ਡੋਰੀਆਂ ਵਾਲਾ ਵਾਲਾ सतगुर प्रेम ਜਾਂਦਾ ਹੈ ਕਿਸੇ ਦਾ ਮਨ ਟਿਕਾਣਾ ਪ੍ਰੇਮ ਦੀਆਂ ਮਾਰਾਂ ਗੋਲੀਆਂ ਇਹ ਤੂੰ ਹੈ ਕਿਸੇ ਦਾ ਮਨ ਟਿਕਾਣਾ ਡੋਰ ਸੱਚ ਕਹੂੰ ਸੁਣ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਹੁਣ ਪ੍ਰੇਮ ਦੇ ਰੂਪ ਵਿੱਚ ਹੀ ਮਿਲਣਾ ਉਹਨੇ ਅਸੀਂ ਸੱਚਾ ਪ੍ਰੇਮ ਕਰਦੇ ਆ ਅੱਗੋਂ ਵੀ ਸੱਚ ਮਿਲੇਗਾ ਸਾਨੂੰ ਸੱਚ ਇਮਾਨਦਾਰੀ ਅਸੀਂ ਰੱਖਾਂਗੇ ਅੱਗੋਂ ਵੀ ਇਮਾਨਦਾਰੀ ਮਿਲੇਗੀ ਜੀ ਕਵਾਂਗੇ ਜੀ ਕਹਾਵਾਂਗੇ ਇਸ ਕਰਕੇ ਰਿਸਪੈਕਟ ਕਰਨ ਵਾਲਿਆਂ ਦੀ ਰਿਸਪੈਕਟ ਦੁਨੀਆ ਕਰਦੀ ਏ ਇੱਜ਼ਤ ਕਰਨ ਵਾਲਿਆਂ ਨੂੰ ਅੱਗੋਂ ਇੱਜ਼ਤ ਮਿਲਦੀ ਏ ਸਨਮਾਨ ਮਿਲਦਾ ਹੈ ਸਤਕਾਰ ਮਿਲਦਾ ਹੈ ਇਸ ਕਰਕੇ ਭਾਈ ਯਤਨ ਕਰੀਏ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖੀਏ ਜਦੋਂ ਗੁਰਬਾਣੀ ਪੜਨ ਸੁਣਨ ਸਮਝਣ ਲੱਗ ਜਾਈਏ ਫਿਰ ਆ ਗੱਲਾਂ ਦਾ ਵੀ ਚੱਜ ਆ ਜਾਂਦਾ ਹੈ ਕਰਦਾ ਨਿਤਨੇਮ ਸਵੇਰੇ ਜਿਉਂ ਲੱਗਦਾ 8-8 ਘੰਟੇ ਅਖੇ ਜੀ ਮੈਂ ਪਾਠ ਕਰਦਾ ਮੈਂ ਪਾਠ ਕਰਦਾ ਮੈਂ ਸਿਮਰਨ ਕਰਦਾ ਤੇ ਜਦੋਂ ਨਿਕਲਦਾ ਬਾਹਰ ਕੋਈ ਬੋਲੀ 'ਚ ਫਰਕ ਨਹੀਂ ਕੋਈ ਜੀਵਨ ਜਾਚ ਨਹੀਂ ਆਈ ਜਿਉਣ ਦਾ ਚੱਜ ਨਹੀਂ ਆਇਆ ਤੇ ਫਿਰ ਕੀ ਪੜਿਆ ਜੇ ਰੱਟਾ ਹੀ ਲਾਈ ਜਾਂਦੇ ਆ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਫਿਰ ਨਹੀਂ ਗੱਲ ਬਣਦੀ ਸਮਝੋ ਸਤਿਗੁਰਾਂ ਨੇ ਕੀ ਕਿਹਾ ਤੇ ਮੈਂ ਉਹਨੂੰ ਲਾਗੂ ਕਿਵੇਂ ਕਰਨਾ ਹੈ ਜੇ ਮੇਰਾ ਮਾਲਕ ਮਿੱਠ ਬੋਲੜਾ ਮੈਂ ਕਿਉਂ ਕਹੋੜਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਔ ਸੰਭਲ ਥੱਕੀ ਉਹ ਕਦੇ ਨਾ ਬੋਲੇ ਫਿਰ ਅਸੀਂ ਕਿਉਂ ਕਹੋੜਾ ਬੋਲੀਏ ਜਦੋਂ ਮੇਰਾ ਮਾਲਕ ਕੌੜਾ ਨਹੀਂ ਅਸੀਂ ਕਿਉਂ ਕੌੜੇ ਤੁਰੇ ਫਿਰਦੇ ਆ ਠੀਕ ਹੈ ਮਾੜੀ ਮੋਟੀ ਘੂਰੀ ਬੱਚਿਆਂ ਨੂੰ ਪੜਨ ਵਾਸਤੇ ਜਾਂ ਉਹ ਉਹ ਚਾਹੀਦੀ ਹੈ ਪਰ ਅੱਖਾਂ ਦੀ ਘੂਰੀ ਹੈ ਅੰਦਰ ਸਹਿਜ ਰਹਿੰਦਾ ਹੈ ਅੰਦਰ ਠੰਡ ਰਹਿੰਦੀ ਹੈ ਅੰਦਰ ਆਨੰਦ ਹੀ ਰਹਿੰਦਾ ਹਮੇਸ਼ਾ ਉਹ ਤੇ ਅੱਖਾਂ ਦੀ ਘੂਰੀ ਹੈ ਨਿਆਣਿਆਂ ਵਾਸਤੇ ਮਾੜਾ ਮੋਟਾ ਹੁੰਦਾ ਹੈ ਪਰ ਐ ਨਹੀਂ ਵੀ ਹਰ ਵੇਲੇ ਆਪ ਹੀ ਉਬਲੇ ਫਿਰੋ ਹਰ ਵੇਲੇ ਅੰਦਰੋਂ ਤੜਫੇ ਰਹੋ ਤੇ ਬਹੁਤ ਵਾਰ ਮੈਂ ਬੇਨਤੀ ਸੰਗਤ ਵਿੱਚ ਕਰਦਾ ਹੁੰਨਾ ਹੈ ਅੱਜ ਕੱਲ ਬੈੱਡ ਤੇ ਕੋਈ ਕੋਈ ਸੌਂਦਾ ਹੈ ਚਿੰਤਾ ਦੀ ਮੰਜੀ ਤੇ ਬਹੁਤੀ ਦੁਨੀਆ ਸੌਂਦੀ ਹੈ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਵਣ ਲੇਫ ਸੱਚ ਨਾਲੋਂ ਟੁੱਟਿਆਂ ਦਾ ਇਹੀ ਹਾਲ ਹੁੰਦਾ ਹੈ ਉਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਵੇਖ ਹੇ ਮੇਰਿਆ ਮਾਲਕਾ ਵੇਖ ਸਾਡਾ ਹਾਲ ਚਿੰਤਾ ਤੇ ਪੈਨੇ ਆ ਚਿੰਤਾ ਦੀ ਮੰਜੀ ਐ ਦੁੱਖਾਂ ਦਾ ਵਿੱਚ ਵਾਣ ਐ ਬੈੱਡ ਉੱਤੇ ਤੇ ਕੋਈ ਕੋਈ ਸੌਂਦਾ ਹੈ ਬਹੁਤੇ ਤੇ ਚਿੰਤਤ ਹੀ ਦੀਸੈ ਸਭ ਕੋਏ ਚਿੰਤਾ 'ਚ ਫਸੇ ਹੋਏ ਆ ਚਿੰਤਾ ਤੇ ਸੌਣ ਵਾਲੇ ਲੋਕ ਆ ਪਰ ਬਾਣੀ ਨੂੰ ਸਮਝਦੇ ਹੋਈਏ ਧਿਆਨ ਨਾਲ ਸਤਿਗੁਰਾਂ ਦੇ ਬਚਨ ਸੁਣੀਏ ਤੇ ਮਨ ਠੰਡਾ ਹੋ ਜਾਏ ਸ਼ਾਂਤ ਹੋ ਜਾਏ ਤੇ ਵੇਖਿਓ ਇਹ ਦੋਵੇਂ ਜਣੇ ਲੁਕੇ ਹੋਏ ਨੇ ਝਾੜੀ ਦੇ ਓਲੇ ਪਤਾ ਨਾ ਲੱਗ ਜੇ ਕਿਸੇ ਨੂੰ ਦਿਸ ਨਾ ਜਾਈਏ ਇੱਕ ਮੁਸਲਮਾਨ ਪਰਿਵਾਰ ਕਈ ਸਾਥੀ ਇਦਾਂ ਤੁਰੇ ਜਾਣ ਬੀਬੀਆਂ ਵੀ ਵਿੱਚ ਨੇ ਉਹਨਾਂ ਨੇ ਵੇਖਿਆ ਵਿੱਚੋਂ ਇੱਕ ਕਹਿੰਦਾ ਓ ਸਿੰਘ ਲੱਗਦੇ ਨੇ ਝਾੜੀ ਉੱਲੇ ਲੁਕੇ ਇੱਕ ਨੇ ਜਵਾਬ ਦਿੱਤਾ ਨਹੀਂ ਸਿੰਘ ਨਹੀਂ ਹੋਣੇ ਕੋਈ ਹੋਰ ਹੋਣਾ ਦੂਜਾ ਕਹਿੰਦਾ ਨਹੀਂ ਸਿੰਘ ਨੇ ਬੀਬੀਆਂ ਵੀ ਵਿੱਚ ਹੀ ਬੋਲਦੀਆਂ ਨੇ ਉਹ ਨਹੀਂ ਨਹੀਂ ਇਹ ਤੇ ਬਹੁ ਰੂਪੀਏ ਹੋਣਗੇ ਛੇਰ ਸਿੰਘ ਤੇ ਛੇਰ ਹੁੰਦੇ ਨੇ ਛੇਰ ਤੇ ਸਾਹਮਣੇ ਰਹਿੰਦੇ ਨੇ ਤੇ ਗਿੱਦੜਾ ਵਾਂਗੂ ਲੁਕਦੇ ਫਿਰਦੇ ਨੇ ਇਹ ਸਿੰਘ ਨਹੀਂ ਹੋਣੇ ਇਹ ਬਹੁ ਰੂਪੀਏ ਨਕਲੀ ਹੋਣਗੇ ਅਸਲੀ ਨਹੀਂ ਇਦਾਂ ਦੇ ਹੋ ਸਕਦੇ ਇਹ ਤੇ ਲੁਕਦੇ ਫਿਰਦੇ ਆ ਨਕਲੀ ਇਹ ਅਸਲੀ ਨਹੀਂ ਹੋਣੇ ਨਕਲੀ ਹੋਣਗੇ ਜਦੋਂ ਇੰਨੀ ਗੱਲ ਕਹੀ ਉਹ ਤੇ ਲੰਘ ਗਏ ਅੱਗੇ ਵੀ ਸਿੰਘਾਂ ਨੂੰ ਲੁਕਣ ਦੀ ਕੀ ਲੋੜ ਹੈ ਸਿੰਘ ਤੇ ਡਰਦੇ ਹੀ ਨਹੀਂ ਤੇ ਡਰਦੇ ਫਿਰਦੇ ਆ ਝਾੜੀਆਂ ਉੱਲੇ ਲੁਕੇ ਫਿਰਦੇ ਆ ਬਹੁ ਰੂਪੀਏ ਹੋਣਗੇ ਬਹੁ ਰੂਪੀਏ ਕਦੇ ਰੂਪ ਕੋਈ ਕਦੇ ਰੂਪ ਕੋਈ ਜਿੱਦਾਂ ਆਪਾਂ ਬਦਲ ਲੈਨੇ ਆ ਸਾਧ ਸੰਗਤ ਵਿੱਚ ਬੜਾ ਸੋਹਣਾ ਰੂਪ ਹੈ ਜਿੱਦਨ ਵਿਆਹ ਸ਼ਾਦੀਆਂ ਤੇ ਗਏ ਆ ਉਦੋਂ ਬਦਲੀ ਜਾਂਦੇ ਆ ਲੱਗਦਾ ਹੀ ਨਹੀਂ ਵੀ ਉਹੀ ਬੰਦਾ ਹੈ ਜਿਹੜਾ ਉਸ ਵੇਲੇ ਸੀ ਸਵੇਰੇ ਗੁਰਦੁਆਰੇ ਕਿੰਨਾ ਸੋਹਣਾ ਬੋਲਦਾ ਪ੍ਰਸ਼ਾਦਾ ਵਾਹਿਗੁਰੂ ਜੀ ਪ੍ਰਸ਼ਾਦਾ ਦਾਲਾ ਵਾਹਿਗੁਰੂ ਜੀ ਐਦਾਂ ਇੰਨਾ ਸੋਹਣਾ ਕਿੰਨਾ ਵਾਹਿਗੁਰੂ ਵਾਹਿਗੁਰੂ ਆਹਾ ਹਾ ਲੈ ਇਹ ਰੂਪ ਕਿੰਨਾ ਸੋਹਣਾ ਫਿਰ ਉੱਥੇ ਜਾ ਕੇ ਬਦਲੀ ਗਿਆ ਘਰ ਜਾ ਕੇ ਉੱਥੇ ਗਾਲ ਤੇ ਗਾਲ ਕੱਢਦਾ ਹੈ ਸੁਣੀਏ ਹੀ ਨਹੀਂ ਇਹੋ ਜੀਆਂ ਕਰਾਰੀਆਂ ਗਾਲਾਂ ਕੱਢਦਾ ਹੈ ਹੁਣ ਬਈ ਇਹ ਬਹੁ ਰੂਪੀਆ ਨਹੀਂ ਹੋਰ ਕੀ ਹੈ ਆਪਾਂ ਵੀ ਬਹੁ ਰੂਪੀਏ ਹੀ ਆ ਕਦੇ ਰੂਪ ਕੋਈ ਤੇ ਕਦੇ ਰੂਪ ਕੋਈ ਬਹੁ ਰੂਪੀ ਹੀ ਆ ਉਹ ਕਹਿੰਦੇ ਨਕਲੀ ਹੋਣਗੇ ਲੁਕਦੇ ਫਿਰਦੇ ਆ ਉਹ ਸਿੱਖ ਸੀ ਅਸਲੀ ਅੰਦਰੋਂ ਜੁੜੇ ਹੋਏ ਪਰ ਮਜਬੂਰੀਆਂ ਇਦਾਂ ਦੀਆਂ ਸੀ ਉਹ ਸਮਾਂ ਹੀ ਇਦਾਂ ਦਾ ਸੀ ਉਹ ਫਿਰ ਉਹ ਤੇ ਲੰਘ ਗਏ ਕਹਿ ਤੇ ਗਏ ਉਹ ਬੋਲੀ ਇਦਾਂ ਦੀ ਮਾਰ ਗਏ ਇਹ ਦੋਵੇਂ ਜਣੇ ਨਾ ਕਹਿੰਦੇ ਵੀ ਇਹ ਤੇ ਗੱਲ ਹੀ ਕੁਝ ਹੋਰ ਹੋ ਗਈ ਕੀ ਕਰੀਏ ਹੁਣ ਕੀਤਾ ਕੀ ਜਾਏ ਜਿਵੇਂ ਆਪਾਂ ਕਈ ਵਾਰੀ ਪੜ੍ਹਦੇ ਹੁੰਨੇ ਆ ਫਾਇਦਾ ਕੀ ਜਿਉਣ ਦਾ ਆ ਕਿੰਨੀ ਕਿੰਨਾ ਕੁਝ ਜਾਣ ਲੱਗੇ ਕਹਿ ਗਏ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਫੜਿਆ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਜਿਹੜਾ ਇਸ ਤਨ ਨੂੰ ਰੱਖ ਕੇ ਕੀ ਜਿਹੜਾ ਅਮਨਾ ਮੁਰਾਦੇ ਆਵੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਸੋਚਣ ਦੋਵੇਂ ਸੂਰ ਕੁਝ ਕਰ ਸਿੱਖ ਲਈਏ ਸੋਚਣ ਦੋਵੇਂ ਸੂਰ ਕੁਝ ਕਰ ਸਿੱਖ ਲਈਏ ਕਰ ਸਿੱਖ ਲਈਏ ਸੋਚਣ ਦੋਵੇਂ ਸੂਰ ਮੈਂ ਕੁਝ ਕਰ ਦਿਖ ਲਾਈਏ ਸੋਚਣ ਦੋਵੇਂ ਸੂਰ ਮੈਂ ਕੁਝ ਕਰ ਦਿਖ ਲਾਈਏ ਜਗਤ ਕਲਾਈਏ ਓ ਬੋਲੀ ਲੋਹਣ ਵਾਸਤੇ ਬੋਲੀ ਲੋਹਣ ਵਾਸਤੇ ਜਿੰਦ ਲੈ ਖੇਲਾਈਏ ਬੋਲੀ ਲੋਹਣ ਵਾਸਤੇ ਜਿੰਦ ਲੈ ਖੇਲਾਈਏ ਲੈ ਖੇਲਾਈਏ ਰੋਟੀ ਹੋਣ ਵਾਸਤੇ ਸਿੰਧ ਵੇਖੇ ਲਾਈਏ ਵੇਖੇ ਲਾਈਏ ਜੋ ਦੇ ਜਿਉਂਦੇ ਮਰਨ ਲਈ ਜੋ ਦੇ ਜਿਉਂਦੇ ਮਰਨ ਲਈ ਜਗ ਨੂੰ ਸਮਝਾਈਏ ਜੋ ਦੇ ਜਿਉਂਦੇ ਮਰਨ ਲਈ

ਚਾ ਪਰਵਾਨੇ ਬਣਨ ਦਾ ਸ਼ਮਾ ਆਪ ਜਗਾਈਏ ਚਾ ਪਰਵਾਨੇ ਬਣਨ ਸ਼ਮਾ ਆਪ ਜਗਾਈਏ ਆਪ ਜਗਾਈਏ ਚਾ ਪਰਵਾਨੇ ਬਣਨ ਦਾ ਸ਼ਮਾ ਆਪ ਜਗਾਈਏ ਆਪ ਜਗਾਈਏ ਵਾਰੀ ਸੁਣੀਦਾ ਹੀ ਨਹੀਂ ਗਾਈਦਾ ਹੈ ਫੀਲ ਕਰੀਦਾ ਹੈ ਮਹਿਸੂਸ ਕਰੀਦਾ ਹੈ ਬਾਟਾ ਵਾਲੇ ਉੱਪਰ ਸੰਤ ਸਿਪਾਹੀ ਉੱਪਰ ਮੇਰੇ ਬਾਟਾ ਕੁਝ ਕਰ ਦਿਖਲਾਈਏ ਬੋਲੀ ਲਾਉਣ ਵਾਸਤੇ ਜਿੰਦ ਲੇਖੇ ਲਾਈਏ ਦੁਨੀਆ ਨੂੰ ਪਤਾ ਲੱਗ ਜਾਏ ਅਸੀਂ ਸੱਚੇ ਆ ਡਰਦੇ ਨਹੀਂ ਲੁਕਦੇ ਨਹੀਂ ਇਹਨਾਂ ਨੇ ਫਿਰ ਖੇਡ ਕੀ ਬਣੀ ਰਾਹ ਜਾਂਦਾ ਹੈ ਨੂਰਦੀਨ ਦੀ ਸਰਾਏ ਦੇ ਪਾਸ ਨੂਰਦੀਨ ਦੀ ਸਰਾ ਤਰਨ ਤਾਰਨ ਦਾ ਇਲਾਕਾ ਪੱਟੀ ਦਾ ਉਸ ਏਰੀਏ ਦੇ ਵਿੱਚ ਇੱਕ ਵੱਡਾ ਦਰਖਤ ਵੱਢ ਕੇ ਜਿਵੇਂ ਸਫੈਦਾ ਹੁੰਦਾ ਹੈ ਵਿਚਾਲੇ ਨਾ ਬੈਰੀਅਰ ਲਾਤਾ ਰਸਤਾ ਜਾਂਦਾ ਜਿਹੜਾ ਮੇਨ ਰਾਹ ਜਾਂਦਾ ਹੈ ਹੁਣ ਤੇ ਜਿਵੇਂ ਰੋਡ ਪੱਕੇ ਬਣੇ ਆ ਉਦੋਂ ਕੱਚਾ ਹੀ ਰਾਹ ਪਰ ਕੱਚਾ ਮੇਨ ਲੋਕੀ ਉੱਥੋਂ ਹੀ ਲੰਘਦੇ ਆ ਲੋਕੀ ਗੱਡੇ ਲੈ ਕੇ ਪਸ਼ੂ ਲੈ ਕੇ ਉਦੋਂ ਗੱਡੇ ਹੀ ਹੁੰਦੇ ਸੀ ਉੱਥੋਂ ਹੀ ਲੰਘਦੇ ਸੀ ਸਾਰੇ ਕੰਮਾਂ ਤੇ ਜਾਣਾ ਵਪਾਰ ਦਾ ਸਾਰਾ ਉਹੀ ਰਾਹ ਹੈ ਇਹਨਾਂ ਨੇ ਇਦਾਂ ਵਿਚਾਲੇ ਦਰਖਤ ਲਾਤਾ ਜਿਵੇਂ ਆਪਾਂ ਕਹਿ ਲਓ ਵੀ ਸਫੈਦਾ ਲਾ ਕੇ ਬੈਰੀਅਰ ਲਾਤਾ ਬੈਰੀਅਰ ਬੰਦ ਕਰਤਾ ਰਾ ਜਿਹੜਾ ਆਵੇ ਹਾਂ ਬਈ ਕਹਿੰਦੇ ਟੈਕਸ ਦਿਓ ਟੈਕਸ ਕਹਿੰਦੇ ਟੈਕਸ ਕਾਦਾ ਤੁਸੀਂ ਹੈ ਕੌਣ ਕਹਿੰਦੇ ਅਸੀਂ ਆ ਸਿੱਖ ਤੇ ਸਿੱਖਾਂ ਦਾ ਤੁਹਾਨੂੰ ਪਤਾ ਨਹੀਂ ਰਾਜ ਹੈ ਜਿਹਦਾ ਰਾਜ ਹੋਵੇ ਉਹਦਾ ਉਹਦਾ ਫਿਰ ਟੈਕਸ ਭਰਨਾ ਹੀ ਪੈਂਦਾ ਆਖੋ ਸਤਨਾਮ ਵਾਹਿਗੁਰੂ ਕਹਿਣ ਦਾ ਭਾਵ ਦਲੇਰ ਸੂਰਮੇ ਇਦਾਂ ਦੇ ਸੀ ਦੋ ਜੁੜ ਜਾਣ ਨਾ ਜਦੋਂ ਆ ਜਾਤਾਂ ਪਾਤਾਂ ਵਾਲੀ ਦੀਵਾਰ ਵਿੱਚੋਂ ਨਿਕਲ ਜੇ ਉਹ ਕੌਣ ਨੇ ਇੱਕ ਇੱਕ ਦੁਨੀਆ ਦੀਆਂ ਬਣਾਈਆਂ ਫੇਰ ਕਹਿ ਰਿਹਾ ਗੁਰੂ ਘਰ ਨਹੀਂ ਮੰਨਦਾ ਇੱਕ ਕਹਿੰਦੇ ਜ਼ਿਮੀਂਦਾਰ ਹੈ ਜੱਟ ਹੈ ਦੂਜਾ ਮਜਬੀ ਸਿੱਖ ਹੈ ਪਰ ਇਦਾਂ ਨਹੀਂ ਉਸ ਵੇਲੇ ਗੁਰੂ ਦੇ ਸਿੱਖ ਭਰਾ ਨੇ ਕੋਈ ਜਾਤ ਨਹੀਂ ਵਿੱਚ ਸਿਰ ਜੋੜ ਲਏ ਦੋਨਾਂ ਨੇ ਇਕੱਠੇ ਹੋ ਗਏ ਇੱਕ ਹੋ ਗਏ ਅੰਦਰੋਂ ਇੱਕ ਹੋਏ ਆ ਐਨੇ ਹੀ ਨਹੀਂ ਮੁੱਕਦੇ ਜਿੰਨੇ ਆਪਾਂ ਬੈਠੇ ਆ ਅੰਦਰੋਂ ਇੱਕ ਹੋ ਜਾਣਗੇ ਐਨੇ ਹੀ ਨਹੀਂ ਮੁੱਕਦੇ ਦਿਲੋਂ ਇੱਕ ਹੋ ਜਾਣ ਜਿਵੇਂ ਆਪਾਂ ਇੱਕ ਪਰਿਵਾਰ ਹੁੰਨੇ ਆ ਨਾ ਮਾੜੀ ਦੀ ਗੱਲ ਪਿੱਛੇ ਕਿਵੇਂ ਸਾਰੇ ਇਕੱਠੇ ਹੋ ਜਾਂਦੇ ਆ ਇਕੱਠੇ ਹੋ ਜਾਈਏ ਕਿਤੇ ਜੇ ਪਿਆਰ ਹੋਵੇ ਸਾਡਾ ਇੱਕ ਦੂਜੇ ਨਾਲ ਅੰਦਰੋਂ ਜੇ ਇੱਕ ਹੋਈਏ ਤੇ ਵੇਖਿਓ ਇਹ ਦੋਵਾਂ ਜਣਿਆਂ ਨੇ ਕਹਿੰਦੇ ਤੁਹਾਨੂੰ ਪਤਾ ਨਹੀਂ ਸਿੱਖਾਂ ਦਾ ਰਾਜ ਆ ਗਿਆ ਕਹਿੰਦੇ ਸਿੱਖਾਂ ਦਾ ਰਾਜ ਕਹਿੰਦੇ ਹਾਂ ਸਾਡਾ ਜੇ ਸਾਡਾ ਸਿੱਖਾਂ ਦਾ ਰਾਜ ਹੈ ਜੇ ਇਥੋਂ ਲੰਘਣਾ ਹੈ ਤੇ ਟੈਕਸ ਲੱਗਣਾ ਹੈ ਚੁੰਗੀ ਭਰ ਕੇ ਲੰਘੋ ਕਹਿੰਦੇ ਹੱਦ ਹੋ ਗਈ ਲੰਘਣ ਵਾਲੇ ਵੀ ਚੁੱਪ ਕਰਕੇ ਚਲੋ ਆ ਲਓ ਜੀ ਉਸ ਵੇਲੇ ਜਿਹੜਾ ਲੈ ਕੇ ਲੰਘਦਾ ਕੋਈ ਪਸ਼ੂ ਇੱਕ ਪੈਸਾ ਲੈਂਦੇ ਨੇ ਜੇ ਕੋਈ ਇੱਕ ਪਸ਼ੂ ਘੋੜਾ ਲੈ ਕੇ ਲੰਘੇ ਕੋਈ ਖੱਚਰ ਲੈ ਕੇ ਲੰਘੇ ਕੋਈ ਉਦੋਂ ਗਧੇ ਗਧਿਆਂ ਤੇ ਸਮਾਨ ਲੋਕੀ ਲੱਦਦੇ ਸੀ ਧੁੰਦੇ ਸੀ ਖੋਤਿਆਂ ਤੇ ਗਧਿਆਂ ਤੇ ਕਹਿ ਲੋ ਉਹਦੇ ਤੋਂ ਇੱਕ ਆਨਾ ਲੈਣ ਜਿਹੜਾ ਗੱਡਾ ਲੈ ਕੇ ਲੰਘਦੇ ਨੇ ਆਨਾ ਲੈਣਾ ਆਨਾ ਗੱਡਾ ਪੈਸਾ ਖੋਤਾ ਪੈਸਾ ਲੈਣਾ ਤੇ ਉਹ ਖੋਤੇ ਜੇ ਕੋਈ ਗਧਾ ਲੈ ਕੇ ਲੰਘਦਾ ਉਹਦੇ ਤੋਂ ਇੱਕ ਪੈਸਾ ਲੈਣਾ ਜਿਹੜਾ ਗੱਡਾ ਲੈ ਕੇ ਲੰਘਦਾ ਉਹ ਤੇ ਇੱਕ ਆਨਾ ਲੈਣਾ ਜਿਵੇਂ 1 ਰੁਪਈਆ ਤੇ 1 ਪੈਸਾ ਐਦਾਂ ਦਾ ਸਿਸਟਮ ਕਹਿ ਲਓ ਉਹ ਲੰਘਣ ਲੱਗ ਪਏ ਹੁਣ ਜਿਹੜਾ ਲੰਘੇ ਇਹਨਾਂ ਨੂੰ ਟੈਕਸ ਦੇ ਕੇ ਲੰਘੇ ਬੰਦੇ ਦੋ ਨੇ ਖੇਡ ਨਹੀਂ ਸੀ ਪਈ ਹੁਣ ਜਿਵੇਂ ਆਪਾਂ ਇੱਥੋਂ ਉੱਠ ਕੇ ਤੇ ਜਾ ਕੇ ਨਾਕਾ ਲਾ ਕੇ ਬਹਿ ਜਾਈਏ ਵੀ ਸਾਡਾ ਰਾਜ ਹੈ ਪੰਜਾਬ 'ਚ ਆਪਾਂ ਲਾ ਲਾਂਗੇ ਬੈਰੀਅਰ ਇਦਾਂ ਦਾ ਦਿਲ ਕੱਢ ਲਾਂਗੇ ਵੀ ਸਾਡਾ ਸਿੱਖਾਂ ਦਾ ਰਾਜ ਹੈ ਸਰਕਾਰਾਂ ਸਾਹਮਣੇ ਇਦਾਂ ਕਰਨਾ ਖੇਡ ਨਹੀਂ ਪਈ ਸਰਕਾਰ ਸਾਹਮਣੇ ਏਡੀ ਵੱਡੀ ਹਿੰਮਤ ਵਿਖਾਉਣੀ ਐਡੀ ਦਲੇਰ ਐਡੇ ਦਲੇਰ ਨਹੀਂ ਹੋ ਸਕਦਾ ਕੋਈ ਉਹ ਉਸ ਵੇਲੇ ਜਗਾਉਣਾ ਚਾਹੁੰਦੇ ਸੀ ਕੌਮ ਨੂੰ ਦੱਸਣਾ ਚਾਹੁੰਦੇ ਸੀ ਵੀ ਸਿੱਖ ਡਰਦੇ ਨਹੀਂ ਨੇ ਇਦਾਂ ਦੇ ਵੀ ਅਜੇ ਹੈ ਨੇ ਜਿਉਂਦੇ ਨੇ ਇਹ ਦੱਸਣ ਵਾਸਤੇ ਉਹਨਾਂ ਨੇ ਕੁਝ ਕੀਤਾ ਸੀ ਦੱਸਣ ਲਈ ਤੇ ਕਹਿੰਦੇ ਨੇ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਚਾਰ ਦਿਨ ਲੰਘ ਗਏ 10 ਦਿਨ ਲੰਘ ਗਏ ਕੋਈ ਆਇਆ ਹੀ ਨਾ ਕੁਝ ਦਿਨ ਲੰਘਣ ਤੋਂ ਬਾਅਦ ਜਦੋਂ ਕੋਈ ਨਾ ਆਇਆ ਇਹਨਾਂ ਨੂੰ ਰੋਕਣ ਫਿਰ ਇਹ ਕਹਿੰਦੇ ਵੀ ਹੁਣ ਨੂੰ ਤੇ ਸਾਨੂੰ ਆ ਜਾਣਾ ਸੀ ਸਰਕਾਰਾਂ ਦੇ ਬੰਦਿਆਂ ਨੇ ਇਹਨਾਂ ਨੇ ਸਾਨੂੰ ਮਾਰ ਦੇਣਾ ਸੀ ਸ਼ਹੀਦ ਕਰ ਦਿੰਦੇ ਜੇਲ੍ਹ ਚ ਲਜਾਂਦੇ ਆਇਆ ਹੀ ਕੋਈ ਨਹੀਂ ਫਿਰ ਭਾਈ ਬੋਤਾ ਸਿੰਘ ਨੇ ਚਿੱਠੀ ਲਿਖੀ ਤੇ ਚਿੱਠੀ ਜ਼ਕਰੀਆ ਖਾਨ ਨੂੰ ਮਜ਼ਾਕ ਉਡਾਤਾ ਮੈਂ ਹਾਂ ਸਿੰਘ ਬੋਤਾ ਰਾਜ ਖਲੋਤਾ ਹੱਥ ਵਿੱਚ ਸੋਟਾ ਮੋਟਾ ਲਵਾਂ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਜਗਾਤ ਕਹਿੰਦੇ ਟੈਕਸ ਲਵਾਂ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਹੈ ਨਲਾਇਕ ਖੋਤਾ ਤੁਝ ਤੇ ਰਾਜ ਨਹੀਂ ਹੋਤਾ ਤੂੰ ਜਾਏਗਾ ਦਰ ਗਏ ਰੋਤਾ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਇਹ ਚਿੱਠੀ ਲਿਖੀ ਉਹ ਚਿੱਠੀ ਮਜ਼ਾਕ ਉਲਾਤਾ ਹੁਣ ਸੂਬਾ ਹੁੰਦਾ ਹੈ ਸੂਬੇਦਾਰ ਜਿਵੇਂ ਹੁਣ ਪੰਜਾਬ ਇੱਕ ਸੂਬਾ ਹੈ ਤੇ ਸੂਬੇ ਦਾ ਸੂਬੇਦਾਰ ਕੌਣ ਹੈ ਚੀਫ ਮਿਨਿਸਟਰ ਚੀਫ ਮਿਨਿਸਟਰ ਮਤਲਬ ਮੁੱਖ ਮੰਤਰੀ ਜਿਹੜਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸੂਬੇਦਾਰ ਹੈ ਸੂਬੇ ਸੂਬਾ ਹੈ ਨਾ ਪੰਜਾਬ ਇੱਕ ਤੇ ਸੂਬੇਦਾਰ ਦਾ ਉਹਦਾ ਛੋਟਾ ਨਹੀਂ ਸੀ ਮਜ਼ਾਕ ਉਡਾਤਾ ਚਿੱਠੀ ਲਿਖੀ ਆ ਖਲੋਤਾ ਮੈਂ ਰਾਹ ਵਿੱਚ ਐਦਾਂ ਟੈਕਸ ਲੈ ਰਿਆ ਹੈ ਹਿੰਮਤ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਐਡਾ ਮਜ਼ਾਕ ਉਡਾਤਾ ਉਹਦਾ ਚਿੱਠੀ ਲਿਖ ਕੇ ਵੀ ਤੇਰੀ ਪਰਵਾਹ ਹੀ ਨਹੀਂ ਕਰਦੇ ਉਹ ਤੇ ਚਾਹੁੰਦੇ ਨੇ ਵੀ ਆਉਣ ਬੰਦੇ ਸਾਨੂੰ ਸ਼ਹੀਦ ਕਰਨ ਜਦੋਂ ਅਸੀਂ ਸ਼ਹੀਦ ਹੋ ਜਾਾਂਗੇ ਤੇ ਜਿੰਨੇ ਲੁਕ ਗਏ ਨੇ ਖੱਡਾਂ 'ਚ ਸਿੱਖ ਸਾਰੇ ਬਾਹਰ ਆ ਜਾਣਗੇ ਓਏ ਆ ਦੋ ਭਰਾ ਸਾਡੇ ਕਿਵੇਂ ਡਰੇ ਹੀ ਨਹੀਂ ਆਪਾਂ ਕਿਉਂ ਡਰਦੇ ਫਿਰਦੇ ਆ ਅਸੀਂ ਆਪਣੇ ਖੂਨ ਨਾਲ ਜਿਵੇਂ ਬੀਬੀਆਂ ਦੁੱਧ ਨੂੰ ਜਾਗ ਲਾਉਂਦੀਆਂ ਨੇ ਕਹਿੰਦੇ ਸੁੱਤੀ ਹੋਈ ਅਣਖ ਨੂੰ ਜਾਗ ਲਾ ਦੇਾਂਗੇ ਜਾਗ ਲੱਗ ਜਾਏਗੀ ਤੇ ਜਗਾਣਾ ਹਮੇਸ਼ਾ ਖੂਨ ਨਾਲ ਹੀ ਪੈਂਦਾ ਹੈ ਸਾਡੀ ਕੌਮ ਉਦਾਂ ਜਾਗਣ ਵਾਲੀ ਨਹੀਂ ਜਦੋਂ ਇਦਾਂ ਦਾ ਕੁਝ ਹੁੰਦਾ ਫਿਰ ਕੌਮ ਜਾਗਦੀ ਵੇਖੀ ਐ ਜਾਗਦੀ ਐ ਕੌਮ ਪਰ ਜਦੋਂ ਜਗਾਣ ਵਾਲੇ ਆਉਂਦੇ ਨੇ ਫਿਰ ਜਾਗਦੀ ਐ ਆਪਣੇ ਖੂਨ ਦਾ ਜਾਗ ਲਾਉਣਾ ਪੈਂਦਾ ਤਾਂ ਜਾਗਦੇ ਆ ਉਦਾਂ ਨਹੀਂ ਜਾਗਿਆ ਜਾਂਦਾ ਤੇ ਵੇਖਿਓ ਉਹਨਾਂ ਨੇ ਦੋਵਾਂ ਜਣਿਆਂ ਨੇ ਚਿੱਠੀ ਲਿਖੀ ਚਿੱਠੀ ਮਿਲਣ ਤੋਂ ਬਾਅਦ ਅੱਗ ਲੱਗ ਗਈ ਵੇਖ ਕੇ ਇਹ ਕੀ ਬਣਿਆ ਜ਼ਕਰੀਆ ਖਾਨ ਕਹਿੰਦਾ ਜਾਓ 100 ਬੰਦਾ ਭੇਜਿਆ 100 ਸਿਪਾਹੀ ਭੇਜਿਆ ਜਲਾਲਦੀਨ ਉਹਨਾਂ ਦੇ ਨਾਲ ਭੇਜਿਆ ਆਗੂ ਬਣਾ ਕੇ ਕਹਿੰਦੇ ਖਤਮ ਕਰ ਦਿਓ ਜਾ ਕੇ ਪਹਿਲਾਂ ਕਿਹਾ ਜਿਉਂਦੇ ਫੜ ਕੇ ਲੈ ਕੇ ਆਇਓ ਉਹ ਜਦੋਂ ਪਹੁੰਚੇ ਇਹ ਦੋਵਾਂ ਜਣਿਆਂ ਨੂੰ ਲਾਲੀਆਂ ਚੜ ਗਈਆਂ ਤੇ ਉਡੀਕਦੇ ਸੀ ਧਰਮ ਉਤੋਂ ਕਦੋਂ ਜਿੰਦ ਵਾਰ ਜੀਏ ਲੇਖੇ ਲਾ ਜੀਏ ਬਾਜਾਂ ਵਾਲੇ ਦੀ ਗੋਦ ਵਿੱਚ ਜਾਣਾ ਹੈ ਉਹ ਤੇ ਚਾਹੁੰਦੇ ਨੇ ਧਰਮ ਉਤੋਂ ਜਿੰਦ ਵਾਰ ਕੇ ਆਜਾ ਮਾਰੇ ਦੀ lies the door of ਚੜਦੇ ਕਰਨ ਮਜਾਜਾ ਮਰਨੋਂ ਕਦੇ ਨਾ ਉਹਨਾਂ ਨੇ ਪਹਿਲਾਂ ਆਖਿਆ ਬਈ ਸਲਾਹ ਕੀ ਹੈ ਤੁਹਾਡੀ ਕਹਿੰਦੇ ਪਤਾ ਹੀ ਹੈ ਇਸਲਾਮ ਕਬੂਲ ਲਓ ਇਨਾਮ ਮਿਲਣਗੇ ਕਹਿੰਦੇ ਫੇਰ ਕਿਹੜਾ ਮਰਨਾ ਨਹੀਂ ਦੁਨੀਆ 'ਚੋਂ ਤੇ ਜਾਣਾ ਹੀ ਹੈ ਬੇਮੁਖ ਹੋ ਕੇ ਕਿਉਂ ਜਾਈਏ ਤੁਸੀਂ ਕਰੋ ਜੋ ਕਰਨ ਆਏ ਹੋ ਕਹਿੰਦੇ ਫੜ ਕੇ ਲੈ ਜਾਾਂਗੇ ਗ੍ਰਿਫਤਾਰ ਕਰਕੇ ਕਹਿੰਦੇ ਇਦਾਂ ਨਹੀਂ ਜਾਂਦੇ ਲਾਸ਼ਾਂ ਲਿਜਾ ਸਕਦੇ ਹੋ ਮੈਨੂੰ ਨਹੀਂ ਲਿਜਾ ਸਕਦੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸੀ ਨਾ ਐਦਾਂ ਜਿਉਂਦੇ ਨੂੰ ਨਹੀਂ ਫੜ ਸਕਦੇ ਤੁਸੀਂ ਉਹਦੇ ਚ ਬੋਲਦਾ ਜਿਉਂਦੇ ਨਹੀਂ ਫੜ ਸਕਦੇ ਜਿਉਂਦੇ ਨਹੀਂ ਪਹੁੰਚ ਸਕਦੇ ਤੁਸੀਂ ਮੇਰੇ ਤੱਕ ਲਾਸ਼ ਭਾਵੇਂ ਲੈ ਜਿਓ ਮੈਨੂੰ ਨਹੀਂ ਲਿਜਾ ਸਕਦੇ ਦਲੇਰ ਸਨ ਦਲੇਰ ਵੇਖੋ ਕਹਿੰਦੇ ਐਦਾਂ ਹੀ ਨਹੀਂ ਵੀ ਐਦਾਂ ਹੀ ਲੈ ਜਾਓਗੇ ਆਓ ਪਹਿਲਾਂ ਕਹਿੰਦੇ ਤੁਹਾਨੂੰ ਨਹੀਂ ਦੇਦਾ 100 ਹੈ ਕਹਿੰਦੇ ਕੱਲਾ ਕੱਲਾ ਆਓ ਕੱਲਾ ਕੱਲਾ ਕੱਢਿਆ ਕੋਈ ਹਥਿਆਰ ਨਹੀਂ ਡੰਡੇ ਹੀ ਨੇ ਹੱਥ 'ਚ ਸੋਟੇ ਹੀ ਮੋਟੇ ਉਹਦੇ ਨਾਲ ਹੀ ਮੁਕਾਬਲਾ ਕੀਤਾ ਫਿਰ ਦੋ ਦੋ ਕੱਢੇ ਤਾਂ ਨਹੀਂ ਫਿਰ ਚਾਰ ਚਾਰ ਆ ਗਏ ਸਾਹਮਣੇ ਚਾਰ ਚਾਰ ਵੀ ਆਏ ਤਾਂ ਵੀ ਹਿੰਮਤ ਨਹੀਂ ਪਈ ਅੱਠ ਅੱਠ ਨੇ ਵੀ ਮੁਕਾਬਲਾ ਕੀਤਾ ਕਹਿੰਦੇ 30 ਬੰਦੇ ਇਹਨਾਂ ਦੇ 30 ਬੰਦੇ ਮਾਰੇ ਗਏ ਤਾਂ ਵੀ ਨਹੀਂ ਫੜੇ ਗਏ ਦੋ ਦੂਜੇ ਨੂੰ ਤਿਆਰ ਨੇ ਕਹਿੰਦੇ ਆਓ ਫਿਰ ਫਿਰ ਕਹਿੰਦੇ ਇਦਾਂ ਨਹੀਂ ਗੱਲ ਬੰਨੀ ਹੁਣ ਹਥਿਆਰ ਚੁੱਕਣੇ ਪੈਣੇ ਫੇਰ ਇਹਨਾਂ ਨੇ ਹਥਿਆਰਾਂ ਨਾਲ ਵਾਰ ਕੀਤੇ ਇਹਨਾਂ ਉੱਤੇ ਤਾਂ ਦੋਵੇਂ ਜੂਝਦੇ ਜੂਝਦੇ ਦੋਵੇਂ ਜਣੇ ਹੱਸਦੇ ਹੱਸਦੇ ਜੂਝਦੇ ਜੂਝਦੇ ਦੋਵੇਂ ਸ਼ਹੀਦੀ ਪ੍ਰਾਪਤ ਕਰ ਗਏ ਧਰਮ ਨਹੀਂ ਛੱਡਿਆ ਪਰਨਾਮ ਸ਼ਹੀਦਾਂ ਨੂੰ ਵਾਰੀ ਧਰਮ ਲਈ ਵਾਰੀ ਕਰਨਾ ਸਹੀ ਤਾਰੂ ਜਿਨ ਜਿਤਨੀ ਧਰਮ ਲਈ ਵਾਰੀ ਕਰਨਾ ਸਹੀ ਤਾਰੂ ਨਾਮ ਜਿਤਨੀ ਧਰਮ ਲਈ ਵਾਰੀ ਕਰਨਾ ਸਹੀ ਤਾਰੂ ਨਾਮ ਜਿਤਨੀ ਧਰਮ ਲਈ ਵਾਰੀ ਕਰਨਾ ਸਹੀ ਤਾਰੂ आओ अरदास करिए ਕਿਤੇ ਮੇਰੀ ਵੀ ਨਭਾਈ ਬਾਸ਼ਾ ਮੇਰੀ ਵੀ ਨਭਾਈ ਬਾਸ਼ਾ ਜਿਨ੍ਹਾਂ ਨੇ ਲਾਈ ਉਹਨਾਂ ਦੀ ਬੀਬੀ ਕਿਤੇ ਮੇਰੀ ਵੀ ਨਭਾਈ ਬਾਸ਼ਾ ਜਿਨ੍ਹਾਂ ਲਾਈ ਉਹਨਾਂ ਅਰਦਾਸ ਕਰ ਚੱਲੀਏ ਦਾਤਾ ਜੀ ਜਿਵੇਂ ਤੂੰ ਨਭਾਈ ਹੋਰਾ ਦੀ ਦਾਤਾ ਜੀ ਜਿਵੇਂ ਤੂੰ ਨਭਾਈ ਹੋਰਾ ਦੀ ਜਿਵੇਂ ਤੂੰ ਦੀ ਦਾਤਾ ਜੀ ਤੂੰ ਦੀ ਤੂੰ ਦਾਤਾ ਜੀ ਭਾਈ ਬੋਲਿਆ ਕਰੋ ਬਈ ਵਾਹ ਵਾਹ ਮੇਰੀ ਵੀ ਨਭਾਈ ਕਿਤੇ ਮੇਰੀ ਵੀ ਨਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਭਾਈ ਹੋਇਆ ਕਿਤੇ ਮੇਰੀ ਵੀ ਨਭਾਈ ਸੱਚੇ ਪਾਤਸ਼ਾਹ ਗੁਰੂ ਕੇ ਸਿੱਖ ਜਿਨ੍ਹਾਂ ਗੁਰੂ ਨਾਲ ਲਾਈਆਂ ਤੇ ਤੋੜ ਨਵਾਈਆਂ ਅੱਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ ਦਾਵਾ ਕਰਦੇ ਆ ਸਤਿਗੁਰਾਂ ਨਾਲ ਲੱਗੀ ਐ ਜੇ ਲੱਗੀ ਐ ਫਿਰ ਤੋੜ ਨਿਵੇ ਤੋੜ ਨਿਭਾਉਣ ਵਾਸਤੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਨਾ ਪੈਣਾ ਹੈ ਮਰ ਦੇ ਬਚਨ ਪੜ੍ਹਦੇ ਰਹੀਏ ਬਾਣੀ ਪੜ੍ਹਦੇ ਰਹੀਏ ਬਾਣੀ ਸਮਝਦੇ ਰਹੀਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਘਰ ਵਿੱਚ ਪਹਿਲਾਂ ਦਾਖਲਾ ਲਈਏ ਗੁਰੂ ਘਰ ਵਿੱਚ ਪਹਿਲਾਂ ਨਾਮ ਦਰਜ ਕਰਾਈਏ ਉਦੋਂ ਬਾਅਦ ਫਿਰ ਸਤਿਗੁਰ ਜੀ ਦੀ ਵਿਚਾਰ ਧਾਰਾ ਸਤਿਗੁਰਾਂ ਦੇ ਦੱਸੇ ਹੋਏ ਰਾਹ ਉੱਤੇ ਚੱਲਣ ਦਾ ਯਤਨ ਕਰੀਏ ਇਸ ਕਰਕੇ ਭਾਈ ਅੱਜ ਬੜੀ ਲੋੜ ਹੈ ਵੱਧ ਤੋਂ ਵੱਧ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਲੜ ਲਗੀਏ ਉਹਨਾਂ ਸਿੱਖਾਂ ਨੇ ਉਹਨਾਂ ਵੇਲਿਆਂ ਵਿੱਚ ਬੰਦ-ਬੰਦ ਕਟਾਏ ਚਰਖੜੀਆਂ ਤੇ ਚੜੇ ਦੇਗਾਂ 'ਚ ਕੜੇ ਅੱਜ ਕੋਈ ਇਦਾਂ ਦੀ ਕੁਰਬਾਨੀ ਨਹੀਂ ਅੱਜ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣੇ ਮਨ ਨੂੰ ਸ਼ਾਂਤ ਕਰੀਏ ਤੇ ਪੰਥਕ ਬਣੀਏ ਪੰਥ ਦਾ ਹਿੱਸਾ ਬਣੀਏ ਸੰਪਰਦਾਇਕ ਵੰਡੀਆਂ ਜਿਹੜੀਆਂ ਪਈਆਂ ਨੇ ਇਹ ਖਤਮ ਕਰ ਦਈਏ ਸਾਰੇ ਗੁਰੂ ਦੇ ਸਿੱਖ ਬਣੀਏ ਸੰਪਰਦਾ ਬਾਅਦ ਚ ਪਹਿਲਾਂ ਗੁਰੂ ਹੈ ਗੁਰੂ ਦੇ ਸਿੱਖ ਬਣੀਏ ਸਾਰੇ ਸੰਪਰਦਾਵਾਂ ਕਰਕੇ ਵੰਡੇ ਨਾ ਜਾਈਏ ਸਾਰੇ ਇੱਕ ਹੋਈਏ ਇੱਕ ਹੋਣ ਦੀ ਲੋੜ ਹੈ ਬਸ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲਈਏ ਤਾਂ ਹੀ ਆ ਵੇਖੋ ਥਾਂ ਥਾਂ ਉੱਤੇ ਬੇਅਦਬੀਆਂ ਕਰਨ ਵਾਲੇ ਜਿਵੇਂ ਹੁਣ ਤੁਸੀਂ ਖਬਰ ਅਖਬਾਰਾਂ 'ਚ ਵੀ ਪੜ੍ਹੀ ਹੈ ਸੋਸ਼ਲ ਮੀਡੀਏ ਤੇ ਵੀ ਸੁਣਿਆ ਗੁਰਦੁਆਰਾ ਮਿੱਠਾ ਖੂ ਕੱਲ ਨੂੰ ਅਮਰ ਸੰਚਾਰ ਹੋਣਾ ਹੈ ਪਿੰਡ ਜੋਧਪੁਰ ਬਾਰੇ ਤੁਸੀਂ ਸੁਣਿਆ ਜੋ ਮੈਂ ਬੇਨਤੀ ਕਰਨ ਲੱਗਾ ਸੀ ਕਿ ਕੱਲ ਪਰਸੋਂ ਰਾਤ ਰਾਤ ਨੂੰ ਤਰਨਤਾਰਨ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋਧਪੁਰ ਪਿੰਡ ਵਿੱਚ ਕੀਤੀ ਗਈ ਹੈ ਮੈਨੂੰ ਉਸ ਵੇਲੇ ਰਾਤ ਨੂੰ 12-1 ਵਜੇ ਪਤਾ ਲੱਗਾ ਹੁਣ ਦੀਵਾਨ ਇੱਧਰ ਵੀ ਚੱਲਦੇ ਸੀ ਉੱਥੇ ਮੈਂ ਬੇਨਤੀ ਕੀਤੀ ਕੁਝ ਸਿੰਘਾਂ ਨੂੰ ਇਲਾਕੇ ਵਿੱਚ ਵੀ ਤੁਸੀਂ ਜਾਓ ਜਾ ਕੇ ਪਤਾ ਕਰੋ ਕੀ ਹੋਇਆ ਕਿੱਦਾਂ ਹੋਇਆ ਜਿਹੜੇ ਪਿੰਡ ਵਿੱਚ ਥੋੜੇ ਦਿਨ ਪਹਿਲਾਂ ਨੂਰ ਮਹਿਲੀਆਂ ਵੱਲੋਂ ਗੋਲੀ ਚਲਾਈ ਗਈ ਸੀ ਉਸੇ ਪਿੰਡ 'ਚ ਜਿੱਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਨੇ ਹੱਥਿਆਂ ਉੱਤੇ ਉਸੇ ਪਿੰਡ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਨਾਂ ਸ਼ਰਾਰਤੀ ਬੰਦਿਆਂ ਵੱਲੋਂ ਹੀ ਕੀਤੀ ਗਈ ਹੈ ਜਦੋਂ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ ਕਿਸੇ ਦੇ ਘਰ ਗੁਰੂ ਸਾਹਿਬ ਦੇ ਸਰੂਪ ਵਾਪਸ ਛੱਡਣ ਜਦੋਂ ਦੁਪਹਿਰੇ 2 ਵਜੇ ਪਰਿਵਾਰ ਵਾਲੇ ਆਏ ਉਦੋਂ ਵੇਖਿਆ ਵੀ ਸੱਚਖੰਡ ਦੇ ਵਿੱਚ ਅੱਗ ਲੱਗੀ ਹੋਈ ਏ ਤੇ ਇੱਥੋਂ ਤੱਕ ਵੀ ਪਤਾ ਲੱਗਾ ਵੀ ਮਿੱਟੀ ਦੇ ਤੇਲ ਦੀ ਬਦਬੂ ਬੜੀ ਆ ਰਹੀ ਸੀ ਪਤਾ ਲੱਗ ਜਾਂਦਾ ਵੀ ਅੱਗ ਲਾਈ ਏ ਕਿ ਲੱਗੀ ਹੋਈ ਜਾਣ ਅਚਨਚੇਤ ਲੱਗ ਗਈ ਸੋ ਇਸ ਕਰਕੇ ਇਦਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਕੱਲ ਨੂੰ ਉੱਥੇ ਭੋਗ ਪਾਇਆ ਜਾਣਾ ਮੇਰਾ ਮਨ ਤੇ ਸੀ ਮੈਂ ਉੱਥੇ ਹਾਜ਼ਰੀ ਭਰਾਂ ਪਰ ਇੱਥੇ ਵੀ ਕੱਲ ਨੂੰ ਲਾਸਟ ਦੀਵਾਨ ਹੈ ਅੰਮ੍ਰਿਤ ਸੰਚਾਰ ਵੀ ਹੋਣਾ ਸੋ ਇਸ ਕਰਕੇ ਉੱਥੇ ਕੱਲ ਭਾਈ ਨਰਵੈਰ ਸਿੰਘ ਸਾਡੇ ਪੰਜ ਪਿਆਰਿਆਂ ਵਿੱਚ ਅੱਗੇ ਲੱਗ ਕੇ ਪਿਛਲੇ 15 16 ਸਾਲਾਂ ਤੋਂ ਸੇਵਾ ਕਰਦੇ ਨੇ ਇਹਨਾਂ ਨੂੰ ਕਿਹਾ ਨਾਲ 15-20 ਸਿੰਘ ਲੈ ਕੇ ਬਾਕੀ ਇਲਾਕੇ ਦੀ ਸੰਗਤ ਲੈ ਕੇ ਕੱਲ ਉੱਥੇ ਤੁਸੀਂ ਪਹੁੰਚੋ ਕਿਦਾਂ ਦਾ ਮਾਹੌਲ ਹੈ ਜਾ ਕੇ ਸਾਰੀ ਕੌਮ ਨੂੰ ਹੀ ਸਾਡਾ ਫਰਜ਼ ਬਣਦਾ ਹੈ ਇਦਾਂ ਦੀਆਂ ਘਟਨਾਵਾਂ ਵੇਲੇ ਅਸੀਂ ਇਕੱਠੇ ਜ਼ਰੂਰ ਹੋ ਜਾਇਆ ਕਰੀਏ ਤਾਂ ਜੋ ਇਹੋ ਜਿਹੇ ਜਿਹੜੇ ਬੰਦੇ ਆ ਇਹਨਾਂ ਨੂੰ ਪਤਾ ਲੱਗੇ ਵੀ ਸਿੱਖ ਜਾਗਦੇ ਆ ਜੇ ਹੁਣ ਆਪਾਂ ਇਦਾਂ ਬੇਅਦਬੀ ਹੁੰਦੀ ਹੈ ਆਪਾਂ ਗੌਰ ਨਹੀਂ ਕਰਦੇ ਵੇਖਦੇ ਨਹੀਂ ਧਿਆਨ ਨਹੀਂ ਦਿੰਦੇ ਫਿਰ ਇਹਨਾਂ ਨੂੰ ਹੁੰਦਾ ਜਿੱਥੇ ਮਰਜ਼ੀ ਗੁਰੂ ਸਾਹਿਬ ਨੂੰ ਚੁੱਕੋ ਅੱਗ ਲਾ ਦਿਓ ਜੋ ਮਰਜ਼ੀ ਕਰਦੇ ਰਹੋ ਇਹ ਕਿਹੜਾ ਬੋਲਦੇ ਆ ਇਹਨਾਂ ਨੂੰ ਕੋਈ ਖਬਰ ਹੀ ਨਹੀਂ ਇਸ ਕਰਕੇ ਜਿਹੜੇ ਨਹੀਂ ਵੀ ਉਹ ਇਲਾਕੇ 'ਚ ਜਾਣ ਵਾਲੇ ਉਸ ਇਲਾਕੇ 'ਚ ਜਿਹੜੇ ਅੱਗੇ ਤੋਂ ਅੱਗੇ ਯਾਰ ਦੋਸਤ ਜਾਣ ਪਛਾਣ ਵਾਲੇ ਹੋਣ ਉਹਨਾਂ ਨੂੰ ਜ਼ਰੂਰ ਬੇਨਤੀ ਕਰੋ ਵੀ ਕੱਲ ਨੂੰ ਜ਼ਰੂਰ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਜੋਧਪੁਰ ਪਿੰਡ ਹੈ ਉੱਥੇ ਜਿੰਨੀ ਸੰਗਤ ਜਾ ਸਕਦੀ ਹੈ ਜਿੰਨੇ ਵੀ ਯਾਰ ਮਿੱਤਰ ਨੇ ਅੱਗੇ ਤੋਂ ਅੱਗੇ ਸੋਸ਼ਲ ਮੀਡੀਏ ਤੇ ਵੀ ਉਹ ਸੰਗਤ ਉੱਥੇ ਵੱਧ ਤੋਂ ਵੱਧ ਪਹੁੰਚੇ ਤਾਂ ਜੋ ਇਹੋ ਜਿਹੇ ਬੰਦਿਆਂ ਦੀ ਗ੍ਰਿਫਤਾਰੀ ਹੋਵੇ ਉਹਨਾਂ ਦਾ ਨਿਸ਼ਾਨਦੇਹੀ ਹੋਵੇ ਪਤਾ ਲੱਗੇ ਵੀ ਆਹ ਬੰਦਿਆਂ ਨੇ ਗਲਤੀ ਕੀਤੀ ਤੇ ਇਹਨਾਂ ਨੂੰ ਸਜ਼ਾ ਮਿਲੀ ਹੈ ਵੀ ਗੁਰੂ ਸਾਹਿਬ ਦੀ ਇਹਨਾਂ ਨੇ ਬੇਅਦਬੀ ਕੀਤੀ ਇਹਨਾਂ ਨੂੰ ਸਜ਼ਾ ਮਿਲੀ ਹੈ ਕੋਈ ਹੁਣ ਸੰਸਕਾਰ ਤੇ ਉਹਨਾਂ ਦਾ ਗੁਰੂ ਫ੍ਰੀਜਰ ਗੁਰੂ ਜਿਹਨੂੰ ਮੈਂ ਕਹਿੰਦਾ ਹੁੰਨਾ ਹੈ ਵੀ ਫ੍ਰੀਜਰ ਗੁਰੂ ਫ੍ਰਿਜ 'ਚ ਪਿਆ ਕਿੰਨਾ ਕਿੰਨਿਆਂ ਮਹੀਨਿਆਂ ਦਾ ਤੇ ਉਹਨੂੰ ਆ ਹੁਣ ਹਾਈ ਕੋਰਟ ਨੇ ਕਹਿਤਾ ਵੀ ਸੰਸਕਾਰ ਕਰੋ ਸਰਕਾਰ ਨੂੰ ਕਿਹਾ 15 ਦਿਨਾਂ ਦੇ ਵਿੱਚ ਵਿੱਚ ਕਹਿੰਦੇ ਉਹਦਾ ਸੰਸਕਾਰ ਕਰ ਦਿਓ ਤੇ ਸੰਸਕਾਰ ਉਹਦਾ ਤੇ ਕਰ ਨਹੀਂ ਰਹੇ ਇਹਨਾਂ ਦਾ ਜਿਹੜਾ ਮਰਿਆ ਹੋਇਆ ਵੀ ਇਹਨਾਂ ਨੇ ਸਾਂਭ ਕੇ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਇਹ ਜਾ ਜਾ ਕੇ ਅਗਨ ਭੇਟ ਕਰ ਰਹੇ ਆ ਬੇਅਦਬੀਆਂ ਕਰਦੇ ਆ ਸੋ ਇਹਦੇ ਵਾਸਤੇ ਜੇ ਅਸੀਂ ਜਾਗਾਂਗੇ ਤਾਂ ਹੀ ਅੱਗੇ ਫਿਰ ਕੌਮ ਵਿੱਚ ਹੌਲੀ-ਹੌਲੀ ਜਾਗਰਤੀ ਆਉਣੀ ਹੈ ਤੇ ਤਾਂ ਹੀ ਫਿਰ ਇਹੋ ਜਿਹੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਤੇ ਰੋਕ ਲੱਗ ਸਕਦੀ ਹੈ ਜੀ ਚਲੋ ਆਪਣਾ ਇਲਾਕਾ ਦੂਰ ਪੈਂਦਾ ਹੈ ਉਸ ਇਲਾਕੇ ਦੇ ਸਾਰੇ ਏਰੀਏ ਦੇ ਸਿੱਖ ਵੀ ਕਿੰਨੀ ਕਿਤੇ ਥੋੜੀ ਪਾਪੂਲੇਸ਼ਨ ਹੈ ਸਿੱਖ ਹੀ ਸਿੱਖ ਨੇ ਪਿੰਡਾਂ 'ਚ ਤੇ ਜੇ 15 ਕਿਸੇ 15 ਪਿੰਡਾਂ ਦੇ ਸਿੱਖ ਵੀ ਇੱਕ ਜਗ੍ਹਾ ਇਕੱਠੇ ਹੋ ਜਾਣ 15 ਪਿੰਡਾਂ ਦੇ ਬੰਦੇ ਨਹੀਂ ਸਾਂਭੇ ਜਾਂਦੇ ਆਪੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਬੇਅਦਬੀ ਹੋਈ ਹੈ 15 ਪਿੰਡਾਂ ਦੇ ਬੰਦੇ ਨਹੀਂ ਮੁੱਕਦੇ 10 ਪਿੰਡਾਂ ਦੇ ਬੰਦੇ ਇਕੱਠੇ ਹੋ ਕੇ ਆ ਜਾਣ 10000 ਬੰਦਾ ਇਕੱਠਾ ਹੋ ਜਾਏ ਇੱਕ ਥਾਂ ਤੇ ਤੇ ਆਪੇ ਪ੍ਰਸ਼ਾਸਨ ਭੱਜਿਆ ਫਿਰਦਾ ਹੈ ਪਰ ਉਹਦਾ ਕਾਰਨ ਇਹ ਹੈ ਵੀ ਅਸੀਂ ਇਸ ਪਾਸੇ ਗੌਰ ਨਹੀਂ ਕਰਦੇ ਖਿਆਲ ਨਹੀਂ ਕਰਦੇ ਚਾਹੀਦਾ ਉਸ ਇਲਾਕੇ ਦੇ ਜਿਹੜੇ ਵੀਰ ਭਰਾ ਹਨ ਉਸ ਏਰੀਏ ਦੇ ਵੀ ਬਾਕੀ ਜਿੰਨਿਆਂ ਕ ਦਾ ਸੰਪਰਕ ਬਣਦਾ ਹੈ ਹੁਣ ਇਦਾਂ ਦੇ ਪ੍ਰੋਗਰਾਮ ਹੁੰਦੇ ਨੇ ਜਿਵੇਂ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਛੱਡ ਕੇ ਜਾਣਾ ਮਜਬੂਰੀ ਬਣ ਜਾਂਦੀ ਹੈ ਇਲਾਕੇ ਵਿੱਚ ਪ੍ਰੋਗਰਾਮ ਹੁੰਦਾ ਹੈ ਤੇ ਉਹ ਸਾਰੀ ਸੰਗਤ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ ਗੁਰੂ ਸਾਹਿਬ ਕਰਕੇ ਹੀ ਆਪਾਂ ਸਾਰੇ ਇੱਥੇ ਬੈਠੇ ਆਂ ਤਾਂ ਕਰਕੇ ਮੁਸ਼ਕਲ ਬਣ ਜਾਂਦੀ ਹੈ ਪਰ ਫਿਰ ਵੀ ਯਤਨ ਕਰੀਦਾ ਜਿੰਨਾ ਕੁ ਹੋ ਸਕਦਾ ਜਥੇਬੰਦੀ ਦੇ ਵਿੱਚੋਂ ਵੰਡ ਕੇ ਕੁਝ ਇੱਧਰ ਹਾਜ਼ਰੀ ਭਰ ਲੈਣ ਕੁਝ ਉੱਥੇ ਪਹੁੰਚ ਕੇ ਜਾ ਕੇ ਉੱਥੇ ਹਾਜ਼ਰੀ ਭਰੀਏ ਉਹਦੇ ਵਿੱਚ ਵੀ ਆਪਾਂ ਭਾਗ ਲਈਏ ਕੱਲ ਨੂੰ ਅੰਮ੍ਰਿਤ ਸੰਚਾਰ ਜੋ ਆਪ ਜੀ ਨੂੰ ਪਤਾ ਹੀ ਹੈ ਪਿੰਡ ਦੇ ਵਿੱਚ ਜੋ ਗੁਰਦੁਆਰਾ ਹੈ ਮਿੱਠਾ ਖੂ ਜੋ ਗੁਰਦੁਆਰਾ ਮਿੱਠਾ ਖੂ ਲਿਖਿਆ ਉਹਦੇ ਵਿੱਚ ਕੱਲ ਅੰਮ੍ਰਿਤ ਸੰਚਾਰ ਸ਼ਾਮ ਨੂੰ ਹੋਏਗਾ ਜਿਹੜੇ ਜਿਹੜੇ ਵੀਰ ਭਰਾ ਭੈਣਾ ਬੱਚੇ ਬਜ਼ੁਰਗ ਜਿਨ੍ਹਾਂ ਦਾ ਵੀ ਅੱਜ ਮਨ ਮੰਨਿਆ ਉਹ ਜਰੂਰ ਜਰੂਰ ਤਿਆਰੀ ਕਰਕੇ ਕੱਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਜਰੂਰ ਪਹੁੰਚੋ ਵੱਧ ਤੋਂ ਵੱਧ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਕੱਲ ਨੂੰ ਬਖਸ਼ਿਸ਼ ਪ੍ਰਾਪਤ ਕਰੀਏ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਮਨਾਂ ਦੇ ਸਾਰੇ ਵਹਿਮ ਭਰਮ ਕਰਮ ਕਾਂਡ ਫੋਕੇ ਜਿਹੜੇ ਕਰਦੇ ਆ ਚਲੋ ਕੱਲ ਦੇ ਦੀਵਾਨ 'ਚ ਬੇਨਤੀਆਂ ਕਰਾਂਗੇ ਛੱਡ ਦਈਏ ਦੇ ਧਾਰੀਆਂ ਦਾ ਖਿਹੜਾ ਛੱਡੀਏ ਪਖੰਡ ਦੇ ਮਗਰ ਨਾ ਲੱਗੀਏ ਬਸ ਆਪ ਬਾਣੀ ਪੜ੍ਹੀਏ ਸੁਣੀਏ ਸਮਝੀਏ ਵਿਚਾਰੀਏ ਸਹਿਜ ਪਾਠ ਘਰਾਂ 'ਚ ਰੱਖੀਏ ਬਾਣੀ ਨੂੰ ਸਮਝਾਂਗੇ ਜਿਵੇਂ ਜਿਵੇਂ ਉਵੇਂ ਫਿਰ ਵਾਹਿਗੁਰੂ ਨਾਲ ਪਿਆਰ ਪਏਗਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਸਤਿਗੁਰੂ ਦੇ ਦਰ ਕਰਨ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ ਗੁਰਸਿੱਖ ਮੀਤ ਚੱਲੋ ਹੋ ਗੁਰ ਚਾਲੀ ਗੁਰਸਿੱਖ ਮਿੱਤਰਾ ਗੁਰੂ ਦੀ ਚਾਲੇ ਤੁਰ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲਵਾਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਦੀ ਕਹਿ ਮੁਤਾਬਕ ਚੱਲੇਗਾ ਹਰੀ ਨਾਲ ਪਿਆਰ ਪੈ ਜਾਏਗਾ ਹਰੀ ਦੀ ਕਥਾ ਨਿਰਾਲੀ ਹੈ ਤੇ ਹਰੀ ਦੀ ਕਥਾ ਸਮਝਣ ਵਾਲਾ ਜਿਹੜਾ ਸੁਰਤ ਕਰਕੇ ਫਿਰ ਉਹ ਗੁਰਸਿੱਖ ਦੀ ਕਥਾ ਵੀ ਨਿਰਾਲੀ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ ਅਬ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ ਸੋ ਜਿਹੜੇ ਜੁੜੇ ਹੋਏ ਨੇ ਹਮ ਅੰਧਲੇ ਅੰਧ ਵਿਖੇ ਵਿਖਰਾਥੇ ਜੁੜੀਏ ਕਿਵੇਂ ਗਰੀਬ ਨਵਾਜ ਕਿਉਂ ਚੱਲ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵਹਿ ਹੈ ਆਪਣ ਪਾਲੀ ਉਹ ਆਪ ਹੀ ਸਾਡਾ ਗੁਰੂ ਸਾਡੇ ਤੇ ਕਿਰਪਾ ਕਰੇ ਤੇ ਸਾਨੂੰ ਆਪਣੇ ਪੱਲੇ ਨਾਲ ਲਾ ਲਵੇ ਇਸ ਕਰਕੇ ਆਓ ਸਤਗੁਰ ਦੇ ਪੱਲੇ ਪੈ ਜਾਈਏ ਸਤਗੁਰ ਦੇ ਲੜ ਲੱਗ ਜਾਈਏ ਸਤਿਗੁਰੂ ਦੇ ਦਰ ਘਰ ਨਾਲ ਜੁੜ ਕੇ ਖੁਸ਼ੀਆਂ ਲਈਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਪਿਛਲੇ ਸਾਲ ਵੀ ਕਾਫੀ ਅੰਮ੍ਰਿਤ ਸੰਚਾਰ ਹੋਇਆ ਸੀ ਤੇ ਇਸ ਵਾਰ ਫੇਰ ਅੰਮ੍ਰਿਤ ਸੰਚਾਰ ਰੱਖਿਆ ਗਿਆ ਜਿਹੜੇ ਉਦੋਂ ਰਹਿ ਗਏ ਸੀ ਉਹ ਹੁਣ ਮਨ ਬਣਾ ਲਓ ਭਾਈ ਲੰਘਿਆ ਵੇਲਾ ਹੱਥ ਨਹੀਂ ਆਉਂਦਾ ਮੈਂ ਕੱਲ ਵੀ ਕਿਹਾ ਸੀ ਪਿਛਲੇ ਸਾਲ ਕਈ ਸਾਡੇ ਰਿਸ਼ਤੇਦਾਰੀਆਂ 'ਚ ਸਾਡੇ ਪਿੰਡ 'ਚ ਸਾਡੇ ਪਰਿਵਾਰ 'ਚ ਸਾਡੇ ਨਾਲ ਸਨ ਅੱਜ ਉਹਨਾਂ ਦੀਆਂ ਫੋਟੋਆਂ ਤੇ ਹਾਰ ਪੈ ਗਿਆ ਇੱਕ ਸਾਲ 'ਚ ਆਪਾਂ ਕਿੰਨਿਆਂ ਦੇ ਭੋਗ ਤੇ ਜਾਏ ਕਿੰਨਿਆਂ ਦੇ ਆਪਾਂ ਬਹਿਣ ਗਏ ਆ ਕੀ ਪਤਾ ਸਾਲ ਵਿੱਚ ਸਾਡੇ ਵਿੱਚੋਂ ਕਿੰਨੇ ਹੋਣਗੇ ਤੇ ਕਿੰਨਿਆਂ ਨੇ ਚਾਲਾ ਪਾ ਦੇਣਾ ਫਿਰ ਆਪਾਂ ਢਿੱਲ ਨਾ ਕਰੀਏ ਵੀ ਛਕਾਂਗੇ ਜੀ ਸੋਚਾਂਗੇ ਜੀ ਮਨ ਬਣਾਵਾਂਗੇ ਇਦਾਂ ਨਾ ਕਰੀਏ ਮਨ ਆਪਣਾ ਕਾਇਮ ਕਰੀਏ ਮਾੜੇ ਪਾਸੇ ਨੂੰ ਭੱਜੇ ਜਾਂਦੇ ਆ ਬੁਰੇ ਕਾਮ ਉਠ ਖਲੋਇਆ ਨਾਮ ਕੀ ਬੇਲਾ ਇੱਥੇ ਆਪਾਂ ਢਿੱਲ ਨਾ ਕਰੀਏ ਇਸ ਕਰਕੇ ਯਤਨ ਕਰੀਏ ਇਦਾਂ ਦੇ ਗੁਰਸਿੱਖ ਜਿਨ੍ਹਾਂ ਨੇ ਸਿਰ ਜੋੜ ਲਏ ਜਾਤਾ ਪਾਤਾ ਭੁੱਲ ਗਏ ਪੰਜ ਚਾਰ ਦਿਨਾਂ ਲਈ ਭਾਵੇਂ ਕਹਿ ਲੋ ਪਰ ਰਾਜ ਲੈ ਆਏ ਨਾ ਉਸ ਏਰੀਏ ਦੇ ਵਿੱਚ ਰਾਜ ਹੀ ਚੁੰਗੀ ਲਾ ਕੇ ਬਹਿ ਕੇ ਕਹਿੰਦੇ ਰਾਜ ਹੀ ਸਾਡਾ ਦੋ ਜਣੇ ਦੋ ਜਣੇ ਰਾਜ ਹੀ ਕਹਿ ਰਹੇ ਰਾਜ ਹੈ ਜੀ ਸਿੱਖਾਂ ਦਾ ਦੋ ਜਣਿਆਂ ਨੇ ਸਿਰ ਜੋੜ ਲਏ ਜਾਤਾਂ ਪਾਤਾਂ ਖਤਮ ਕਰਤੀਆਂ ਇਕੱਠੇ ਹੋਣ ਦੀ ਲੋੜ ਹੈ ਬਸ ਇਕੱਠੇ ਹੋਈਏ ਇੱਕ ਹੋਈਏ ਏਕਤਾ ਲਿਆਈਏ ਜਾਤਾਂ ਪਾਤਾਂ ਮਜਹਬਾਂ ਤੇ ਐਵੇਂ ਜੋ ਸਾਡੇ ਸੰਪਰਦਾਵਾਂ ਦੇ ਝਗੜੇ ਨੇ ਇਹਨਾਂ ਤੋਂ ਸਾਰੇ ਆਪਾਂ ਉੱਚੇ ਉਠੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਮੁਤਾਬਕ ਚੱਲੀਏ ਪੀਵੋ ਪਹੁਲ ਖੰਡ ਧਾਰ ਹੋਏ ਜਨਮ ਲਾਸਟ ਧਾਰਨਾ ਪੜ ਰਿਆਂ ਫਿਰ ਅਰਦਾਸ ਵਿੱਚ ਜੁੜਾਂਗੇ ਹੁਕਮਨਾਮੇ ਸੁਣਾਂਗੇ ਜਿੰਨਾ ਚਿਰ ਪੂਰੀ ਸਮਾਪਤੀ ਨਹੀਂ ਹੁੰਦੀ ਉਹਨਾਂ ਚਿਰ ਚਾਲਾ ਨਾ ਪਾਇਓ ਅਜੇ ਸਵਾ ਕਚਾਰ ਹੋਏ ਨੇ ਬਹੁਤਾ ਲੰਮਾ ਟਾਈਮ ਨਹੀਂ ਹੋਇਆ ਘਰ ਪਹੁੰਚ ਜਾਣਾ ਜਲਦੀ ਕਾਲ ਨਾ ਕਰਿਓ ਪੂਰੀ ਸਮਾਪਤੀ ਤੋਂ ਬਾਅਦ ਅਰਦਾਸ ਤੋਂ ਬਾਅਦ ਚਾਲਾ ਪਾਵਾਂਗੇ ਪੀਵੋ ਪਹਲ ਖੰਡੇ ਧਾਨ ਹੋਵੇ ਜਨਮ ਸੁਹੇਲਾ ਪਹਲ ਖੰਡੇ ਧਾਨ ਹੋਵੇ ਜਨਮ ਸੁਹੇਲਾ ਪਹਲ ਖੰਡੇ ਧਾਨ ਹੋਵੇ ਜਨਮ ਸੁਹੇਲਾ ਬੋਲੋ पहल खंडेदार बेनती है भाई मन जोड़ के पढ़ो सारे पूरा एकाग्र करके मन पीवो पहल खंडेदार होवे जन्म सुहेला पहल खंडेदार होवे जन्म सुहेला ਜੀਵ ਕੋਹਰ ਖੰਡੇ ਤਾਲ ਹੋਵੇ ਜਾਨ ਮੋਤੇ ਵੜੋ ਬਈ ਕੋਹਰ ਖੰਡੇ ਤਾਲ ਹੋਵੇ ਜਾਨ ਮੋਤੇ ਕੋਹਰ ਜੀਵ 我们。 मन बनाइए एकादश में खुशियां अंडे वाले अमृत की संग अंडे वाला अमृत की एकादश खुशियां मिलनिया पढ़ो ਦਸਵੇਂ ਸੁਦੀ ਸੰਗੋ ਨਾ ਬੋਲੋ ਪਹਿਲਾ ਘੁੱਟ ਭਰੇ ਆਪੇ ਅੱਖਾਂ ਖੁੱਲ ਜਾਂਦੀਆਂ ਪਹਿਲਾ ਘੁੱਟ ਭਰੇ ਆਪੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਬਾਟੇ ਕੀ ਸੰਗਤ ਪਾਤਸ਼ਾਹ ਮੇਰ ਰੱਖਣ ਥੋੜਾ ਜਿਹਾ ਇਤਿਹਾਸ ਅੱਜ ਨਾਲ ਤਾਂ ਰੱਖਿਆ ਕਈ ਸਜਣ ਇਤਿਹਾਸ ਨੂੰ ਸੁਣ ਸਮਝ ਕੇ ਹੌਲੀ-ਹੌਲੀ ਅੱਗੇ ਨੂੰ ਵਧਦੇ ਨੇ ਗੁਰਬਾਣੀ ਪੜ੍ਹੀਏ ਸਮਝੀਏ ਬਸ ਇਹਦੀ ਲੋੜ ਹੈ ਗੁਰਮਤ ਦੀ ਵਿਚਾਰ ਹੋਵੇ ਹੋਈਆਂ ਭੁੱਲਾਂ ਬੋਲਦਿਆਂ ਖਿਮਾ ਕਰ ਦੇਣੀਆਂ ਜੋ ਕੋਈ ਭੁੱਲ ਗਲਤੀ ਕਰ ਗਿਆ ਮਾਫੀ ਬਖਸ਼ਣੀ ਤੇ ਪਹਿਲਾ ਡੰਡਾ ਹੈ ਗੁਰੂ ਘਰ ਚ ਦਾਖਲਾ ਲੈਣਾ ਹੈ ਇਹ ਪਹਿਲੇ ਡੰਡੇ ਤੇ ਪੈਰ ਰੱਖਣਾ ਹੈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਫਿਰ ਗਿਆਨ ਅੰਮ੍ਰਿਤ ਨਾਲ ਜੁੜ ਗਏ ਆਪਾਂ ਬਾਣੀ ਪੜਨ ਲੱਗ ਗਏ ਫਿਰ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਓ ਭਾਈ ਫਿਰ ਨਾਮ ਨਾਲ ਸੁਰਤ ਜੁੜ ਜਾਂਦੀ ਹੈ ਪਹਿਲਾਂ ਅਸੀਂ ਏਕ ਅੰਮ੍ਰਿਤ ਫਿਰ ਗਿਆਨ ਅੰਮ੍ਰਿਤ ਫਿਰ ਅਸਲ ਜਿਹਨੂੰ ਅਸੀਂ ਕਹਿੰਦੇ ਆ ਨਾਮ ਅੰਮ੍ਰਿਤ ਉੱਥੇ ਤੱਕ ਪਹੁੰਚਣਾ ਹੈ ਆਪਾਂ ਹੁਣ ਸਰੀਰ ਨੂੰ ਆਪਾਂ ਸਾਂਭਣ ਲਈ ਦੁੱਧ ਅੰਮ੍ਰਿਤ ਪੀਨੇ ਆ ਪਸ਼ੂ ਮਿਲੇ ਚੰਗਿਆਈਆਂ ਖੜ ਖਾ ਹੈ ਅੰਮ੍ਰਿਤ ਦੇ ਤਨ ਵਾਸਤੇ ਦੁੱਧ ਅੰਮ੍ਰਿਤ ਭੋਜਨ ਅੰਮ੍ਰਿਤ ਜਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਹੁਣ ਸਰੀਰ ਲਈ ਅੰਮ੍ਰਿਤ ਹੈ ਭੋਜਨ ਦੁੱਧ ਉਦੋਂ ਬਾਅਦ ਫਿਰ ਜਾਤਾਂ ਪਾਤਾਂ ਖਤਮ ਹੋ ਗਈਆਂ ਅੱਖਾਂ ਖੁੱਲ ਗਈਆਂ ਐਵੇਂ ਵਹਿਮਾਂ ਭਰਮਾਂ ਵਿੱਚ ਪਏ ਸੀ ਇਹ ਖੰਡੇ ਦੀ ਪੌਲ ਅੰਮ੍ਰਿਤ ਫਿਰ ਗਿਆਨ ਹੋ ਗਿਆ ਅਕਲ ਜਿਵੇਂ ਜਿਵੇਂ ਵਧੀ ਜਾਣੀ ਗਿਆਨ ਅੰਮ੍ਰਿਤ ਮਿਲ ਗਿਆ ਫਿਰ ਖੰਡੇ ਫਿਰ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਣੀ ਇਸ ਕਰਕੇ ਇਹ ਸਤਿਗੁਰੂ ਕਿਰਪਾ ਕਰਨ ਹੌਲੀ ਹੌਲੀ ਅੱਗੇ ਨੂੰ ਵਧਣਾ ਪਹਿਲਾਂ ਦਾਖਲਾ ਲੈਣਾ ਜ਼ਰੂਰੀ ਹੈ ਡਿਗਰੀ ਕੋਈ ਤਾਂ ਹੀ ਮਿਲਣੀ ਹੈ ਪਹਿਲਾਂ ਐਡਮਿਸ਼ਨ ਕਰਾ ਲੈ ਦਾਖਲਾ ਲੈ ਲੈ ਗੁਰੂ ਘਰ ਚ ਦਾਖਲਾ ਲਈਏ ਭਾਈ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਹਾਜ਼ਰੀ ਭਰੋ ਬਾਕੀ ਹੁਣ ਬੋਲੋ ਗੱਜ ਕੇ ਆਨੰਦ ਸਾਹਿਬ ਵਿੱਚ ਅਰਦਾਸ ਜੁੜ ਕੇ ਹੁਕਮਨਾਮੇ ਸੁਣੋ ਫਿਰ ਮਹਾਰਾਜ ਜੀ ਜਾਣਗੇ ਫਿਰ ਆਪਾਂ ਚੱਲਾਂਗੇ ਕੱਲ ਵਾਂਗੂ ਹਿੰਮਤ ਕਰਿਓ ਬੀਬੀਆਂ ਭੈਣਾਂ ਵੀਰ ਭਰਾ ਫਟਾਫਟ ਪ੍ਰਸ਼ਾਦ ਵਰਤਾ ਦਿਓ ਕੜਾ ਪ੍ਰਸ਼ਾਦ ਫਟਾਫਟ ਵਰਤਾਇਓ ਉਦੋਂ ਬਾਅਦ ਕਿਉਂਕਿ ਇਕੱਠ ਜ਼ਿਆਦਾ ਜਲਦੀ ਜਲਦੀ ਵਰਤਾਇਆ ਕਰੋ ਤੇ ਪਿਆਰ ਨਾਲ ਸਾਰਿਆਂ ਨੇ ਨਿਕਲਣਾ ਜਲ ਪਾਣੀ ਛਕ ਲੈਣਾ ਹੈ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਹੈ ਇੱਥੇ ਹੀ ਆਓ ਬਣਾਓ ਵਰਤਾਓ ਆਪ ਛਕੋ ਆਉਣ ਵਾਲੀ ਸੰਗਤ ਨੂੰ ਛਕਾਓ ਵੱਧ ਚੜ ਕੇ ਸੇਵਾ ਕਰੋ ਇੱਕੋ ਦਿਨ ਰਹਿ ਗਿਆ ਆਪਾਂ ਰਲ ਮਿਲ ਕੇ ਸਾਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਮਰ ਦੇ ਚਰਨਾਂ 'ਚ ਰਲ ਮਿਲ ਕੇ ਭਰੀਏ ਹੋਈਆਂ ਪੁੱਲਾਂ ਖਿਮਾ ਕਰਨੀਆਂ 10 ਵਜੇ ਪਹੁੰਚ ਜਿਓ ਕੇਸੀ ਇਸ਼ਨਾਨ ਕਰਕੇ ਜਿੰਨਾ ਅਮਰ ਛਕਣਾ ਭਾਈ ਮਿੱਠਾ ਖੂ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਤੇ 10 ਵਜੇ ਆ ਜਿਓ 11 ਵਜੇ ਵੀ ਆ ਗਏ ਤਾਂ ਵੀ ਠੀਕ ਹੈ ਜਿੰਨਾ ਅੰਮ੍ਰਿਤ ਦੀ ਦਾਤ ਲੈਣੀ 11 11:30 ਤੱਕ ਵੀ ਕੇਸੀ ਇਸ਼ਨਾਨ ਕਰਕੇ ਨਵੇਂ ਸੁੱਚੇ ਵਸਤਰ ਪਾ ਲਓ ਨਵੇਂ ਪਾ ਲਓ ਧੋਤੇ ਸਾਫ਼ ਬਸਤਰ ਪਾ ਕੇ ਬਸ ਅੰਮ੍ਰਿਤ ਦੀ ਦਾਤ ਆ ਕੇ ਪ੍ਰਾਪਤ ਕਰ ਲਓ ਇਹੀ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਨੇ ਸੋ ਵੱਧ ਤੋਂ ਵੱਧ ਤਿਆਰੀਆਂ ਕਰਕੇ ਸਤਿਗੁਰ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜਿਨ੍ਹਾਂ ਮੱਥਾ ਨਹੀਂ ਟੇਕਿਆ ਉਹ ਉੱਠਣ ਬਾਕੀ ਬੈਠੇ ਰਹਿਣ ਜਿਨ੍ਹਾਂ ਮੱਥਾ ਨਹੀਂ ਟੇਕਿਆ ਆਓ ਤੇ ਲਾਈਨਾਂ ਲਾ ਕੇ ਰਾਹ ਸਾਰਾ ਖਾਲੀ ਕਰ ਦਿਓ ਵਾਰੀ-ਵਾਰੀ ਮੱਥਾ ਟੇਕ ਕੇ ਫਟਾਫਟ ਸਾਰੀ ਸੰਗਤ ਫਿਰ ਬੈਠੀ ਜਾਵੇ ਆਰਾਮ ਨਾਲ ਬਹਿ ਜਾਓ ਰਾਮ ਕਲੀ ਮਹੱਲਾ ਤੀਜਾ ਆਨੰਦ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੋਤਾ ਪਾਇਆ ਸਹਿਤ ਸੇਤੀ ਮਨ ਵਜੀਆਂ ਰਾਗ ਰਤਨ ਪਰਵਾਦ ਪਰੀਆਂ ਸ਼ਬਦ ਗਾ ਬਣਿਆ ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਨੀਂਦ ਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਆਪੂ ਸਤਾਰੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰ ਪੜੋ ਗਈ ਕਾਰੋ ਕਰੇ ਤੇਰਾ ਕਾਮ ਸਭ ਸਵਾਰਨਾ ਅਗਲਾ ਸਮਰੱਥ ਸੁਆਮੀ ਹੋ ਕਿਉ ਮਨ ਹੋਮ ਸਾਰੇ ਕਹਿਣਾ ਮਨ ਵਾਉ ਹਰ ਨਾਮੇ ਸਾਚੇ ਸਾਹਿਬ ਕਿਆ ਨਹੀਂ ਘਰ ਤੇ ਕਰਤਾ ਤੇ ਹੈ ਸਭ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਤੇ ਮਨ ਵਸਾਵੇ ਵਾਜੇ ਸੰਤ ਮੇਰੇ ਇਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰਾ ਸਾਚਾ ਮੇਰਾ ਆਗਾ ਆਪਣਾ ਪਿਆਰਾ ਸੁਆ ਸਿੱਧਾ ਸਤਿਗੁਰੂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਗੁਰਬਾਣ ਕੀ ਬਾਣੀ ਜਨੋ ਜਿਸੀ ਆਇਓ ਹੈ ਹੈ ਨਾਨਕ ਸੁਣ ਹੋ ਉਹ ਸ਼ਬਦ ਤਰ ਹੋ ਪਿਆਰੇ ਸੰਤ ਆਪਿਆ ਜਾਣੂ ਆਖੇ ਹਰ ਸੁਭਾਗੈ ਸ਼ਬਦ ਵਾਚ ਕਲਾ ਜਿਤ ਕਰ ਤਾਜਿਆ ਸਿਧੂ ਕਰਮ ਪਾਇਆ ਤੁਧ ਜਿਨ ਨਾਮ ਹਰ ਕਹਿਲਾ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਲਮ ਕਰ ਪਾਇਆ ਉਪਰੇ ਕਬੀਰ ਸੂਰੇ ਦੁਖ ਰੋਗ ਸੰਤਾ ਉਪਰੇ ਸੁਣੀ ਸੱਚੀ ਬਾਣੀ ਸਾਰਮ ਭਏ ਸਤ ਸੂਰੇ ਗੁਰ ਤੇ ਪੁਨੀਤ ਪਵਿੱਤ ਸਤਗੁਰ ਰਹਿਆ ਭਰਪੂਰ ਸਤ ਨਾਲ ਗੁਰ ਜਾਤੇ ਵਾਸੇ ਅਨਾਦ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਦੇਵ ਸਹਿਬ ਧਨ ਹੈ ਸਤਿਗੁਰਾਂ ਦਾ ਨਾਮ ਹਰ ਰਸਨਾ ਤੇ ਆਵੇ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਮਾਈਕ ਦੂਰ ਰੱਖਿਆ ਕਰੋ ਧਨ ਹੈ ਗੁਰੂ ਰਾਮਦਾਸ ਸਹਿਬ ਧਨ ਹੈ ਧਨ ਹੈ ਗੁਰੂ ਰਾਮਦਾਸ ਸਹਿਬ ਹੈ ਉਤਰੈ ਮਨ ਕੀ ਭੁਖ ਸੋ ਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੀ ਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ जतन ਕਰ ਰਹੇ बहु ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਓ ਅੰਮ੍ਰਿਤ ਨਾਮ ਨਿਰਮੋਲ ਕੋ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ओए जो बीच हम तुम कछ होते तिनकी बात बिलानी अलंकार मिल थैली हुई है ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕੋਹ ਨਾਨਕ ਨੇ ਚਲ ਕਰ ਬਾਂਧਿਓ ਗੁਰ ਦੀਓ ਗੁਰ ਕੀਓ ਬੰਦਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕੋਹ ਨਾਨਕ ਨਿਹ ਚਲ ਕਰ ਬੰਦਿਓ ਗੁਰ ਕੀਓ ਬੰਦਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ